Thank you. ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਤੂੰ ਸਾਹਿਬ ਨਿਧਾਨਾ ਤੂੰ ਸਾਹਿਬ ਗੁਣੇ ਨਿਧਾਨਾ ਗੁਣੇ ਨਿਧਾਨਾ ਤੁਮਰੀ ਮਹਿਮਾ ਵਰਨ ਨ ਸਕੋ ਤੁਮਰੀ ਮਹਿਮਾ ਤੁਮਰੀ ਮਹਿਮਾ ਤਨ ਤਨ ਸਤਗੁਰ ਕਲਗੀਆਂ ਵਾਲੇ ਤਨ ਤਨ ਸਤਗੁਰ ਬਾਜਾਂ ਵਾਲੇ ਤਾਜਾਂ ਵਾਲੇ ਬਲ ਬਾਜਾਂ ਵਾਲੇ ਤਾਜਾਂ ਵਾਲੇ ਤੁਮਰੀ ਮਹਿਮਾ ਵਰਨ ਨਾ ਸਕ ਤੂੰ ਠਾਕੁਰ ਊਟ ਭਗਵਾਨਾ ਗੁਰੂ ਗੁਰੂ ਗੁਰੂ ਗੁਰੂ ਗੁਰ ਕਰ ਮਨ ਮੋਰ ਗੁਰੂ ਗੁਰੂ ਗੁਰ ਕਰ ਮਨ ਮੋਰ ਗੁਰੂ ਗੁਰੂ ਗੁਰ ਕਰ ਮਨ ਮੋਰ ਗੁਰੂ ਗੁਰੂ ਗੁਰ ਕਰ ਮਨ ਗੁਰੂ ਬਿਨਾ ਮੈਂ ਕਵੇ ਮੇਰਿਆ ਮਨਾ ਗੁਰੂ ਬਿਨਾ ਤੇਰਾ ਹੋਰ ਕੋਈ ਸਾਡੀ ਸੁਰਤ ਕੀ ਕਹਿੰਦੀ ਰਹਿੰਦੀ ਏ ਮੇਰੇ ਬੱਚੇ ਮੇਰਾ ਪਰਿਵਾਰ ਮੇਰੇ ਯਾਰ ਮੇਰੇ ਦੋਸਤ ਬੜਿਆਂ ਥਾਵਾਂ ਤੇ ਮਨ ਲੱਗਿਆ ਹੋਇਆ ਸੁਰਤ ਵਿੱਚ ਗੁਰੂ ਦਾ ਗਿਆਨ ਨਹੀਂ ਰਹਿੰਦਾ ਹਰ ਵੇਲੇ ਗੁਰੂ ਗੁਰੂ ਕਰਿਆ ਕਰ ਮਨਾ ਜੋ ਗੁਰੂ ਜੀ ਕਹਿੰਦੇ ਨੇ ਉਹਨਾਂ ਬਚਨਾਂ ਨੂੰ ਚੇਤੇ ਰੱਖਿਆ ਕਰ ਮੇਰਿਆ ਮਨਾ ਗੁਰੂ ਬਿਨਾ ਤੇਰਾ ਕੋਈ ਨਹੀਂ ਕੋਈ ਨਹੀਂ ਗੁਰੂ ਬਿਨਾ ਗੁਰੂ ਗੁਰੂ ਗੁਰੂ ਗੁਰੂ ਗੁਰ ਕਰ ਮਨ ਮੋਹ ਸਾਰੀ ਸੰਗਤ ਸਾਰੇ ਬੋਲੋ ਸਟੇਜ ਵਾਲੇ ਵੀ ਸੰਗਤ ਵੀ ਗੁਰੂ ਗੁਰੂ ਗੁਰ ਪੜੋ ਵਾਹ ਗੁਰੂ ਗੁਰੂ ਪੜੋ ਜੀ ਗੁਰੂ ਗੁਰੂ ਗੁਰੂ ਬਿਨਾ ਮੈਂ ਗੁਰੂ ਬਿਨਾ ਮੈਂ ਨਹੀਂ ਹੋਰ ਗੁਰੂ ਬਿਨਾ ਮੈਂ ਨਹੀਂ ਹੋਰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਹਮੇਸ਼ਾ ਕਹਿੰਦਾ ਮਨ ਮਹਿਸੂਸ ਕਰੇ ਜੀਬ ਬੋਲੇ ਮਨ ਫੀਲ ਕਰੇ ਜੀਬ ਆਵਾਜ਼ ਮਾਰੇ ਇਹ ਨਾ ਹੋਵੇ ਜੀਬ ਕਹੀ ਜਾਏ ਤੇ ਮਨ ਨੂੰ ਪਤਾ ਹੀ ਨਾ ਲੱਗੇ ਕਿਰਪਾ ਕਰੋ ਜੀ ਸਾਰੇ ਜਪੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਗੁਰ ਚਰਣੀ ਦਾ ਕਾ ਵਾਹਿਗੁਰੂ ਵਾਹਿਗੁਰੂ ਵਾਂਝੇ ਨਹੀਂ ਰਹਿਣਾ ਜੀ ਵਾਹਿਗੁਰੂ ਵਾਹਿਗੁਰੂ ਪੜੋ ਬਈ ਵਾਹਿਗੁਰੂ ਜੀ ਵਾਹਿਗੁਰੂ Guru ਅੰਮ੍ਰਿਤ ਪੀਆ ਜੀ ਅੰਮ੍ਰਿਤ ਪੀਆ ਕੜੋ ਅੰਮ੍ਰਿਤ ਜੀ ਅੰਮ੍ਰਿਤ ਅੰਮ੍ਰਿਤ ਪੀਆ ਸਤਗੁਰ ਦੀਆ ਅੰਮ੍ਰਿਤ ਪੀਆ ਸਤਗੁਰ ਦੀਆ ਅੰਮ੍ਰਿਤ ਦੀਆ ਅਵਰ ਨ ਜਾਣਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਜੀ ਸਾਰੇ ਜੀ ਸਾਰੇ ਤੇ ਨਹੀਂ ਰਹਿਣਾ ਸਾਰੀ ਸੰਗਤ ਵੀ ਸਟੇਜ ਵਾਲਿਆਂ ਨੂੰ ਵੀ ਬੇਨਤੀ ਹੈ ਸਾਜ ਵਜਾਣੇ 2 ਨੰਬਰ ਤੇ ਰੱਖੋ ਬੋਲਣਾ 1 ਨੰਬਰ ਤੇ ਰੱਖੋ ਹਾਂਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸੱਚੇ ਪਾਤਸ਼ਾਹ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਨਿਧਾਨ ਹੈ ਮਿਲ ਪੀਵੋ ਪਾਈ ਪੀਵੋ ਪਾਈ ਅਮ੍ਰਿਤ ਨਾਮ ਅਨਰਤ ਸੁਖ ਪਾਇ ਸਭ ਤਿੱਖਾ ਬੁਝਾਈ ਇਸ ਸਿਮਰਤ ਸੁਖ ਪਾਇ ਸਭ ਤਿੱਖਾ ਬੁਝਾਈ ਤਿੱਖਾ ਬੁਝਾਈ ਆ Bye. ਹਰ ਸੇਵਾ ਪਾਰ ਬ੍ਰਹਮ ਗੁਰ ਭੁੱਖ ਰਹਿ ਨ ਕਾਈ ਸਗਲ ਮਨੋਰਥ ਪੁੰਨਿਆ ਅਮਰਾ ਪਦ ਪਾਈ ਅਮਰਾ ਪਦ ਪਾਈ ਹਾਂ ਸਗਲ ਮਨੋਰਥ ਪੁੰਨਿਆ ਅਮਰਾ ਪਦ ਪਾਈ ਤੁਧ ਜੇਵਟ ਤੂੰ ਹੈ ਪਾਰ ਬ੍ਰਹਮ ਤੁਧ ਜੇਵਟ ਤੂੰ ਹੈ ਪਾਰ ਬ੍ਰਹਮ ਨਾਨਕ ਸ਼ਰਣਾਈ ਤੁਧ ਜੇਵਟ ਤੂੰ ਹੈ ਅੰਮ੍ਰਿਤ ਨਾਮ ਨਿਧਾਨ ਹੈ ਮਿਲ ਪੀਵੋ ਭਾਈ ਕੋਈ ਸਾਰੇ ਜਪੋ ਸਾਡੀ ਬਾਹ ਫੜ ਕੇ ਬਾਹ ਫੜ ਕੇ ਸਾਡੀ ਬਾਹ ਫੜ ਕੇ ਬਾਹ ਫੜ ਕੇ ਸਾਨੂੰ ਰੱਖ ਲੈ ਬਾਜਾ ਵਾਲਿਆ ਰੱਖ ਲੈ ਬਾਜਾ ਵਾਲਿਆ ਫੜ ਕੇ ਬਾਹਰ ਕੇ ਰੱਖ ਲੈ ਬਾਜਾ ਵਾਲਿਆ ਸਾਨੂੰ ਰੱਖ ਲੈ ਬਾਜਾ ਵਾਲਿਆ ਸਾਡੀ ਫੜ ਕੇ ਮਾਂ ਫੜ ਕੇ ਤੂੰ ਤਾਂ ਧੁਰ ਤੋਂ ਰੱਖਦਾ ਆਇਆ ਧੁਰ ਤੋਂ ਮਾਲਕਾ ਧੁਰ ਤੋਂ ਹੀ ਰੱਖਦਾ ਆਇਆ ਗੁਰੂ ਰੱਖਦਾ ਆਇਆ ਤੂੰ ਤਾਂ ਧੁਰ ਤੋਂ ਮਾਲਕਾ ਧੁਰ ਤੋਂ ਰੱਖਦਾ ਆਇਆ ਮੈਨੂੰ ਰੱਖ ਲੈ ਬਾਜਾਂ ਰੱਖ ਲੈ ਬਾਜਾ ਸਾਰੀ ਸੰਗਤ ਸਾਰੇ ਬੋਲੋ ਜੀ ਧੁਰ ਤੋਂ ਰੱਖਦਾ ਪੜੋ ਪੜੋ ਧੁਰ ਤੋਂ ਮਾਈਕ ਬੰਦ ਕਰ ਦੇ ਬੀਬੀਆਂ ਵਾਲੇ ਰੱਖ ਲੈ ਸਾਰੇ ਸਿੰਘ ਬੋਲੋ ਪੜੋ ਜੀ ਧੁਰ ਉੱਡ ਤੋਂ ਰੱਖਦਾ ਆਇਆ ਤੂੰ ਕਾ ਫੁੱਟ ਤੋਂ ਹਾਂਜੀ ਫੁੱਟ ਤੋਂ ਰੱਖਦਾ ਆਇਆ ਸਾਨੂੰ ਰੱਖ ਲੈ ਰੱਖ ਲੈ ਰੱਖ ਲੈ ਬਾਜਾ ਰੱਖ ਲੈ ਬਾਜਾ ਰੱਖ ਲੈ ਵਾਜਾ ਵਾਲਿਆ ਨਾਨਕ ਤਿਸ ਬਿਨ ਘੜੀ ਨਾ ਜੀਵਣ ਨਾਨਕ ਤਿਸ ਬਿਨ ਘੜੀ ਨਾ ਜੀਵਣਾ ਵਿਸਰੇ ਸਰੇ ਨਾ ਬਿੰਦ ਸਰੇ ਨਾ ਬਿੰਦ ਸਰੇ ਨਾ ਤਿਸ ਸਿਉ ਕਿਉ ਮਨ ਰੁਸੀਐ ਜਿਸ ਹੈ ਹਮਾਰੀ ਚਿੰਦ ਜਿਸ ਹੈ ਹਮਾਰੀ ਤਿਸ ਸਿਉ ਕਿਉ ਮਨ ਰੁਸੀਏ ਦੁਸੇ ਨਾ ਕਲਗੀਆਂ ਵਾਲਾ ਜਗ ਭਾਵੇਂ ਸਾਰਾ ਦੁਸੇ ਰੁਸੇਨਾ ਮੇਰਾ ਰੁਸੇਨਾ ਮੇਰਾ ਹੋ ਮੇਰਾ ਰੁਸੇਨਾ ਚੱਲ ਵਾਲਾ ਜਗ ਪਾਵੇ ਸਾਰਾ ਰੁਸੇਨਾ ਰੁਸੇਨਾ ਚੱਲ ਗਿਆ ਵਾਲਾ ਪੜੋ ਜਗ ਮਾਵੇ ਸਾਰਾ ਦੁੱਖ ਦੇ ਜਾਵੇ ਸਾਰਾ ਦੁੱਖ ਮੇਰਾ ਨਸੇਨਾ ਹੋ ਮੇਰਾ ਨਸੇਨਾ ਕਲਗੀਆਂ ਵਾਲਾ ਜਗ ਪਾਵੇਂ ਸਾਰਾ ਦੁੱਖ ਦੇ ਦੁਸੇਨਾ ਕਲਗੀਆਂ ਵਾਲਾ ਜਗ ਪਾਵੇਂ ਸਾਰਾ ਜਗ ਪਾਵੇਂ ਸਾਰਾ ਦੁੱਖ ਦੇ ਭੱਜ ਕੇ ਬਈ ਪਰਮ ਸਤਕਾਰ ਜੋ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਰਸਨਾ ਪਵਿੱਤਰ ਕਰੋ ਕਲਗੀਧਰ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਦੁਹਰਾਓ ਇੱਕ ਵਾਰੀ ਸਾਰੇ ਬੁਲੰਦ ਆਵਾਜ਼ ਵਿੱਚ ਆਖੋ ਜੀ ਵਾਂਝੇ ਨਹੀਂ ਰਹਿਣਾ ਦੁਬਾਰਾ ਨਾ ਕਹਿਣਾ ਪਵੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਰਾਜ ਸਾਹਿਬ ਜੀ ਦੀ ਮਿਹਰ ਨਾਲ ਆਪਾਂ ਸਾਰੇ ਗੁਰਦੁਆਰਾ ਪਰਮੇਸ਼ਰ ਦਵਾਰ ਸਾਹਿਬ ਜੋ ਹਰ ਸੰਗਰਾਮ ਤੇ ਹੀ ਹਾਜ਼ਰੀਆਂ ਭਰਦੇ ਆ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਹੁਣ ਸੰਗਰਾਮ ਦੀ ਬਜਾਏ ਅੰਗਰੇਜ਼ੀ ਮਹੀਨੇ ਦਾ ਪਹਿਲਾ ਸ਼ਨੀਵਾਰ ਕਰ ਦਿੱਤਾ ਹੈ ਬਦਲ ਕੇ ਪਰ ਇਹ ਸੰਗਰਾਨ ਦਾ ਦੀਵਾਨ ਇਹ ਕਹਿ ਲੋ ਵੀ ਆਖਰੀ ਜੋ ਇੰਨੇ ਸਾਲਾਂ ਤੋਂ ਆਪਾਂ ਸੰਗਰਾਨ ਦੇ ਬਹਾਨੇ ਜੁੜਦੇ ਆਂ ਜੁੜਨਾ ਹੁਣ ਵੀ ਉਦਾਂ ਹੀ ਐ ਅੰਮ੍ਰਿਤ ਸੰਚਾਰ ਹੁਣ ਵੀ ਉਦਾਂ ਹੀ ਹੋਣਾ ਐ ਪਰ ਮਹੀਨੇ ਬਾਅਦ ਪਹਿਲਾ ਸ਼ਨੀਵਾਰ ਇਹ ਸੰਗਰਾਨ ਦਾ ਦੀਵਾਨ ਹੈ ਜਿਹੜਾ ਲਾਸਟ ਅੱਜ ਵੀ ਮਹਾਰਾਜ ਦੀ ਕਿਰਪਾ ਨਾਲ ਸੈਂਕੜੇ ਪ੍ਰਾਨੀ ਵੱਡੀ ਗਿਣਤੀ ਵਿੱਚ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਰਹੇ ਨੇ ਔਰ ਹਜ਼ਾਰਾਂ ਦੀ ਤਾਦਾਦ ਵਿੱਚ ਆਪ ਜੀ 400 ਫੁੱਟ ਲੰਬਾ ਲੱਗਿਆ ਪੰਡਾਲ ਵੀ ਅੱਜ ਛੋਟਾ ਜਾਪਦਾ ਹੈ ਸੁਖੀ ਵਸੈ ਮੋਰੋ ਪਰਵਾਰਾ ਇਕੱਠੇ ਹੋ ਜਾਈਏ ਇਹਦੇ ਵਿੱਚ ਕਿੰਨੀ ਵੱਡੀ ਬਰਕਤ ਹੈ ਖੰਡੇ ਦੀ ਪੌਲ ਲੈਣੀ ਅੰਮ੍ਰਿਤ ਛਕਣਾ ਕਈ ਲੋਕੀ ਇਸ ਗੱਲ ਦਾ ਹੀ ਬੜਾ ਰੌਲਾ ਪਾਉਂਦੇ ਨੇ ਜੀ ਅੰਮ੍ਰਿਤ ਪੌਲ ਕਹਿਣਾ ਚਾਹੀਦਾ ਹੈ ਚਾਰ ਸੰਸਕਾਰ ਰਹਿਤ ਮਰਿਆਦਾ ਵਿੱਚ ਦੱਸੇ ਗਏ ਆ ਜਨਮ ਸੰਸਕਾਰ ਦੂਜਾ ਅੰਮ੍ਰਿਤ ਸੰਸਕਾਰ ਤੀਸਰਾ ਵਿਆਹ ਸੰਸਕਾਰ ਜਾਂ ਆਨੰਦ ਸੰਸਕਾਰ ਇਹ ਤੀਜਾ ਤੇ ਚੌਥਾ ਅੰਤਮ ਸੰਸਕਾਰ ਉਹਦੇ ਚ ਅੰਮ੍ਰਿਤ ਸੰਸਕਾਰ ਲਿਖਿਆ ਪੌਲ ਸੰਸਕਾਰ ਨਹੀਂ ਲਿਖਿਆ ਕੌਮੀਅਤ ਜਗਾਣ ਵਾਸਤੇ ਖੰਡੇ ਬਾਟੇ ਦੀ ਪੌਲ ਵੀ ਅੰਮ੍ਰਿਤ ਦਾ ਕੰਮ ਕਰਦੀ ਹੈ ਸਾਡੇ ਅੰਦਰ ਕੌਮੀਅਤ ਜਾਗ ਜਾਏ ਆਪਾਂ ਇਕੱਠੇ ਹੋ ਜਾਈਏ ਹੁਣ ਸੋਚੋ ਕਈਆਂ ਕੋਲ ਪੈਸਾ ਹੈ ਬਾਹੂ ਬਲ ਹੈ ਨਹੀਂ ਫਿਜ਼ੀਕਲੀ ਸਟਰੋਂਗ ਨਹੀਂ ਨੇ ਕਈ ਸਰੀਰ ਕਰਕੇ ਬੜੇ ਤਕੜੇ ਨੇ ਬੁੱਧੀਜੀਵੀ ਨਹੀਂ ਕਈ ਬੁੱਧੀਜੀਵੀ ਹੈ ਨੇ ਦਿਮਾਗ ਬੜੇ ਕੰਮ ਕਰਦੇ ਨੇ ਪੈਸਾ ਹੈ ਨਹੀਂ ਤੇ ਜੇ ਆਪਾਂ ਇਕੱਠੇ ਹੋ ਕੇ ਇੱਕ ਮਿਸ਼ਨ ਹੋਵੇ ਸਾਡਾ ਇੱਕ ਪਲੇਟਫਾਰਮ ਤੇ ਸਾਡੀ ਕੌਮ ਇਕੱਠੀ ਹੋਵੇ ਰਹੀਏ ਜਿੱਥੇ ਮਰਜੀ ਵਰਲਡ ਵਿੱਚ ਜਿੱਥੇ ਮਰਜੀ ਰਹੀਏ ਜਿੱਥੇ ਵੀ ਬੈਠੇ ਆ ਪਰ ਸਾਰਿਆਂ ਦਾ ਇੱਕ ਟਾਰਗੇਟ ਹੋਵੇ ਮਿਸ਼ਨ ਇੱਕ ਹੋਵੇ ਪਹੁੰਚਣਾ ਸਾਰਿਆਂ ਦਾ ਨਿਸ਼ਾਨਾ ਇੱਕ ਹੋਵੇ ਕਿਸੇ ਕੋਲ ਪੈਸਾ ਹੈ ਉਹਦੇ ਕੋਲ ਜ਼ੋਰ ਹੈ ਨਹੀਂ ਕਿਸੇ ਕੋਲ ਜ਼ੋਰ ਹੈ ਉਹਦੇ ਕੋਲ ਦਿਮਾਗ ਹੈ ਨਹੀਂ ਕਿਸੇ ਕੋਲ ਦਿਮਾਗ ਹੈ ਭਾਵ ਕਹਿਣ ਦਾ ਕਿ ਜੇ ਸਾਰੇ ਇਕੱਠੇ ਹੋ ਕੇ ਤੁਰੀਏ ਜਿੰਨੇ ਆਪਾਂ ਸਿੱਖ ਇੱਥੇ ਹੀ ਬੈਠੇ ਆ ਇੰਨੇ ਹੀ ਲਾ ਲਓ ਚਲੋ ਜਿੰਨੇ ਕਿ ਇੱਥੇ ਵੀ ਬੈਠੇ ਆ ਕੋਈ ਮੰਜ਼ਲ ਐਸੀ ਨਹੀਂ ਜਿਹੜੀ ਖਾਲਸਾ ਸਰ ਨਹੀਂ ਕਰ ਸਕਦਾ ਕੋਈ ਮੰਜ਼ਲ ਐਸੀ ਨਹੀਂ ਬਈ ਜਿਹੜੀ ਆਪਾਂ ਸਰ ਨਹੀਂ ਕਰ ਸਕਦੇ ਪਰ ਜਮਾਤ ਬਣ ਜਾਏ ਨਾ ਸਾਰੀ ਕੌਮ ਹੀ ਜਮਾਤ ਬਣ ਜਾਏ ਇੱਕ ਪਰ ਵੰਡੇ ਹੋਏ ਆ ਦੁਚਿੱਤੇ ਦੁਚਿੱਤਾ ਬੰਦਾ ਸ਼ਾਂਤ ਨਹੀਂ ਹੋ ਸਕਦਾ ਡਬਲ ਮਾਈਂਡਡ ਤੇ ਸਾਡਾ ਤੇ ਮਨ ਪਤਾ ਹੀ ਨਹੀਂ ਕਿੱਥੇ ਕਿੱਥੇ ਕਿੱਥੇ ਕਿੱਥੇ ਲੱਗਿਆ ਹੋਇਆ ਹੈ ਇੱਕ ਨਹੀਂ ਹੁੰਦੇ ਪਰ ਜਦੋਂ ਇੱਕ ਹੋਵਾਂਗੇ ਸਨ 78 ਦਾ ਸਾਕਾ ਵੀ ਹੋਇਆ ਸੀ ਉਹ ਵੀ ਇਹੀ ਤਰੀਕਾਂ ਨੇ ਨਾ 13 ਅਪ੍ਰੈਲ 1978 ਪਰ ਉੱਥੇ ਦੋ ਜਥੇਬੰਦੀਆਂ ਇਕੱਠੀਆਂ ਹੋਈਆਂ ਸੀ ਚਲੋ ਇਹ ਅੱਗੇ ਆਪਾਂ ਬਾਅਦ ਵਿੱਚ ਬੇਨਤੀ ਕਰਦੇ ਆਂ ਵੀ ਏਕਤਾ ਦੇ ਵਿੱਚ ਹੈ ਨਾ ਜਿਹੜੀ ਬੜੀ ਵੱਡੀ ਬਰਕਤ ਹੈ ਏਕਤਾ ਚ ਬਹੁਤ ਵੱਡੀ ਬਰਕਤ ਇਸ ਕਰਕੇ ਅੱਜ ਇਕੱਠੇ ਹੋਣ ਦੀ ਜ਼ਿਆਦਾ ਲੋੜ ਹੈ ਜਿਵੇਂ ਸਾਡੇ ਗਰੁੱਪ ਬਾਹਰ ਬਣੇ ਨੇ ਧਿਆਨ ਰੱਖਿਓ ਹੁਣ ਆ ਧਿਆਨ ਨਾਲ ਸੁਣਿਓ ਜਿਵੇਂ ਸਾਡੇ ਗਰੁੱਪ ਬਾਹਰ ਬਣੇ ਨੇ ਮਾਫ ਕਰਨਾ ਉਹੀ ਗਰੁੱਪ ਅੱਜ ਕੱਲ ਇੰਟਰਨੈਟ ਤੇ ਬਣੇ ਨੇ ਉਵੇਂ ਹੀ ਗਰੁੱਪ ਫੋਨ ਤੇ ਬਣੀ ਜਾਂਦੇ ਨੇ ਉਵੇਂ ਉਵੇਂ ਉਹਨਾਂ ਉਹਨਾਂ ਗਰੁੱਪਾਂ ਨਾਲ ਅਸੀਂ ਜੁੜ ਰਹੇ ਆ ਉਹਨੂੰ ਪਸੰਦ ਕਰਦਾ ਕੋਈ ਦੂਜਿਆਂ ਨੂੰ ਕੋਈ ਤੀਸਰਿਆਂ ਨੂੰ ਕੋਈ ਚੌਥਿਆਂ ਨੂੰ ਉਦਾਂ ਉਦਾਂ ਦੀ ਸਾਡੀ ਸੋਚ ਬਣੀ ਜਾਂਦੀ ਹੈ ਜਿੱਦਾਂ ਦੇ ਵਿਚਾਰ ਸੁਣੀ ਜਾਂਦੇ ਆ ਇੱਕ ਗਰੁੱਪ ਨਾਲ ਜੁੜੇ ਹੋਏ ਆ ਬਸ ਪੱਖੀ ਬਣ ਜਾਂਦੇ ਆ ਪੱਖੀ ਚੇਤਾ ਰੱਖਿਓ ਪੱਖੀ ਬੰਦਾ ਸੱਚ ਦੀ ਖੋਜ ਨਹੀਂ ਕਰ ਸਕਦਾ ਸੱਚ ਖੋਜਣਾ ਹੈ ਜੇ ਖੋਜਣਾ ਹੈ ਜੇ ਸੱਚ ਲੱਭਣਾ ਹੈ ਸੱਚ ਤੱਕ ਪਹੁੰਚਣਾ ਹੈ ਫਿਰ ਕਦੇ ਵੀ ਪੱਖੀ ਨਾ ਹੋਵੋ ਨਿਰਪੱਖ ਹੋਵੋ ਹੁਣ ਜੇ ਦੋ ਜਣਿਆਂ ਦਾ ਫੈਸਲਾ ਕਰਾਣਾ ਹੈ ਘਰ ਵਾਲੀ ਤੇ ਸੱਸ ਲੜ ਪਈਆਂ ਮਾਂ ਵੀ ਲੜ ਪਈ ਘਰ ਵਾਲੇ ਵੀ ਲੜ ਪਈ ਦੋਵੇਂ ਲੜਦੀਆਂ ਨੇ ਕਿਵੇਂ ਫੈਸਲਾ ਹੋਏਗਾ ਪੱਖੀ ਨਾ ਨਾ ਹੋਈਏ ਜੇ ਪਹਿਲਾਂ ਹੀ ਮੈਂ ਪੱਖ ਚਾਂ ਵੀ ਮੈਂ ਤੇ ਘਰ ਵਾਲੀ ਦਾ ਪੱਖ ਪੂਰਨਾ ਹੈ ਫਿਰ ਫੈਸਲਾ ਕਿਵੇਂ ਕਰਾਂਗੇ ਜੇ ਪਹਿਲਾਂ ਹੀ ਪੱਖ ਹੈ ਵੀ ਮੈਂ ਤੇ ਮਾਂ ਦਾ ਪੱਖ ਪੂਰਨਾ ਹੈ ਫਿਰ ਤੇ ਨਹੀਂ ਨਾ ਗੱਲ ਬਣ ਸਕਦੀ ਸੱਚ ਖੋਜਣ ਵਾਸਤੇ ਪੱਖੀ ਨਹੀਂ ਬਣੀਦਾ ਜੇ ਸੱਚ ਲੱਭਣਾ ਹੈ ਤੇ ਨਿਰਪੱਖ ਹੋਵੋ ਪਹਿਲਾਂ ਫਰੈਸ਼ ਹੋਵੋ ਬਿਲਕੁਲ ਵੀ ਹਾਂ ਅਸੀਂ ਕਿਸੇ ਦੇ ਪੱਖ 'ਚ ਨਹੀਂ ਸੱਚ ਦੀ ਖੋਜ ਕਰਨੀ ਹੈ ਫਿਰ ਗੱਲ ਬਣੇਗੀ ਜਿਹੜਾ ਪਹਿਲਾਂ ਮਨ ਵਿੱਚ ਪੱਖੀ ਬਣ ਗਿਆ ਕਿਸੇ ਦਾ ਉਹ ਫਿਰ ਉਦਾਂ ਦੇ ਗਰੁੱਪ ਜੁਆਇਨ ਕਰਦਾ ਹੈ ਉਦਾਂ ਦੇ ਗਰੁੱਪਾਂ 'ਚ ਜਾਂਦਾ ਹੈ ਅੱਜ ਕੱਲ ਮੈਂ ਵੇਖਦਾ ਬਾਹਰ ਵੀ ਲੜਦੇ ਆ ਤੇ ਮੈਂ ਬਹੁਤ ਵਾਰ ਕਿਹਾ ਵੀ ਹੁਣ ਵਿਚਾਰਾਂ ਦੀ ਜੰਗ ਹੈ ਤਲਵਾਰਾਂ ਵਾਲਾ ਕੰਮ ਲੰਘ ਗਿਆ ਪਹਿਲਾਂ ਹੁਣ ਤੇ ਬੰਦ ਹੈ ਨਾ ਤਲਵਾਰਾਂ ਵਾਲਾ ਤੇ ਕਿੰਨੇ ਸਾਲਾਂ ਦਾ ਬੰਦ ਹੈ ਹੁਣ ਵਿਚਾਰਾਂ ਦੀ ਜੰਗ ਹੈ ਸਿਰ ਲਾਉਣੇ ਬੜੀ ਚੰਗੀ ਗੱਲ ਹੈ ਆਪਾਂ ਸਿੱਖਾਂ ਨੇ ਸਿਰ ਲਾਏ ਬੜੇ ਆ ਪਰ ਹੁਣ ਸਿਰ ਤੋਂ ਕੰਮ ਲੈਣਾ ਵੀ ਚਾਹੀਦਾ ਹੈ ਸਿਰ ਲਾਣਾ ਹੈ ਬੜੀ ਚੰਗੀ ਗੱਲ ਹੈ ਪਰ ਸਿਰ ਨੂੰ ਵਰਤਣਾ ਵੀ ਹੈ ਇਹਦੇ ਤੋਂ ਕੰਮ ਵੀ ਲੈਣਾ ਹੈ ਮਾਫ ਕਰਨਾ ਸਿਰ ਲਾਏ ਆ ਸਾਡੀ ਸਿੱਖ ਕੌਮ ਨੇ ਪਰ ਸਿਰਾਂ ਤੋਂ ਕੰਮ ਲੈ ਕੇ ਵਰਤ ਕੇ ਗੱਦੀਆਂ ਤੇ ਕੋਈ ਹੋਰ ਹੀ ਬਹਿ ਗਿਆ ਆਖੋ ਸਤਨਾਮ ਸਿਰ ਲਾਏ ਆ ਸਿੱਖਾਂ ਨੇ ਹੁਣ ਤੱਕ ਦਾ ਇਤਿਹਾਸ ਪੜੋ ਤੁਸੀਂ ਇਦਾਂ ਹੀ ਹੋਇਆ ਸੋ ਕੰਮ ਦੋਵੇਂ ਕਰਨੇ ਆ ਇੱਧਰ ਧਿਆਨ ਰੱਖਿਓ ਸਿਰ ਲਾਉਣਾ ਵੀ ਹੈ ਤੇ ਸਿਰ ਨੂੰ ਵਰਤਣਾ ਵੀ ਹੈ ਸਿਰ ਨੂੰ ਵਰਤਣਾ ਵੀ ਹੈ ਤੇ ਹੁਣ ਜਿਹੜੇ ਹਾਲਾਤ ਆਪਾਂ ਵੇਖ ਰਹੇ ਆ ਹੁਣ ਵਿਚਾਰਾਂ ਦੀ ਜੰਗ ਕਰਨੀ ਹੈ ਅੱਗੇ ਤਲਵਾਰਾਂ ਵਾਲਾ ਕੰਮ ਵੀ ਚੱਲਦਾ ਰਿਹਾ ਤੇ ਹੁਣ ਇੰਟਰਨੈਟ ਤੇ ਬੱਚੇ ਸਾਡੇ ਬੈਠੇ ਆ ਤੁਹਾਡੇ ਕੋਲ ਸਾਧਨ ਬੜੇ ਨੇ ਇੰਟਰਨੈਟ ਨੂੰ ਆਪਾਂ ਵਰਤੀਏ ਚੀਜ਼ ਕੋਈ ਮਾੜੀ ਨਹੀਂ ਹੁੰਦੀ ਵਰਤੋਂ ਮਾੜੀ ਨਾ ਹੋਵੇ ਆਖੋ ਸਤਨਾਮ ਕੋਈ ਚੀਜ਼ ਮਾੜੀ ਨਹੀਂ ਗੱਡੀ ਮਾੜੀ ਨਹੀਂ ਵਰਤੋਂ ਮਾੜੀ ਨਾ ਹੋਵੇ ਆ ਸਪੀਕਰ ਸਾਊਂਡ ਗਾਉਣ ਵਾਲਿਆਂ ਦੇ ਵੀ ਲੱਗਣੇ ਨੇ ਕੀਰਤਨ ਵਾਸਤੇ ਵੀ ਲੱਗਣੇ ਨੇ ਕਈ ਲੋਕੀ ਕਹਿੰਦੇ ਨੇ ਮੈਂ ਬਹੁਤ ਲੋਕਾਂ ਦੀਆਂ ਅੱਜ ਕੱਲ ਗੱਲਾਂ ਸੁਣਦਾ ਨਾ ਜਿੱਦਾਂ ਆਪਾਂ ਸੁਣ ਲੈਨੇ ਆ ਤੇ ਕਈ ਵਾਰੀ ਗੱਲਾਂ ਕਰਦੇ ਨੇ ਅਸਥਾਨ ਦੀ ਕੀ ਲੋੜ ਹੈ ਜੀ ਗੁਰਦੁਆਰੇ ਦੀ ਕੀ ਲੋੜ ਹੈ ਜੀ ਡੇਰੇ ਦੀ ਕੀ ਲੋੜ ਹੈ ਦੁੱਖ ਨਿਵਾਰਨ ਮੈਨੂੰ ਇੱਕ ਕਹਿੰਦਾ ਜੀ ਦੁੱਖ ਨਿਵਾਰਨ ਪਟਿਆਲਾ ਹੈ ਹੀ ਆ ਉੱਥੇ ਹੀ ਸੇਵਾ ਕਰ ਲਿਆ ਕਰੋ ਮੈਂ ਕਿਹਾ ਸਾਨੂੰ ਕਮਰਾ ਪੱਕਾ ਦਵਾ ਦੇ ਸਾਰੀ ਜ਼ਿੰਦਗੀ ਲਈ ਉੱਥੇ ਕਮਰਾ ਨਹੀਂ ਮਿਲਣਾ ਦੋ ਦਿਨਾਂ ਤੋਂ ਬਾਅਦ ਕਹਿਣਗੇ ਚੱਲੋ ਹੁਣ ਪੱਕਾ ਹੀ ਡੇਰਾ ਲਾ ਲਿਆ ਆਪਣਾ ਜਥਾ ਇੰਨੇ ਸਿੰਘ ਨੇ ਇੱਥੇ ਕਿੱਥੇ ਬਹਿ ਗਏ ਆ ਕੇ ਅਸਥਾਨ ਵਾੜਾ ਨਹੀਂ ਹੁੰਦਾ ਵਰਤੋਂ ਕਿੱਦਾਂ ਕਰਦੇ ਹੋ ਤੁਸੀਂ ਜ਼ਮੀਨ ਮਾੜੀ ਨਹੀਂ ਵਰਤੋਂ ਕਿਦਾਂ ਕਰ ਰਹੇ ਹੋ ਲੰਗਰ ਹਾਲ ਹੈ ਦਰਬਾਰ ਸਾਹਿਬ ਹੈ ਹੁੰਦਾ ਕੀ ਹੈ ਉਹਦੇ ਵਿੱਚ ਅਸਥਾਨ ਮਾੜੇ ਨਹੀਂ ਹੁੰਦੇ ਤੇ ਜੇ ਪਖੰਡ ਚੱਲੇ ਲਾਚੀਆਂ ਧਾਗੇ ਗੁਰਮਤ ਦੀ ਗੱਲ ਨਹੀਂ ਤਤ ਨੂੰ ਸਮਝਿਆ ਹੀ ਨਹੀਂ ਗੁਰਬਾਣੀ ਤੋਂ ਉਲਟ ਗੱਲਾਂ ਨੇ ਜੋ ਗੁਰਬਾਣੀ ਦਾ ਸਿਧਾਂਤ ਹੈ ਉਦੋਂ ਅਸੀਂ ਉਲਟ ਕਰੀਏ ਫੇਰ ਮਾੜਾ ਹੋ ਜਾਂਦਾ ਕੰਮ ਵਰਤੋਂ ਕਿਦਾਂ ਕਰਦੇ ਹੋ ਤੁਸੀਂ ਵੇਖਿਆ ਇਹ ਜਾਏਗਾ ਮਟੀਰੀਅਲ ਮਾੜਾ ਨਹੀਂ ਵਰਤੋਂ ਸਹੀ ਕਰੋ ਉਹਨੂੰ ਵਰਤੋ ਸਹੀ ਠੀਕ ਵਰਤੋ ਠੀਕ ਢੰਗ ਨਾਲ ਵਰਤੋ ਹੁਣ ਜੇ ਆਪਣੇ ਕੋਲ ਅਸਥਾਨ ਹੈ ਵੇਖੋ ਆਰਾਮ ਨਾਲ ਬੈਠੇ ਵੀ ਆ ਆਪਾਂ ਬਣਾਇਆ ਵੀ ਆਪਾਂ ਹੀ ਹੈ ਲੰਗਰ ਵੀ ਆਪਾਂ ਰਲ ਕੇ ਬਣਾਇਆ ਤੇ ਰਲ ਕੇ ਛਕਦੇ ਆ ਆ ਜਗ੍ਹਾ ਆਪਣੀ ਹੈ ਤੇ ਆਪਾਂ ਬੈਠ ਕੇ ਹਾਜ਼ਰੀ ਭਰਦੇ ਆ ਅਮਰ ਸੰਚਾਰ ਹੋ ਰਿਹਾ ਸਿਸਟਮ ਬਣ ਜਾਏਗਾ ਅੱਜ ਆਪਾਂ ਨੂੰ ਲੋੜ ਪਵੇ ਫਲਾਣੇ ਥਾਂ ਤੇ ਹੜ ਪੀੜਤ ਨੇ ਜਿਵੇਂ ਜੰਮੂ ਵਿੱਚ ਸੀ 10 ਟਰੱਕ ਫਟਾਫਟ ਲਿਆਓ ਬਈ ਕਰੀਏ ਇਕੱਠਾ ਕਰਕੇ 10 ਟਰੱਕ ਪਲੇਟਫਾਰਮ ਹੈ ਭੇਜੇ ਜਾ ਸਕਦੇ ਨੇ ਲਿਆਓ ਵੀ ਇਕੱਠੇ ਹੋਈਏ ਭਰਾ ਆਪਾਂ ਭੈਣਾ ਭਰਾ ਇਕੱਠੇ ਹੋਵੋ ਆਪਣਾ ਪਰਿਵਾਰ ਹੈ ਲਓ ਆਪਾਂ ਹੁਣ ਆਪਣੇ ਵਿੱਚੋਂ 100 ਗਰੀਬ ਬੱਚੀਆਂ ਦੇ 200 ਦੇ ਵਿਆਹ ਕਰ ਦਈਏ ਲੋਕ ਹੋ ਗਏ ਕਿੰਨਾ ਸੌਖਾ ਹੋ ਗਿਆ ਕੰਮ ਪਲੇਟਫਾਰਮ ਦੀ ਮੌਜ ਬੜੀ ਹੈ ਇੱਕ ਜਗ੍ਹਾ ਹੈ ਤੁਹਾਡੇ ਕੋਲ ਬੈਠਣ ਵਾਸਤੇ ਜਿੱਥੇ ਤੁਸੀਂ ਆਪਣਾ ਸੁਨੇਹਾ ਦੇ ਸਕਦੇ ਹੋ ਇੱਕ ਪ੍ਰਬੰਧਕ ਨੇ ਅੱਜ ਦੀਵਾਨ ਲਵਾਉਣ ਲੱਗੇ ਨੇ ਉਹਨਾਂ 'ਚ ਕੋਈ ਵਿਗੜ ਗਏ ਕੋਈ ਦੋਫਾੜ ਹੋ ਗਏ ਕਈਆਂ ਦਾ ਪੈਸੇ ਪਿੱਛੇ ਰੌਲਾ ਪੈ ਗਿਆ ਉਹ ਅਗਲੇ ਸਾਲ ਨਹੀਂ 2 ਸਾਲ ਨਹੀਂ ਕਈਆਂ ਦੇ ਬੰਦ ਹੀ ਹੋ ਜਾਂਦੇ ਨੇ ਦੀਵਾਨ ਲੱਗਣੇ ਐਦਾਂ ਵੀ ਹੁੰਦਾ ਹੈ ਪੈਸਾ ਇਕੱਠਾ ਕਰ ਲਿਆ ਜੀ ਫਲਾਣਾ ਕਮੇਟੀ ਖਾ ਗਈ ਜੀ ਮੁੜ ਕੇ ਬਸ ਜੀ ਕਈ ਥਾਵਾਂ ਤੇ 20 20 15 15 ਸਾਲ ਦੇ ਪ੍ਰੋਗਰਾਮ ਚੱਲਦੇ ਨੇ ਕਈ ਪਿਛਲੇ 50 50 ਸਾਲਾਂ ਤੋਂ ਗੁਰਮਤ ਸਮਾਗਮ ਕਰਾ ਰਹੇ ਨੇ ਕਈਆਂ ਦੇ ਝਗੜੇ ਪੈ ਜਾਂਦੇ ਨੇ ਸੋ ਜਗਾ ਕੋਈ ਮਾੜੀ ਨਹੀਂ ਵਰਤੋਂ ਸਹੀ ਕਰੋ ਸਰੀਰ ਸਭ ਨੂੰ ਮਿਲਿਆ ਹੈ ਵਰਤੋਂ ਸਹੀ ਕਰੋ ਅੱਖਾਂ ਸਭ ਨੂੰ ਮਿਲੀਆਂ ਨੇ ਵਰਤੋਂ ਸਹੀ ਕਰੋ ਬਸ ਸਾਰੇ ਕਿਤੇ ਇਹ ਗੱਲ ਲਾਗੂ ਹੁੰਦੀ ਹੈ ਇੰਟਰਨੈਟ ਮਾੜਾ ਨਹੀਂ ਫੋਨ ਮਾੜਾ ਨਹੀਂ ਫੇਸਬੁੱਕ ਮਾੜੀ ਨਹੀਂ ਵਟਸਐਪ ਕੁਝ ਮਾੜਾ ਨਹੀਂ ਪਰ ਵਰਤੋਂ ਗਲਤ ਨਾ ਕਰਿਓ ਵਰਤੋਂ ਸਹੀ ਕਰੋ ਤੇ ਹੁਣ ਇਹ ਚੀਜ਼ਾਂ ਸਾਡੇ ਕੋਲ ਨੇ ਵਰਤੋਂ ਸਹੀ ਕਰੋ ਪਰ ਮੁਸ਼ਕਲ ਪਤਾ ਕੀ ਹੋ ਗਈ ਬਾਹਰ ਵੀ ਲੜਾਈਆਂ ਅੱਜ ਉੱਥੇ ਵੇਖਦੇ ਆ ਉੱਥੇ ਵੀ ਗਰੁੱਪਾਂ ਵਾਲੇ ਆਪਣੇ ਆਪਣੇ ਬਸ ਆਹੀ ਝਗੜਾ ਫੇਰ ਸ਼ੁਰੂ ਹੋ ਗਿਆ ਤੱਤ ਫੇਰ ਨਹੀਂ ਲੱਭਿਆ ਮਿਸ਼ਨ ਇੱਕ ਬਣਿਆ ਹੀ ਨਹੀਂ ਇਕੱਠੇ ਫੇਰ ਨਹੀਂ ਹੋਏ ਝਗੜਾ ਫੇਰ ਉੱਥੇ ਹੀ ਖੜਾ ਅੱਡ ਅੱਡ ਫੇਰ ਉਵੇਂ ਹੀ ਆ ਇਹ ਚੀਜ਼ਾਂ ਮਿਲਣ ਤੇ ਵਰਤੀਏ ਇੱਕ ਪਲੇਟਫਾਰਮ ਬਣੇ ਸਾਡਾ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋਈਏ ਹਰੇਕ ਬੰਦੇ ਦੀ ਆਪਣੀ ਆਪਣੀ ਸੇਵਾ ਹੈ ਹਰ ਬੰਦਾ ਆਪਣੇ ਖੇਤਰ ਵਿੱਚ ਸੇਵਾ ਕਰਦਾ ਹੈ ਇੱਕ ਸ਼ਹੀਦ ਹੋ ਗਏ ਉਹਨਾਂ ਨੂੰ ਨਮਸਕਾਰ ਧਿਆਨ ਨਾਲ ਸੁਣਿਓ ਕੰਨ ਖੋਲ ਕੇ ਇੱਕ ਸ਼ਹੀਦ ਹੋ ਗਏ ਉਹਨਾਂ ਨੂੰ ਹਾਂਜੀ ਉਹਨਾਂ ਨੂੰ ਕਈਆਂ ਨੇ ਉਹਨਾਂ ਸ਼ਹੀਦਾਂ ਨੂੰ ਪ੍ਰਸ਼ਾਦੇ ਛਕਾਏ ਉਹਨਾਂ ਦੀ ਸੇਵਾ ਵੀ ਧੰਨ ਉਹਨਾਂ ਦੀ ਸੇਵਾ ਵੀ ਤੇ ਕਈਆਂ ਨੇ ਉਹਨਾਂ ਸ਼ਹੀਦਾਂ ਲਈ ਘਰਾਂ 'ਚ ਪਾਠ ਕਰ ਕਰਕੇ ਅਰਦਾਸਾਂ ਕੀਤੀਆਂ ਉਹਨਾਂ ਦੀ ਸੇਵਾ ਵੀ ਧੰਨ ਹਰ ਇੱਕ ਦਾ ਰੋਲ ਹੈ ਕਿਤੇ ਨਾ ਕਿਤੇ ਕੋਈ ਕਿਵੇਂ ਕੋਈ ਕਿਵੇਂ ਕੋਈ ਕਿਵੇਂ ਹਰ ਬੰਦਾ ਆਪਣੀ ਡਿਊਟੀ ਕਰਦਾ ਵੰਡੀਆਂ ਪਾਣ ਵਾਲੀਆਂ ਗੱਲਾਂ ਨਹੀਂ ਲੱਭਣੀਆਂ ਏਕਤਾ ਕਿਵੇਂ ਹੋਵੇ ਜੇ ਏਕਤਾ ਕਰਨੀ ਹੈ ਤੇ ਫਿਰ ਸੋਚ ਇਦਾਂ ਦੀ ਬਣਾਣੀ ਪੈਣੀ ਹੈ ਜੇ ਵੰਡੀਆਂ ਪਾਣੀਆਂ ਨੇ ਫਲਾਣਾ ਇਦਾਂ ਫਲਾਣਾ ਆ ਕਰਦਾ ਫਲਾਣਾ ਆ ਨਹੀਂ ਕਰਦਾ ਫਲਾਣਾ ਉਹ ਨਹੀਂ ਕਰਦਾ ਫਿਰ ਤੇ ਨਹੀਂ ਆਪਾਂ ਇਕੱਠੇ ਹੋ ਸਕਦੇ ਕਦੀ ਚੇਤਾ ਰੱਖੋ ਇੱਕ ਘਰ ਨਹੀਂ ਚੱਲ ਸਕਦਾ ਜੇ ਵੇਖ ਕੇ ਅਣਡਿੱਠ ਨਾ ਕੀਤਾ ਜਾਵੇ ਘਰ ਚਲਾ ਕੇ ਵਿਖਾਓ ਬੜਾ ਕੁਝ ਘਰਾਂ ਦੇ ਵਿੱਚ ਵੇਖ ਕੇ ਅਣਡਿੱਠ ਕਰਨਾ ਪੈਂਦਾ ਹੈ ਘਰ ਤਾਂ ਚੱਲਦੇ ਨੇ ਤੇ ਚੇਤਾ ਰੱਖੋ ਪੰਥ ਵੀ ਤਾਂ ਚੱਲਣਾ ਹੈ ਜੇ ਥੋੜਾ ਬਹੁਤ ਨਾ ਵੇਖ ਕੇ ਅਣਡਿੱਠ ਕਰਨ ਦੀ ਬਿਰਤੀ ਬਣਾਵਾਂਗੇ ਪੰਥ ਤਾਂ ਚੱਲਣਾ ਹੈ ਅੱਗੇ ਤਾਂ ਵਧਾਂਗੇ ਜੇ ਥੋੜੀ ਬਹੁਤ ਵੀ ਇਹ ਬਿਰਤੀ ਬਣ ਜਾਏ ਵੀ ਵੇਖ ਕੇ ਅਣਡਿੱਠ ਕਰਨਾ ਸਿਧਾਂਤਾਂ ਦਾ ਸਮਝੌਤਾ ਕੋਈ ਨਹੀਂ ਇਹ ਚੇਤਾ ਰੱਖਿਓ ਗੱਲ ਜਿੱਥੇ ਗੱਲ ਸਿਧਾਂਤਾਂ ਦੀ ਹੈ ਬਾਤ ਸਿਧਾਂਤੋਂ ਕੀ ਹੋ ਤੋ ਟਕਰਾਨਾ ਜ਼ਰੂਰੀ ਹੈ ਇਹ ਜ਼ਰੂਰੀ ਗੱਲ ਹੈ ਜੇ ਸਿਧਾਂਤ ਦੀ ਗੱਲ ਹੈ ਤੱਤ ਦੀ ਗੱਲ ਹੈ ਸਾਡਾ ਬੇਸ ਹੈ ਜਿਹੜਾ ਸਿਧਾਂਤ ਨੇ ਬਾਤ ਸਿਧਾਂਤੋਂ ਕੀ ਹੋ ਤੋ ਟਕਰਾਨਾ ਜ਼ਰੂਰੀ ਹੈ ਅਗਰ ਜਿੰਦਾ ਹੋ ਤੋ ਜਿੰਦਾ ਨਜ਼ਰ ਆਨਾ ਜ਼ਰੂਰੀ ਹੈ ਜੇ ਜਿਉਂਦੇ ਆ ਆਪਾਂ ਤੇ ਜਿਉਂਦੇ ਦਿਸਦੇ ਦਿਸੀਏ ਵੀ ਵੀ ਜਿਉਂਦੇ ਆ ਤੇ ਸਿਧਾਂਤ ਜਿਹੜਾ ਸਿਧਾਂਤ ਨਾਲ ਪੈਰ ਸਿਧਾਂਤ ਤੇ ਪੱਕਾ ਹੈ ਤੇ ਮਾਫ ਕਰਨਾ ਉਹ ਬੋਲੇਗਾ ਵੀ ਜ਼ਰੂਰ ਜਿਹੜਾ ਸਿਧਾਂਤ ਤੇ ਪਹਿਰਾ ਦੇਗਾ ਉਹ ਆਵਾਜ਼ ਵੀ ਕੱਢੇਗਾ ਉਹ ਬੋਲੇਗਾ ਵੀ ਇਸ ਕਰਕੇ ਸਿਧਾਂਤਾਂ ਦਾ ਸਮਝੌਤਾ ਨਹੀਂ ਕੋਈ ਸਮਝੌਤਾ ਨਹੀਂ ਸਿਧਾਂਤਾਂ ਕਰ ਜੋ ਗੁਰੂ ਸਾਹਿਬ ਨੇ ਬਣਾਇਆ ਉਹਦੇ ਵਿੱਚ ਕੋਈ ਫਰਕ ਨਹੀਂ ਪਰ ਕਈ ਰਾਹ ਨੇ ਕਈ ਗੱਲਾਂ ਐਸੀਆਂ ਨਿੱਕੀਆਂ ਨਿੱਕੀਆਂ ਵੇਖ ਕੇ ਅਣਡਿੱਠ ਕਰਾਂਗੇ ਨਾ ਤਾਂ ਭਰਾ ਭਰਾ ਇਕੱਠੇ ਹੋ ਕੇ ਕਿਸੇ ਟਾਰਗੇਟ ਨੂੰ ਲੈ ਕੇ ਤੁਰਾਂਗੇ ਤਾਂ ਗੱਲ ਬਣੇਗੀ ਬੜੀ ਲੰਮੀ ਸੋਚਣੀ ਪੈਂਦੀ ਐ ਲੰਬੀ ਨਿਗਾਹ ਮਾਰਨੀ ਪੈਂਦੀ ਐ ਦੇ ਲੰਮੀ ਨਜ਼ਰ ਨੇ ਹਾਲੀਏ ਲੰਮੀ ਨਜ਼ਰ ਮਾਰੋ ਹਮੇਸ਼ਾ ਇੰਨਾ ਮਾਈਂਡ ਆਪਣਾ ਡਿਵੈਲਪ ਕਰੀਏ ਜਿਹੜੀ ਚੀਜ਼ ਦਾ ਅੱਜ ਨੁਕਸਾਨ ਦਿਸਦਾ ਕੱਲ ਬੜਾ ਵੱਡਾ ਫਾਇਦਾ ਹੋ ਸਕਦਾ ਹੁੰਦਾ ਹੈ ਅੱਜ ਜੇ ਥੋੜਾ ਜਿਹਾ ਸਹਿਨਸ਼ੀਲਤਾ ਰੱਖੀਏ ਇਕੱਠੇ ਹੋ ਕੇ ਤੁਰੀਏ ਬੜਾ ਵੱਡੀ ਬੜੇ ਵੱਡੇ ਮੋਰਚੇ ਅਸੀਂ ਸਰ ਕਰ ਸਕਨੇ ਆ ਬਹੁਤ ਕੁਝ ਹੋ ਸਕਦਾ ਹੈ ਪਰ ਲੰਮੀ ਸੋਚੀਏ ਲੰਮੀ ਸੋ ਆਓ ਇਹ ਜਿਹੜੀਆਂ ਸਿਆਣਪਾਂ ਹਨ ਇਹ ਸਿਆਣਪ ਹੈ ਨਾ ਜਿਹੜੀ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਬਿਨਾ ਨਹੀਂ ਮਿਲਣੀ ਇਹ ਗੁਰੂ ਗ੍ਰੰਥ ਸਾਹਿਬ ਕਿਰਪਾ ਕਰਦੇ ਨੇ ਗੁਰ ਕੀ ਮਤ ਤੂੰ ਲੈ ਆਣੇ ਇਆਣਿਆ ਮਨਾ ਗੁਰ ਕੀ ਮਤ ਲੇਹ ਲੈ ਲੈ ਲੈ ਗੁਰੂ ਦੀ ਮਤ ਭਗਤ ਬਿਨਾ ਬਹੁਤ ਡੂਬੇ ਸਿਆਣੇ ਜਦੋਂ ਅਸੀਂ ਸਿਆਣੇ ਹੋ ਗਏ ਫਿਰ 100 ਨਿਆਣਾ 100 ਮਤ 100 ਨਿਆਣਾ 100 ਮਤ 100 ਸਿਆਣਾ ਇੱਕ ਮਤ 100 ਸਿਆਣਾ ਇੱਕ ਮਤ ਜਦੋਂ ਸਤਿਗੁਰਾਂ ਦੀ ਮਤ ਲੈ ਲਾਂਗੇ ਨਾ ਫਿਰ ਆਪਾਂ ਸਾਰੇ ਇੱਕ ਮਤ ਹੋ ਸਕਨੇ ਆ ਛੱਡ ਦਿਓ ਢਡਰੀਆਂ ਵਾਲੇ ਬਾਬੇ ਕੀ ਕਹਿੰਦੇ ਨੇ ਛੱਡ ਦਿਓ ਮਾਫ ਕਰਨਾ ਛੱਡ ਦਿਓ ਟਕਸਾਲ ਵਾਲੇ ਕੀ ਕਹਿੰਦੇ ਨੇ ਛੱਡ ਦਿਓ ਮਿਸ਼ਨਰੀ ਕੀ ਕਹਿੰਦੇ ਨੇ ਛੱਡ ਦਿਓ ਅਖੰਡ ਕੀਰਤਨੀ ਕੀ ਕਹਿੰਦੇ ਨੇ ਛੱਡ ਦਿਓ ਇੱਕੋ ਹੀ ਗੱਲ ਪੱਲੇ ਬੰਨੋ ਗੁਰੂ ਗ੍ਰੰਥ ਸਾਹਿਬ ਕੀ ਕਹਿੰਦੇ ਮੈਂ ਪਹਿਲੇ ਨੰਬਰ ਤੇ ਆਪਣਾ ਨਾਂ ਇਸ ਕਰਕੇ ਲਿਆ ਵੀ ਗੁਰੂ ਗ੍ਰੰਥ ਸਾਹਿਬ ਕੀ ਕਹਿੰਦੇ ਨੇ ਆਪਾਂ ਸਾਰੇ ਇਹ ਸੋਚੀਏ ਵੀ ਗੁਰੂ ਸਾਹਿਬ ਕੀ ਕਹਿੰਦੇ ਆ ਗੁਰਬਾਣੀ ਕੀ ਕਹਿੰਦੀ ਆ ਸਤਗੁਰ ਜੀ ਕੀ ਕਹਿੰਦੇ ਨੇ ਉਹਦੇ ਮੁਤਾਬਕ ਚੱਲਣਾ ਹੈ ਪਰ ਹੁਣ ਕਰੀਏ ਕੀ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਮਿਆਨ ਚੋਂ ਤਲਵਾਰ ਕੱਢਦੇ ਨੇ ਗਿਆਨ ਖੜਗ ਉਦੋਂ ਫਿਰ ਆਪਾਂ ਭੱਜ ਲੈਨੇ ਆ ਆਖੋ ਸਤਨਾਮ ਗਿਆਨ ਖੜਕ ਜਦੋਂ ਕੱਢਦੇ ਨੇ ਉਦੋਂ ਭੱਜ ਲੈਨੇ ਆ ਜਦੋਂ ਗੁਰਬਾਣੀ ਚੱਲਦੀ ਹੈ ਮਨ ਕਾਲਾ ਜਿਹਾ ਪੈਣ ਲੱਗ ਜਾਂਦਾ ਅੱਜ ਹੁਣ ਸਵੇਰ ਤੋਂ ਮੰਨ ਲਓ ਤੁਸੀਂ 10 ਵਜੇ ਤੋਂ ਸੁਖਮਨੀ ਸਾਹਿਬ ਦਾ ਪਾਠ ਹੋ ਰਿਹਾ ਫਿਰ ਕੀਰਤਨ ਹੋ ਰਿਹਾ ਫਿਰ ਕਰੀ ਚੱਲੋ ਸਾਰਾ ਦਿਨ ਹੀ ਚੱਲ ਰਿਹਾ ਦਰਬਾਰ ਸਾਹਿਬ 'ਚ ਪਰ ਬੈੰਦੇ ਟਾਵੇਂ ਟਾਵੇਂ ਨੇ ਬਹੁਤੇ ਸੜਕਾਂ ਦੀ ਗੇੜੇ ਦੇਈ ਜਾਂਦੇ ਨੇ ਕੋਈ ਕਹਿੰਦਾ ਬਾਹਰੋਂ ਕੁਲਫੀ ਖਾ ਲਓ ਕੋਈ ਕਹਿੰਦਾ ਜੀ ਆਹ ਖਾ ਲਓ ਆਹ ਕਰ ਲਓ ਲੰਗਰ 'ਚ ਪ੍ਰਸ਼ਾਦਾ ਛਕ ਲਓ ਗੇੜੇ ਗੂੜੇ ਦੇ ਲਓ ਕੋਈ ਸੁੱਤੇ ਪਏ ਨੇ ਬਸ ਪਰ ਵਿਰਲੇ ਵਿਰਲੇ ਹੋਣਗੇ ਕਿ ਸੁਖਮਣੀ ਸਾਹਿਬ ਦਾ ਪਾਠ ਚੱਲਦਾ ਚਲੋ ਬਈ ਬੈਠੀਏ ਆ ਫਲਾਣਾ ਗੁਰਸਿੱਖ ਬੜਾ ਪਿਆਰਾ ਹੈ ਇਹਦੇ ਨਾਲ ਗੱਲਬਾਤ ਕਰਦੇ ਆਂ ਵੀ ਗੁਰੂ ਸਾਹਿਬ ਕੀ ਕਹਿੰਦੇ ਨੇ ਕੋਈ ਸਮਝ ਪਵੇ ਮਾੜੀ ਮੋਟੀ ਅੱਜ ਜੇ ਆਏ ਆ ਤੇ ਕੁਝ ਸਾਡੇ ਗਿਆਨ 'ਚ ਵਾਧਾ ਹੋਵੇ ਸਾਡੇ ਕੁਝ ਪੱਲੇ ਪਵੇ ਅਸੀਂ ਕੁਝ ਸਿੱਖ ਕੇ ਜਾਈਏ ਕੁਝ ਸਾਡੇ ਸਾਡਾ ਮਾਈਂਡ ਕੁਝ ਡਿਵੈਲਪ ਹੋਵੇ ਅੰਦਰੋਂ ਅਸੀਂ ਕੁਝ ਤਰੱਕੀ ਕਰੀਏ ਕਲਾਸ ਕਲਾਸ ਲਾਉਣੀ ਹੈ ਕਲਾਸ ਅਟੈਂਡ ਕਰਨੀ ਹੈ ਜਿੰਨੀਆਂ ਕਲਾਸਾਂ ਲੱਗ ਜਾਣ ਉਨੀਆਂ ਹੀ ਥੋੜੀਆਂ ਨੇ ਨਿਤਨੇਮ ਵੀ ਸਾਡੀ ਕਲਾਸ ਹੈ ਸਵੇਰੇ ਨਿਤਨੇਮ ਸਾਡੇ ਮਨ ਦੀ ਕਲਾਸ ਲਾਉਂਦੇ ਨੇ ਸੱਚੇ ਪਾਤਸ਼ਾਹ ਨਿਤਨੇਮ ਰਹਿਰਾਸ ਪੜਦੇ ਆ ਕਲਾਸ ਲੱਗਦੀ ਹੈ ਸਾਡੇ ਮਨ ਦੀ ਸੋਇਲਾ ਪੜਦਾ ਹੈ ਨਾ ਸੌਣ ਲੱਗਿਆਂ ਵੀ ਕਲਾਸ ਅਟੈਂਡ ਕਰਦੇ ਆ ਫਿਰ ਸੌਂਦੇ ਆ ਸਿੱਖ ਤੇ ਹਰ ਵੇਲੇ ਕਲਾਸਾਂ 'ਚ ਹੀ ਰਹਿੰਦਾ ਆਖੋ ਸਤਨਾਮ ਇੰਨਾ ਪੜਦਾ ਹੈ ਇੰਨਾ ਪੜਦਾ ਹੈ ਗੱਲ ਨਹੀਂ ਕਰ ਸਕਦਾ ਕੋਈ ਫਿਰ ਪੜਾਈ ਹੋਈ ਨਹੀਂ ਪੜਨਾ ਹੀ ਪੜਨਾ ਹੈ ਗੁਰੂ ਸਾਹਿਬ ਪੜਾ ਰਹੇ ਨੇ ਜਪਜੀ ਸਾਹਿਬ ਪੜ ਰਹੇ ਆ ਤੇ ਸਾਡੀ ਸੁਰਤ ਪੜ ਰਹੀ ਹੈ ਗੁਰੂ ਸਾਹਿਬ ਪੜਾ ਰਹੇ ਨੇ ਗਿਆਨ ਹੋ ਰਿਹਾ ਹੈ ਨੌਲੇਜ ਵੱਧ ਰਹੀ ਹੈ ਸਮਝ ਵੱਧ ਰਹੀ ਹੈ ਅਸੀਂ ਤੇ ਪੂਜਦੇ ਵੀ ਗਿਆਨ ਨੂੰ ਹੀ ਆ ਮੰਨਦੇ ਵੀ ਗਿਆਨ ਨੂੰ ਹੀ ਆ ਚੌਰ ਵੀ ਗਿਆਨ ਨੂੰ ਕਰਦੇ ਆ ਚਬਰ ਛਤਰ ਤਖਤ ਸਭ ਜਗ੍ਹਾ ਗਿਆਨ ਸਰੂਪ ਸਤਿਗੁਰੂ ਚੇਤਾ ਰੱਖਿਓ ਗਿਆਨ ਸਰੂਪ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਪਿਆਰ ਪਾਈਏ ਪਿਆਰ ਗੁਰੂ ਸਾਹਿਬ ਦੇ ਬਚਨਾਂ ਨਾਲ ਜਦੋਂ ਬੋਲਦੇ ਨੇ ਜਦੋਂ ਇਹਦਾ ਪਿਆਰ ਪਵੇ ਫਰਕ ਬਹੁਤ ਹੈ ਕਈ ਵਾਰੀ ਸਾਡੇ ਨਾਲ ਆਪਣੇ ਨਾਲ ਬੀਤਦੀ ਹੈ ਆਪਣੀ ਗੱਲ ਦੱਸ ਰਿਹਾ ਸਾਡੀ ਨਾਲ ਆਪਣੇ ਨਾਲ ਬੀਤਦੀ ਹੈ ਵੀ ਕਈ ਵਾਰੀ ਗੁਰੂ ਸਾਹਿਬ ਜੀ ਸੋਖਾਸਨ ਹੁੰਦੇ ਨੇ ਕਈ ਵਾਰੀ ਪੰਜ ਪਿਆਰੇ ਅੱਗੇ ਲੱਗੇ ਮਗਰ ਗੁਰੂ ਸਾਹਿਬ ਲੰਘ ਗਏ ਚਲੋ ਮੱਥਾ ਟੇਕਿਆ ਇੱਕ ਫਾਰਮੈਲਿਟੀ ਜੀ ਲੱਗਦੀ ਹੈ ਕਦੇ ਕਦੇ ਅੱਛਾ ਮਨ ਜਦੋਂ ਭਿੱਜਿਆ ਹੋਇਆ ਹੁੰਦਾ ਹੈ ਰੰਗ 'ਚ ਹੁੰਦਾ ਹੈ ਗੁਰੂ ਸਾਹਿਬ ਕਿਰਪਾ ਕਰਕੇ ਆਪ ਮੇਰ ਕਰਕੇ ਜਣਾਉਂਦੇ ਨੇ ਫਿਰ ਜਦੋਂ ਗੁਰੂ ਸਾਹਿਬ ਦੀ ਇਦਾਂ ਲੰਘਦੇ ਨੇ ਜਦੋਂ ਆਪਾਂ ਪਿੱਛੇ ਤੁਰਨੇ ਆ ਵੀ ਸੱਚੇ ਪਾਤਸ਼ਾਹ ਚਬਰਾਂ ਛਤਰਾਂ ਤਖਤਾਂ ਦੇ ਮਾਲਕ ਨੇ ਸਾਡੀ ਜਿੰਦ ਜਾਨ ਨੇ ਇਹਨਾਂ ਦੇ ਪਿੱਛੇ ਤੁਰੇ ਜਾਂਦੇ ਆਪਾਂ ਮੱਥਾ ਇਹਨਾਂ ਨੂੰ ਟੇਕਣ ਲੱਗੇ ਆ ਜਦੋਂ ਇਹ ਮਨ ਵਿੱਚ ਵਿਚਾਰ ਆਉਂਦਾ ਹੈ ਫਿਰ ਸਵਾਦ ਆ ਜਾਂਦਾ ਪਿੱਛੇ ਪਿੱਛੇ ਤੁਰਨ ਦਾ ਮੱਥਾ ਟੇਕਣ ਦਾ ਫੀਲਿੰਗ ਹੀ ਬਦਲ ਜਾਂਦੀ ਏ ਤੁਸੀਂ ਏਕਾ ਸ੍ਰੀ ਸਾਹਿਬ ਪਾ ਲਈ ਚਲੋ ਜੀ ਕੱਪੜੇ ਪਾਏ ਚੋਲਾ ਪਾ ਲਿਆ ਉਤੋਂ ਦੀ ਸ੍ਰੀ ਸਾਹਿਬ ਪਾ ਲਈ ਗਲ 'ਚ ਪੱਲਾ ਪਾਇਆ ਹਜੂਰੀਆ ਧੁਰ ਪਏ ਇੱਕ ਉਹ ਹੈ ਜਿਹੜਾ ਫੀਲ ਕਰਦਾ ਵੀ ਹੁਣ ਮੈਂ ਬਾਣਾ ਪਾਇਆ ਪੈਂਟ ਸ਼ਰਟ ਪਾਓ ਕੁੜਤਾ ਪਜਾਮਾ ਜੋ ਮਰਜ਼ੀ ਪਾ ਲਓ ਉਦੋਂ ਉੱਪਰ ਜਦੋਂ ਫਿਰ ਸ੍ਰੀ ਸਾਹਿਬ ਇਦਾਂ ਉੱਤੇ ਆਈ ਇੱਕਦਮ ਮਨ 'ਚ ਭਾਵ ਆਇਆ ਕਲਗੀਆਂ ਵਾਲਿਆ ਕਿੱਡੀ ਕਿਰਪਾ ਕੀਤੀ ਇਹ ਤੁਹਾਡੇ ਪਿਆਰ ਦੀ ਨਿਸ਼ਾਨੀ ਆ ਮੈਂ ਪਾ ਲਈ ਮਹਾਰਾਜ ਕਿੱਡੀ ਕਿਰਪਾ ਆ ਗਲ ਵਿੱਚ ਪੱਲਾ ਪਾਇਆ ਫੈਸ਼ਨ ਲਈ ਨਹੀਂ ਇਹ ਨਿਮਰਤਾ ਦਾ ਭਾਵ ਹੈ ਇਹਦੇ ਨਾਲ ਗਲ 'ਚ ਪੱਲਾ ਹੈ ਸਾਡੇ 'ਚ ਨਿਮਰਤਾ ਦਾ ਭਾਵ ਹੈ ਗਲ 'ਚ ਪੱਲਾ ਪਾਉਣਾ ਹਜੂਰੀਆ ਪਾਉਣਾ ਇੱਕ ਭਾਵ ਬਣ ਗਿਆ ਅੰਦਰ ਪੰਜ ਕਕਾਰ ਪਾਏ ਨੇ ਪਿਆਰ ਹੈ ਅੰਦਰ ਇੱਕ ਫਾਰਮੈਲਿਟੀ ਜੀ ਇਹ ਬਸ ਪਾਇਆ ਜਾਂ ਨਹੀਂ ਪਾਇਆ ਕੋਈ ਪਤਾ ਹੀ ਨਹੀਂ ਇੱਕ ਸ੍ਰੀ ਸਾਹਿਬ ਜਦੋਂ ਵੱਡੀ ਸ੍ਰੀ ਸਾਹਿਬ ਆਪਾਂ ਪਾਨੇ ਆ ਤੇ ਇੱਕਦਮ ਮਨ ਵਿੱਚ ਆਵੇ ਵੀ ਮਨਾ ਆ ਗੁਰੂ ਸਾਹਿਬ ਦਾ ਬਾਣਾ ਪਾ ਲਿਆ ਹੁਣ ਤੇਰੀ ਜ਼ਿੰਮੇਵਾਰੀ ਵੱਧ ਗਈ ਵੀ ਗਲਤੀ ਨਾ ਕੋਈ ਕਰ ਲਈ ਆਖੋ ਸਤਨਾਮ ਮਨਾ ਕੋਈ ਗਲਤੀ ਨਾ ਕਰ ਲਈ ਸਾਡੇ ਵਰਗਿਆਂ ਨੂੰ ਜ਼ਿਆਦਾ ਸੋਚਣਾ ਚਾਹੀਦਾ ਹੈ ਆਕੜ ਨਹੀਂ ਵੀ ਮੈਨੂੰ 50000 ਬੰਦਾ ਸੁਣ ਰਿਹਾ ਹੈ ਬੜੀ ਵੱਡੀ ਬੇਵਕੂਫੀ ਹੈ ਸੁਣਦੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਨੇ ਪਿਆਰ ਉਹਨਾਂ ਨਾਲ ਹੈ ਇਹ ਉਹਨਾਂ ਕਰਕੇ ਹੈ ਸਾਰਾ ਕੁਝ ਭਲੇਖੇ ਪੈਂਦੇ ਨੇ ਮਨ ਭਰਮ ਕਰ ਲੈਂਦਾ ਹੈ ਪਰ ਸਾਡੇ ਵਰਗਿਆਂ ਦੀ ਜ਼ਿੰਮੇਵਾਰੀ ਜ਼ਿਆਦਾ ਵੱਧ ਜਾਂਦੀ ਹੈ ਵੀ ਕੋਈ ਜ਼ਿੰਦਗੀ 'ਚ ਐਸੀ ਗਲਤੀ ਨਾ ਹੋਵੇ ਗਲਤੀ ਅਸੀਂ ਕਰਾਂਗੇ ਪ੍ਰਚਾਰਕ ਜਿਹੜਾ ਹੁੰਦਾ ਨਾ ਕਈ ਵਾਰੀ ਲੋਕ ਉਹਨੂੰ ਆਪਣਾ ਰੋਲ ਮਾਡਲ ਮੰਨਣ ਲੱਗ ਜਾਂਦੇ ਨੇ ਉਹਦੇ ਵੱਲ ਵੇਖ ਕੇ ਕੱਪੜੇ ਪਾਣਗੇ ਪਹਿਰਾਵਾ ਦਸਤਾਰ ਦਮਾਲੇ ਹੁੰਦਾ ਤਾਂ ਕਈ ਵਾਰੀ ਵੇਖ ਵੇਖ ਕੇ ਤੇ ਜਦੋਂ ਅਸੀਂ ਪ੍ਰਚਾਰਕਾਂ ਜਿੰਨੇ ਵੀ ਪ੍ਰਚਾਰਕਾਂ ਸੀ ਸਾਡੀ ਜ਼ਿੰਮੇਵਾਰੀ ਬਹੁਤੀ ਵੱਧ ਜਾਂਦੀ ਹੈ ਵੀ ਸੱਚੇ ਪਾਤਸ਼ਾਹ ਕੋਈ ਐਸੀ ਗਲਤੀ ਨਾ ਕਰਾਈ ਗਲਤੀ ਮੇਰੀ ਹੋਣੀ ਹੈ ਕੋਈ ਵੀ ਸਾਡਾ ਵੀਰ ਭਰਾ ਸਾਡੀ ਗਲਤੀ ਵੇਖ ਕੇ ਸਿੱਖੀ ਨਾਲੋਂ ਨਾ ਟੁੱਟੇ ਗਲਤੀ ਸਾਡੀ ਹੋਣੀ ਹੈ ਉਹਦਾ ਮਨ ਟੁੱਟਦੇ ਵੇਖੇ ਨੇ ਬੜੇ ਗੁਰਸਿੱਖਾਂ ਦੇ ਬੜੇ ਗੁਰਸਿੱਖ ਇਦਾਂ ਦੇ ਵੇਖੇ ਆ ਮਨ ਹੀ ਟੁੱਟ ਗਿਆ ਜੀ ਮੇਰਾ ਅਸੀਂ ਤੇ ਫਲਾਣੇ ਕੋਲ ਜਾਂਦੇ ਸੀ ਉਹ ਤੇ ਇਦਾਂ ਦਾ ਨਿਕਲਿਆ ਫਲਾਣੇ ਨੂੰ ਸੁਣਦੇ ਸੀ ਉਹ ਤੇ ਇਦਾਂ ਦਾ ਨਿਕਲਿਆ ਮੇਰਾ ਹੁਣ ਨਿਤਨੇਮ ਕਰਨ ਨੂੰ ਜੀ ਨਹੀਂ ਕਰਦਾ ਮੇਰਾ ਬਾਣੀ ਪੜਨ ਨੂੰ ਜੀ ਨਹੀਂ ਕਰਦਾ ਹਮੇਸ਼ਾ ਰੱਬ ਤੋਂ ਡਰ ਕੇ ਰਹੀਏ ਵੀ ਐਸੀ ਜ਼ਿੰਦਗੀ 'ਚ ਕੋਈ ਗਲਤੀ ਨਾ ਕਰ ਬਈਏ ਵੀ ਕੋਈ ਤੇਰੇ ਚਰਨਾਂ ਨਾਲ ਜੁੜਿਆ ਹੋਇਆ ਟੁੱਟ ਨਾ ਜਾਵੇ ਇਹ ਜ਼ਿੰਮੇਵਾਰੀਆਂ ਨੇ ਸਾਡੀਆਂ ਤਾਂ ਮੈਂ ਇਹ ਗੱਲ ਕਹਿੰਦਾ ਹਮੇਸ਼ਾ ਹੁਣ ਜਿਵੇਂ ਹੁਣ ਆਪਾਂ ਕਈ ਵਾਰੀ ਜਦੋਂ ਕਹਿੰਦੇ ਆ ਵੀ ਮੜੀਆਂ ਮਸਾਣੀਆਂ ਕਬਰਾਂ ਨੂੰ ਨਾ ਮੰਨੋ ਜੀ ਜਗਾ ਜਗਾ ਨਾ ਜਾਓ ਜੀ ਕਈ ਗਾਉਣ ਵਾਲਿਆਂ ਨਾਲ ਜੋੜ ਲੈਂਦੇ ਆ ਗੱਲਾਂ ਚਲੋ ਨੈਟ ਤੇ ਬਣਾਉਣ ਵਾਲੇ ਫੋਟੋਆਂ ਪਾ ਆਂਦੇ ਨੇ ਹਾਲਾਂਕਿ ਅਸੀਂ ਕਿਸੇ ਇੱਕ ਨੂੰ ਟਾਰਗੇਟ ਨਹੀਂ ਕਰਦੇ ਵੀ ਅਸੀਂ ਇੱਕ ਨੂੰ ਨਹੀਂ ਵੀ ਇਹ ਬੰਦੇ ਨੂੰ ਅਸੀਂ ਕਹਿੰਦੇ ਆ ਪਰ ਉਹਦਾ ਭਾਵ ਕੀ ਹੈ ਵੀ ਜਿਹੜੇ ਗਾਉਣ ਵਾਲੇ ਲੋਕ ਹੁੰਦੇ ਨੇ ਨਾ ਲੋਕਾਂ ਨੂੰ ਮਨੋਰੰਜਨ ਕਰਨਾ ਹੈ ਕਰਦੇ ਨੇ ਚਲੋ ਲੋਕਾਂ ਦਾ ਆਪਣਾ ਆਪਣਾ ਕੋਈ ਕਿਵੇਂ ਮਨੋਰੰਜਨ ਕਰਦਾ ਹੈ ਸਾਡਾ ਤੇ ਇਦਾਂ ਹੀ ਹੋ ਜਾਂਦਾ ਹੈ ਸਤਨਾਮ ਗੁਰਸਿੱਖ ਦਾ ਤੇ ਇਹਦੇ ਵਿੱਚ ਹੀ ਆਨੰਦ ਹੈ ਨਾ ਲੋਕੀ ਨੱਚਦੇ ਟੱਪਦੇ ਨੇ ਖਾਲਸਾ ਜਿਹੜਾ ਉਹ ਗਤਕਾ ਖੇਡਦਾ ਹੈ ਤੇ ਗਤਕੇ ਦੇ ਵਿੱਚ ਤੁਹਾਨੂੰ ਪਤਾ ਜਦੋਂ ਨਿਹੰਗ ਸਿੰਘ ਪੈਂਤਰਾ ਪਾਉਂਦੇ ਨੇ ਤੁਸੀਂ ਤੁਸੀਂ ਗਤਕਾ ਖੇਡਣ ਵਾਲੇ ਸਿੰਘਾਂ ਨੂੰ ਵੇਖਿਓ ਐਦਾਂ ਪੈਂਤਰੇ ਪਾਉਂਦੇ ਨੇ ਬਸ ਐਦਾਂ ਲੱਗਦਾ ਵੀ ਭੰਗੜਾ ਹੀ ਪੈ ਰਿਹਾ ਸਿੱਖ ਦਾ ਮਨੋਰੰਜਨ ਵੀ ਹੋ ਰਿਹਾ ਭੰਗੜਾ ਵੀ ਭੰਗੜਾ ਹੀ ਕਹਿ ਸਕਦਾ ਮੈਂ ਸ਼ਬਦ ਐਦਾਂ ਦਾ ਵਰਤ ਰਿਹਾ ਮਾਫ ਕਰਨਾ ਵੀ ਇੱਕ ਤਰ੍ਹਾਂ ਨਾਲ ਉਹ ਆਨੰਦ ਵੀ ਬੜਾ ਆ ਰਿਹਾ ਵੇਖਣ ਵਾਲੇ ਵੀ ਖੁਸ਼ ਨੇ ਉਹ ਵੀ ਪੂਰਾ ਤੇ ਕਮਾਲ ਹੋ ਗਈ ਉਹ ਐਸਾ ਨੱਚ ਰਿਹਾ ਹੈ ਉਹ ਐਸੇ ਪੈਂਤਰੇ ਪਾ ਰਿਹਾ ਹੈ ਵੀ ਵਿੱਚ ਹੀ ਸ਼ਸਤਰਾਂ ਦੀ ਸਖਲਾਈ ਵੀ ਹੋ ਗਈ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਿੱਖ ਗਿਆ ਸਾਰਾ ਕੁਝ ਵਿੱਚ ਹੀ ਆ ਗਿਆ ਸਾਰਾ ਕੁਝ ਸੋ ਗੁਰਬਾਣੀ ਦਾ ਜਦੋਂ ਰਾਗਾਂ 'ਚ ਪੜ੍ਹੀ ਜਾਂਦੀ ਹੈ ਆਨੰਦ ਹੀ ਵੱਖਰਾ ਹੈ ਬਸ ਇਹਦੇ ਨਾਲ ਹੀ ਆਨੰਦ ਆ ਜਾਂਦਾ ਜਦੋਂ ਸੋਚ ਇਦਾਂ ਦੀ ਬਣ ਜਾਏ ਨਾ ਫਿਰ ਵੇਖੋ ਸਾਡਾ ਆਪਣਾ ਕਿਸੇ ਨਾਲ ਕੋਈ ਵਿਰੋਧ ਨਹੀਂ ਪਰ ਜਿਹੜੇ ਗਾਉਣ ਵਾਲੇ ਲੋਕ ਨੇ ਜਾਂ ਐਕਟਰ ਹੁੰਦੇ ਨੇ ਨਾ ਕਈ ਲੋਕੀ ਇਹਨਾਂ ਨੂੰ ਵੀ ਆਪਣਾ ਰੋਲ ਮਾਡਲ ਮੰਨਣ ਲੱਗ ਜਾਂਦੇ ਤੁਸੀਂ ਨੋਟ ਕਰਕੇ ਵੇਖੋ ਇੱਕ ਪਿੰਡ ਵਿੱਚ 5-7 ਹੋਣਗੇ ਜਿਹੜੇ ਰੋਲ ਮਾਡਲ ਮੰਨਦੇ ਨੇ ਬਾਬਾ ਦੀਪ ਸਿੰਘ ਨੂੰ ਰੋਲ ਮਾਡਲ ਮੰਨਣਗੇ ਬਾਬਾ ਜੀਤ ਸਿੰਘ ਬਾਬਾ ਜੁਝਾਰ ਸਿੰਘ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਨੂੰ ਰੋਲ ਮਾਡਲ ਮੰਨਦੇ ਨੇ ਬਾਬਾ ਜਰਨੈਲ ਸਿੰਘ ਜੀ ਖਾਲਸਾ ਨੂੰ ਰੋਲ ਮਾਡਲ ਮੰਨਦੇ ਨੇ ਉਹ 5 ਜਾਂ 7 ਜਾਂ 10 ਨਿਕਲਣਗੇ ਇੱਕ ਪਿੰਡ ਵਿੱਚੋਂ 20 ਨਿਕਲਣਗੇ ਇੱਕ ਪਿੰਡ ਵਿੱਚੋਂ ਬਾਕੀ 5-700 ਨੌਜਵਾਨ ਉਸੇ ਪਿੰਡ ਦਾ ਐਕਟਰਾਂ ਨੂੰ ਤੇ ਗਾਉਣ ਵਾਲਿਆਂ ਨੂੰ ਹੀ ਆਪਣਾ ਰੋਲ ਮਾਡਲ ਮੰਨਦਾ ਹੈ ਉਸੇ ਪਿੰਡ ਦਾ ਫੈਨ ਨੇ ਉਹਨਾਂ ਦੇ ਗੀਤ ਸੁਣਦੇ ਨੇ ਹਰ ਵੇਲੇ ਤੇ ਤਾਂ ਮੈਂ ਕਹਿੰਦਾ ਵੀ ਜਿਹੜੇ ਗਾਉਣ ਵਾਲੇ ਆ ਇਹ ਰੋਲ ਮਾਡਲ ਹੁੰਦੇ ਨੇ ਇਹਨਾਂ ਨੂੰ ਸੋਚ ਦਿਮਾਗ ਤੋਂ ਕੰਮ ਲੈਣ ਜਿੱਥੇ ਮਰਜੀ ਜਾਣ ਜਿੱਥੇ ਮਰਜੀ ਮੱਥੇ ਟੇਕਣ ਆਪਣਾ ਪਰਿਵਾਰ ਲਜਾਣ ਆਪਣੇ ਬੱਚੇ ਲਜਾਣ ਆਪ ਜਾਣ ਇਹ ਨੇਰੇ ਸਵੇਰੇ ਜਿੱਥੇ ਮਰਜੀ ਜਾਉਣ ਪਬਲਿਕ ਦੇ ਵਿੱਚ ਜਦੋਂ ਜਾਣਗੇ ਤੇ ਲੋਕਾਂ ਨੇ ਇਹਨਾਂ ਦੇ ਪਿੱਛੇ ਤੁਰਨਾ ਹੈ ਦੁਨੀਆ ਇਹਨਾਂ ਦੇ ਮਗਰ ਲੱਗਦੀ ਹੈ ਨੌਜਵਾਨ ਇਹਨਾਂ ਦੀ ਰੀਸ ਕਰਦੇ ਨੇ ਇਹ ਕੱਲੇ ਭਾਵੇਂ ਮਾਫ ਕਰਨਾ ਕੱਪੜੇ ਵੀ ਲਾ ਦੇਣ ਉਹਨਾਂ ਦੀ ਰੀਸ ਕਰਕੇ ਪਰ ਪਬਲਿਕ ਵਿੱਚ ਨਾ ਜਾਣ ਜਿੱਥੇ ਇਹ ਜਾਣਗੇ ਉਧਰ ਹੀ ਸਾਡੇ ਨੌਜਵਾਨ ਜਾਣਗੇ ਤੇ ਜੇ ਇਹਨਾਂ ਨੇ ਨਸ਼ੇੜੀ ਨੂੰ ਮੱਥਾ ਟੇਕਤਾ ਨਸ਼ਾ ਪੀਣ ਵਾਲੇ ਨੂੰ ਟੇਕਤਾ ਗਾਲਾਂ ਕੱਢਣ ਵਾਲੇ ਨੂੰ ਟੇਕਤਾ ਤੇ ਸਾਡੇ ਨੌਜਵਾਨਾਂ ਨੇ ਵੀ ਆਖਣਾ ਹੈ ਉਹ ਸਾਡਾ ਗਾਉਣ ਵਾਲਾ ਤੇ ਫਲਾਣੇ ਬਾਬੇ ਕੋਲ ਜਾਂਦਾ ਉਹਨਾਂ ਨੇ ਵੀ ਤੁਰ ਪੈਣਾ ਸਾਡੇ ਵਾਲਾ ਤੇ ਉੱਥੇ ਮੱਥੇ ਟੇਕਦਾ ਉਹਨਾਂ ਨੇ ਵੀ ਤੁਰ ਪੈਣਾ ਜਿਹੜੇ ਫੈਨ ਨੇ ਉਹਨਾਂ ਨੇ ਮਗਰ ਹੀ ਜਾਣਾ ਤਾਂ ਇਹ ਬੇਨਤੀ ਕਰੀਦੀ ਹੈ ਪਰ ਹੁਣ ਬਹੁਤ ਕਿਰਪਾ ਹੋ ਰਹੀ ਹੈ ਆਉਣ ਵਾਲੇ ਸਮੇਂ ਵਿੱਚ ਸਾਡੇ ਨੌਜਵਾਨ ਸਾਡੇ ਵੀਰ ਭਰਾ ਹੌਲੀ ਹੌਲੀ ਸਿਆਣੇ ਹੋ ਰਹੇ ਆ ਜਦੋਂ ਆ ਖਜ਼ਾਨਾ ਮਿਲਦਾ ਨਾ ਜਦੋਂ ਅਸੀਂ ਗੁਰਬਾਣੀ ਨੂੰ ਸਮਝਦੇ ਆ ਪੜ੍ਹਦੇ ਆ ਫਿਰ ਪਤਾ ਲੱਗਦਾ ਭਾਗਾਂ ਵਾਲੇ ਹੋ ਗਏ ਆ ਪਿਓ ਦਾਦੇ ਕਾ ਖੋਲ ਦਿੱਠਾ ਖਜ਼ਾਨਾ ਇਹੀ ਸ਼ਬਦ ਪੜੋ ਤਾਂ ਮੇਰੇ ਮਨ ਭਇਆ ਨਿਧਾਨਾ ਪੰਚਮ ਪਾਤਸ਼ਾਹ ਜੀ ਦਾ ਇਹ ਸ਼ਬਦ ਹੈ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦਾ ਸ਼ੁਰੂ ਤੋਂ ਪੜ੍ਹਦੇ ਹਾਂ ਧਿਆਨ ਨਾਲ ਸਮਝਿਓ ਵੀ ਇਕਾਗਰਤਾ ਬਖਸ਼ਿਓ ਮਨ ਆਪਣਾ ਜੋੜ ਕੇ ਰੱਖੀਏ ਜਿਆਦਾ ਜਦੋਂ ਇਕੱਠ ਹੁੰਦਾ ਫਿਰ ਹਿਲਜੁਲ ਵੀ ਹੁੰਦੀ ਹੈ ਮਾੜੀ ਮੋਟੀ ਪਰ ਬਹੁਤ ਧਿਆਨ ਨਾਲ ਹੁਣ ਤੱਕ ਐ ਟਿਕਾ ਬਣਾ ਕੇ ਬੈਠਿਓ ਸਾਹ ਲੈਣ ਦੀ ਵੀ ਕਿਸੇ ਦੀ ਆਵਾਜ਼ ਨਹੀਂ ਆਉਂਦੀ ਨਿੱਕੇ ਨਿੱਕੇ ਕੋਈ ਬੱਚਾ ਵੀ ਨਹੀਂ ਕੁਸਕਦਾ ਆਰਾਮ ਨਾਲ ਸਾਰੇ ਬੈਠੇ ਤੇ ਫਤਿਹ ਚੈਨਲ ਤੇ ਚੱਲਦਾ ਘਰਾਂ ਵਿੱਚ ਵੀ ਪ੍ਰੋਗਰਾਮ ਸਾਰੇ ਪੰਜਾਬ ਵਿੱਚ ਬਾਹਰਲੀਆਂ ਸਟੇਟਾਂ ਦੇਸ਼ਾਂ 'ਚ ਵੀ ਇੰਟਰਨੈਟ ਦੇ ਮਾਧਿਅਮ ਰਾਹੀਂ ਇਸ ਪ੍ਰੋਗਰਾਮ ਨੂੰ ਸਾਰੇ ਵੇਖਦੇ ਆ ਤਾਂ ਕਰਕੇ ਆਪਾਂ ਥੋੜਾ ਹੁਣ ਇਕਾਗਰਤਾ ਬਣਾ ਕੇ ਰੱਖਣੀ ਅੱਜ ਅਮਰ ਸੰਚਾਰ ਵੀ ਵੱਡੀ ਗਿਣਤੀ 'ਚ ਹੋ ਰਿਹਾ ਪੰਜ ਪਿਆਰਿਆਂ ਨੇ ਜਦੋਂ ਸਟੇਜ ਤੇ ਆ ਜਾਣਾ ਉਹਨਾਂ ਦਾ ਵੀ ਸਤਿਕਾਰ ਤੇ ਧਿਆਨ ਰੱਖਣਾ ਵੀ ਇਕਾਗਰਤਾ ਸਾਡੀ ਭੰਗ ਨਾ ਹੋਵੇ ਸੋ ਅੱਜ ਵਾਲੇ ਦਿਨ ਬਾਰੇ ਵੀ ਵਿਸਾਖੀ ਦਾ ਜ਼ਿਕਰ ਵੀ ਤੇ ਅਮਰ ਸੰਚਾਰ ਉਹ ਕਲਗੀਧਰ ਸੱਚੇ ਪਾਤਸ਼ਾਹ ਸੱਚੀ ਸਰਕਾਰ ਨੂੰ ਵੀ ਚੇਤੇ ਕਰੀਏ ਤੇ ਆਓ ਆ ਸ਼ਬਦ ਨੂੰ ਵੀ ਨਾਲ ਨਾਲ ਸਮਝਣ ਦੀ ਕੋਸ਼ਿਸ਼ ਕਰੀਏ ਪੰਚਮ ਪਾਤਸ਼ਾਹ ਦਾ ਬਚਨ ਹੈ ਤੇ ਵੇਖਿਓ ਭਲਾ ਖਜ਼ਾਨਾ ਸਾਨੂੰ ਮਿਲਿਆ ਕਿ ਨਹੀਂ ਮਿਲਿਆ ਹਾਂਜੀ ਗੌੜੀ ਗੁਆਰਰੀ ਮਹੱਲਾ ਪੰਜਵਾ ਪੰਚਮ ਪਾਤਸ਼ਾਹ ਦਾ ਬਚਨ ਹੈ ਹਾਂਜੀ ਹਮ ਧਨਵੰਤ ਪਾਗਠ ਸਚ ਨਾਏ ਹਰ ਗੁਣ ਗਾਵਹਿ ਸਹਿਜ ਸੁਪਾਏ ਅਸੀਂ ਭਾਗਾਂ ਵਾਲੇ ਬਣ ਗਏ ਖਜ਼ਾਨੇ ਦੇ ਮਾਲਕ ਬਣ ਗਏ ਹੁਣ ਖਜ਼ਾਨਾ ਉਹ ਅਕਲ ਆ ਗਈ ਸਮਝ ਆ ਗਈ ਸਹਿਜ ਅਵਸਥਾ ਆ ਗਈ ਉਹਦੇ ਰੰਗ ਵਿੱਚ ਰੰਗੇ ਗਏ ਉਹਦੇ ਗੁਣ ਗਾਣੇ ਆ ਇਹ ਕਦੋਂ ਤੋਂ ਕਿਰਪਾ ਹੋਈ ਹੈ ਹਾਂਜੀ ਪਿਓ ਦਾਦੇ ਕਾ ਖੋਦ ਡਿਠਾ ਖਜ਼ਾਨਾ ਤਾਂ ਮੇਰੇ ਮਨ ਪਿਆ ਨਿਦਾਨਾ ਪ੍ਰਕਾਸ਼ ਹੋ ਗਿਆ ਚਾਨਣ ਹੋ ਗਿਆ ਖਜ਼ਾਨਾ ਮਿਲ ਗਿਆ ਭਾਗਾਂ ਵਾਲੇ ਹੋ ਗਏ ਅਸੀਂ ਆਪਣਿਆਂ ਵੱਡਿਆਂ ਦਾ ਖਜ਼ਾਨਾ ਖੋਲ ਕੇ ਵੇਖਿਆ ਪਿਓ ਦਾਦੇ ਕਿੰਨੀ ਕਮਾਈ ਕਰ ਗਏ ਕਈ ਬੰਦੇ ਇਦਾਂ ਦੇ ਹੈ ਆ ਜਿਨ੍ਹਾਂ ਨੂੰ ਪਤਾ ਲੱਗਦਾ ਵੀ ਸਾਡੇ ਦਾਦੇ ਪੜਦਾਦਿਆਂ ਦੀ ਜ਼ਮੀਨ ਫਲਾਣੇ ਥਾਂ ਤੇ ਬੋਲਦੀ ਹੈ ਫਲਾਣੇ ਥਾਂ ਤੇ ਸਾਡੇ ਵੱਡਿਆਂ ਵਡੇਰਿਆਂ ਦੀ ਜਾਇਦਾਦ ਬੋਲਦੀ ਹੈ ਲੜਾਈਆਂ ਕਰਦੇ ਨੇ ਜਾ ਕੇ ਕੇਸ ਕਰਦੇ ਨੇ ਝਗੜੇ ਕਰਦੇ ਨੇ ਛੱਡੋ ਸਾਡੇ ਸਾਡੇ ਦਾਦਿਆਂ ਦੀ ਜ਼ਮੀਨ ਹੈ ਆ ਸਾਡੇ ਪੜਦਾਦੇ ਦੇ ਨਾਂ ਤੇ ਬੋਲਦੀ ਹੈ ਐਡੀ ਤਜੋਰੀ ਪਿਓ ਦਾਦਾ ਪੜਦਾਦਾ ਧਰ ਕੇ ਧਰ ਗਿਆ ਖੋਲ ਕੇ ਨਹੀਂ ਵੇਖੀ ਚਾਬੀ ਨਹੀਂ ਲਾ ਕੇ ਵੇਖੀ ਐਵੇਂ ਹੀ ਭੁੱਖੇ ਮਰ ਗਏ ਪਰ ਸਤਿਗੁਰੂ ਕਹਿੰਦੇ ਨੇ ਖਜ਼ਾਨਾ ਖੋਲ ਕੇ ਵੇਖਿਆ ਆਨੰਦ ਆ ਗਿਆ ਸ਼ਾਂਤ ਹੋ ਗਿਆ ਮਨ ਵੱਡੇ ਵਡੇਰੇ ਜਿਹੜੇ ਸਾਡੇ ਦਾਦੇ ਪੜਦਾਦੇ ਖਜ਼ਾਨਾ ਦੇ ਗਏ ਆ ਗੱਲ ਕਾਦੀ ਚੱਲ ਰਹੀ ਹੈ ਗੁਰਬਾਣੀ ਦੀ ਇਹ ਬਚਨ ਜਦੋਂ ਪੜ੍ਹ ਕੇ ਵੇਖੇ ਹੁਣ ਜਿਵੇਂ ਮੈਂ ਬਹੁਤ ਵਾਰ ਇਹ ਬੇਨਤੀ ਸੰਗਤ ਵਿੱਚ ਕੀਤੀ ਏ ਕਿ ਗੁਰਮਖੋ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਸਤਿਗੁਰੂ ਦੀ ਸਿੱਖਿਆ ਸੁਣੀ ਇੱਥੇ ਮਤ ਵਿੱਚ ਰਤਨ ਜਵਾਹਰ ਮਾਨਕ ਹੀਰਿਆਂ ਵਰਗੇ ਬਚਨ ਹੋ ਗਏ ਹੀਰਿਆਂ ਵਰਗੇ ਬਚਨ ਹੀਰੇ ਲਾਲਾਂ ਵਰਗੇ ਬਚਨ ਸਾਡੇ ਅੰਦਰ ਵਸ ਗਏ ਪਹਿਲਾਂ ਅਸੀਂ ਗੁਰਬਾਣੀ ਪੜ੍ਹੀ ਤੇ ਜਿਹਦੇ ਵਿੱਚ ਗੁਟਕਾ ਪਾਇਆ ਜਾਂਦਾ ਹੈ ਗੁਟਕਾ ਵੇਖੋ ਉਸ ਫਾਰਸੀ ਵਿੱਚ ਉਸ ਡੱਬੀ ਨੂੰ ਕਹਿੰਦੇ ਆ ਜਿਹਦੇ ਵਿੱਚ ਹੀਰੇ ਮੋਤੀ ਰੱਖੇ ਜਾਣ ਹੀਰੇ ਮੋਤੀ ਜਿਹੜੀ ਡੱਬੀ ਵਿੱਚ ਰੱਖੇ ਜਾਣ ਉਸ ਡੱਬੀ ਨੂੰ ਕਹਿੰਦੇ ਨੇ ਗੁਟਕਾ ਪੁਰਾਣੇ ਸਮਿਆਂ 'ਚ ਵੀ ਹੀਰੇ ਮੋਤੀ ਜਿਹੜੀ ਡੱਬੀ 'ਚ ਗਹਿਣੇ ਰੱਖਣੇ ਹੀਰੇ ਰੱਖਣੇ ਘਰ ਦਾ ਸਮਾਨ ਮਹਿੰਗਾ ਉਸ ਡੱਬੀ ਨੂੰ ਕਹਿਣਾ ਗੁਟਕਾ ਤੇ ਕਮਾਲ ਹੋ ਗਈ ਸਿੱਖ ਦਾ ਗੁਟਕਾ ਤੇ ਗੁਟਕਾ ਕਾਹਦੇ ਚ ਪਾਇਆ ਹੈ ਨਿਹੰਗ ਸਿੰਘ ਪਾਉਂਦੇ ਨੇ ਖਜ਼ਾਨਾ ਬੈਗ ਹੈ ਬੈਗ ਨਹੀਂ ਆਪਾਂ ਕਹਿੰਦੇ ਖਜ਼ਾਨਾ ਭਾਵ ਕਿ ਸਿੱਖ ਦਾ ਖਜ਼ਾਨਾ ਕੀ ਹੈ ਗੁਰਬਾਣੀ ਆਖੋ ਸਤਨਾਮ ਪਿਓ ਦਾ ਪਿਓ ਦਾਦੇ ਕਾ ਖੋਲ ਡਿਠਾ ਖਜ਼ਾਨਾ ਸਿੱਖ ਦਾ ਖਜ਼ਾਨਾ ਉਹ ਨਿਹੰਗ ਸਿੰਘ ਜਾਂਦਾ ਨਿਹੰਗ ਸਿੰਘ ਦਾ ਪਾਇਆ ਹੋਇਆ ਬੈਗ ਉਹ ਬੈਗ ਨੂੰ ਕੀ ਕਹਿੰਦਾ ਖਜ਼ਾਨਾ ਹੈ ਤੇ ਖਜ਼ਾਨੇ 'ਚ ਕੀ ਨਿਕਲਿਆ ਗੁਟਕਾ ਭਾਵ ਜਿਹੜੇ ਹੀਰੇ ਮੋਤੀ ਨੇ ਸਾਡੇ ਜਿਵੇਂ ਲੋਕੀ ਹੀਰੇ ਮੋਤੀ ਗੁਟਕੇ 'ਚ ਪਾਉਂਦੇ ਆ ਡੱਬੀ 'ਚ ਪਾਉਂਦੇ ਆ ਆ ਨੇ ਹੀਰੇ ਮੋਤੀ ਅਸਲੀ ਹੈ ਹੀ ਅਸਲੀ ਉਹ ਹੀਰੇ ਮੋਤੀ ਹੈ ਤੇ ਜਦੋਂ ਆਪਾਂ ਗੁਰਬਾਣੀ ਇਦਾਂ ਗੁਟਕਾ ਖੋਲ ਕੇ ਪੜ੍ਹੀ ਉਹੀ ਹੀਰੇ ਮੋਤੀ ਫਿਰ ਇੱਥੇ ਆ ਗਏ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਅੱਛਾ ਫਿਰ ਜਦੋਂ ਆਪਾਂ ਬੋਲਾਂਗੇ ਧਿਆਨ 'ਚ ਰੱਖਿਓ ਜਦੋਂ ਆਪਾਂ ਫਿਰ ਬੋਲਾਂਗੇ ਗੱਲ ਕਰਾਂਗੇ ਫਿਰ ਹਰੇਕ ਨੇ ਕਹਿਣਾ ਹੈ ਇੱਕ ਇੱਕ ਗੱਲ ਸਵਾ ਸਵਾ ਲੱਖ ਦੀ ਹੈ ਬਈ ਇੱਕ ਇੱਕ ਬਚਨ ਕਰੋੜਾਂ ਦਾ ਹੈ ਉਦੋਂ ਹੀ ਕਹਿਣਗੇ ਜੇ ਨਹੀਂ ਪੜਦੇ ਤੇ ਮਾਫ ਕਰਨਾ ਫਿਰ ਜੱਬਲਾਂ ਦੀਆਂ ਦਿਨ ਰਾਤ ਸੁਣ ਸੁਣ ਕੇ ਜੱਬਲੀਆਂ ਫਿਰ ਆਪਾਂ ਵੀ ਜੱਬਲੀਆਂ ਹੀ ਮਾਰੀ ਚੱਲਾਂਗੇ ਆਖੋ ਸਤਨਾਮ ਹੁਣ ਜੇ ਟੀਵੀ ਵਿੱਚ ਵੀ ਚੱਲੀ ਜਾਂਦਾ ਫੋਨ ਵਿੱਚ ਵੀ ਚੱਲੀ ਜਾਂਦਾ ਕੰਨਾਂ 'ਚ ਵੀ ਚੱਲੀ ਜਾਂਦੇ ਨੇ ਗੱਲਾਂ ਕਾਦੀਆਂ ਕਰਦੇ ਨੇ ਅੱਖਾਂ ਦੀਆਂ ਦੰਦਾਂ ਦੀਆਂ ਵਾਲਾਂ ਦੀਆਂ ਰੰਗ ਦੀਆਂ ਲੈ ਗੱਲਾਂ ਹੀ ਇਹ ਸੁਣੀ ਗਿਆ ਦਿਨ ਰਾਤ ਗਾਣਿਆਂ 'ਚ ਇਹੀ ਕੁਝ ਹੁੰਦਾ ਹੈ ਓਏ ਅੱਖਾਂ ਦੀਆਂ ਗੱਲਾਂ ਕਰਨ ਵਾਲਿਆ 20 ਸਾਲਾਂ ਬਾਅਦ ਇਹ ਅੱਖਾਂ ਵੇਖੀਆਂ ਆ ਕੇ ਦੰਦਾਂ ਦੀਆਂ ਗੱਲਾਂ ਕਰਨ ਵਾਲਿਆ ਆ 20 25 ਸਾਲ ਬਾਅਦ ਟੁੱਟ ਜਾਣੇ ਨੇ ਦੰਦ ਇੱਕ ਨਹੀਂ ਰਹਿਣਾ ਆ ਚਮੜੀ ਆ ਜਿਹੜੀ ਚਮੜੀ ਹੈ ਨਾ ਇਹ ਇਹ ਚਮੜੀ 15 20 ਸਾਲਾਂ ਬਾਅਦ 10 ਸਾਲਾਂ ਬਾਅਦ ਝੁਰੜੀਆਂ ਪੈ ਜਾਣੀਆਂ ਨੇ ਹੱਡੀਆਂ ਨੇ ਚਮੜੀ ਛੱਡ ਦੇਣੀ ਹੈ ਠੀਕ ਹੈ ਦੰਦ ਮਿਲੇ ਨੇ ਵਰਤ ਲਓ ਚਮੜੀ ਮਿਲੀ ਹੈ ਠੀਕ ਹੈ ਸਫਾਈ ਰੱਖੋ ਇਹਨੂੰ ਸਾਫ਼ ਸੁਥਰਾ ਰੱਖੀਏ ਅੱਖਾਂ ਮਿਲੀਆਂ ਨੇ ਸਾਭ ਕੇ ਰੱਖੋ ਠੀਕ ਹੈ ਪਰ ਕਮਲਈਆਂ ਗੁਣ ਉਹਦੇ ਗਾਈਏ ਜਿਹੜਾ ਅੱਖਾਂ ਦੇ ਵਿੱਚ ਵਰਤਦਾ ਹੈ ਐਵੇਂ ਅੱਖਾਂ ਦੀਆਂ ਗੱਲਾਂ ਕਰੀ ਜਾਈਏ ਆਖੋ ਸਤਨਾਮ ਵੀ ਦੰਦਾਂ ਦੀਆਂ ਗੱਲਾਂ ਕਰੀ ਜਾਈਏ ਉਹ ਕੌਣ ਹੈ ਜਿਹੜਾ ਅੱਖਾਂ ਦੇ ਵਿੱਚ ਵੇਖਦਾ ਹੈ ਮਰੇ ਦੀਆਂ ਅੱਖਾਂ ਵੀ ਉੱਥੇ ਹੀ ਨੇ ਰੰਗ ਵੀ ਉੱਥੇ ਹੀ ਹੈ ਸਭ ਕੁਝ ਉਵੇਂ ਹੀ ਹੈ ਉਹ ਵਿੱਚੋਂ ਜੋਤ ਨਿਕਲ ਗਈ ਕਿਸੇ ਕੰਮ ਨਹੀਂ ਫਿਰ ਉਹਦੀ ਗੱਲ ਕਰੋ ਜਿਹੜਾ ਅੱਖਾਂ ਦੇ ਵਿੱਚ ਵੇਖਦਾ ਹੈ ਉਹਦੀ ਗੱਲ ਕਰੋ ਜਿਹੜਾ ਕੰਨਾਂ 'ਚ ਸੁਣਦਾ ਹੈ ਉਹ ਵੇਖੋ ਜਿਹੜਾ ਵਿੱਚ ਵਰਤ ਰਿਹਾ ਤੇ ਹੱਥ ਪੈਰ ਹਿੱਲਦੇ ਆ ਆ ਸਾਹ ਚੱਲਦੇ ਨੇ ਜਿਹਦੇ ਕਰਕੇ ਉਹਦੀ ਗੱਲ ਕਰੋ ਤੇ ਗੁਰੂ ਸਾਹਿਬ ਗੱਲ ਉਸ ਜੋਤ ਦੀ ਕਰਦੇ ਨੇ ਤੇ ਜੇ ਕਮਲੇ ਹੀ ਆ ਫਿਰ ਸਰੀਰ ਦੀਆਂ ਗੱਲਾਂ ਕਰੀ ਜਾਈਏ ਅੱਖਾਂ ਦੀਆਂ ਗੱਲਾਂ ਕਰੀ ਜਾਈਏ ਜਦੋਂ ਗੁਰਬਾਣੀ ਨੂੰ ਸਮਝਾਂਗੇ ਫਿਰ ਉਸ ਜੋਤ ਨਾਲ ਸੁਰਤ ਜੁੜੇਗੀ ਫਿਰ ਉਹ ਵਿੱਚ ਵਰਤਣ ਵਾਲਾ ਮਹਿਸੂਸ ਹੋਣ ਲੱਗ ਪੈਂਦਾ ਹੈ ਫਿਰ ਪਤਾ ਲੱਗਦਾ ਹੈ ਫਿਰ ਸੰਗਤ ਜੀ ਵੇਖਿਓ ਹੁਣ ਉਹ ਖਜ਼ਾਨਾ ਖਜ਼ਾਨੇ ਦੇ ਵਿੱਚੋਂ ਕੱਢਿਆ ਗੁਟਕਾ ਤੇ ਹੀਰੇ ਮੋਤੀ ਉਹ ਗੁਰਬਾਣੀ ਨੂੰ ਪੜਿਆ ਇੱਥੇ ਦਿਮਾਗ 'ਚ ਬਹਿ ਗਈ ਫਿਰ ਇੱਕ ਇੱਕ ਬਚਨ ਸਵਾ ਸਵਾ ਲੱਖ ਦਾ ਹੋ ਗਿਆ ਫਿਰ ਐਸੇ ਕੀਮਤੀ ਬੋਲ ਹੋ ਗਏ ਉਹ ਹਜ਼ਾਰਾਂ ਦਾ ਜੀਵਨ ਸਵਾਰਨ ਵਾਲੇ ਫਿਰ ਗੱਲ ਬਣੀ ਨਾ ਨਹੀਂ ਤੇ ਮਾਫ ਕਰਨਾ ਪੁੱਠੀਆਂ ਸਿੱਧੀਆਂ ਗੱਲਾਂ ਸੁਣ ਕੇ ਪਾਗਲ ਹੋ ਗਏ ਜ਼ਿੰਦਗੀ ਬਰਬਾਦ ਕਰ ਲਈ ਇੱਥੇ ਬੁੱਢੇ ਬਾਰੇ ਵੀ ਵੇਖਿਆ ਭੰਗੜੇ ਪਾਉਂਦੇ ਨੱਚਦੇ ਟੱਪਦੇ ਨਹੀਂ ਸਮਝ ਆਈ ਪਰ ਆ ਖਜ਼ਾਨਾ ਜਦੋਂ ਖੋਲ ਕੇ ਵੇਖਿਆ ਧੰਨ ਗੁਰੂ ਅਰਜਨ ਸੱਚੇ ਪਾਤਸ਼ਾਹ ਅਰਜਨ ਦੇਵ ਜੀ ਕਹਿੰਦੇ ਵੇਖਿਓ ਜਿਹੜਾ ਖਜ਼ਾਨਾ ਉਹਨਾਂ ਦਾ ਉਹੀ ਖਜ਼ਾਨਾ ਸਾਡਾ ਜਿਹੜਾ ਖਜ਼ਾਨਾ ਉਹਨਾਂ ਨੇ ਖੋਲਿਆ ਅਸੀਂ ਵੀ ਉਹੀ ਖਜ਼ਾਨਾ ਖੋਲਣਾ ਹੈ ਇਹਦਾ ਮਤਲਬ ਅਸੀਂ ਰਮਾਲਾ ਚੁੱਕ ਕੇ ਵੇਖਣਾ ਹੈ ਜਦੋਂ ਫਿਰ ਵੇਖਾਂਗੇ ਫਿਰ ਇਸ ਪੰਕਤੀ ਦੇ ਅਰਥ ਇਦਾਂ ਕਰ ਲਓ ਬੋਲ ਕੇ ਪੜੋ ਇਹ ਪਿਓ ਦਾਦੇ ਕਾ ਖੋਲ ਡਿਠਾ ਖਜ਼ਾਨਾ ਤਾਂ ਮੇਰੇ ਮਨ ਭਇਆ ਨਿਧਾਨਾ ਇਹਦਾ ਅਰਥ ਕਰ ਰਿਹਾ ਪਿਓ ਦਾਦੇ ਦਾ ਖਜ਼ਾਨਾ ਖੋਲ ਵੇਖਿਆ ਜਦੋਂ ਵੇਖਿਆ ਨਾ ਖਜ਼ਾਨਾ ਖੋਲ ਕੇ ਗੱਜ ਕੇ ਬੋਲਿਓ ਰਤਨਾ ਦੇ ਨਾਲ ਭਰਿਆ ਪਿਓ ਦਾਦੇ ਦਾ ਲਿਆਉਂਦਾ ਤੇਰਾ ਖਜ਼ਾਨਾ ਖੋਲ ਵੇਖਿਆ ਰਤਨਾ ਦੇ ਨਾਲ ਭਰਿਆ ਆਦੇ ਦਾ بے ਰਤਨਾ ਦੇ ਨਾਲ ਭਰੇ ਪਿਆਰੇ ਜੀ ਭਜਨ ਤੁਮਾਰੇ ਨਿਰਗੁਣ ਨਿਸਤਾਰੇ ਸਤਗੁਰ ਭਜਨ ਤੁਮਾਰੇ ਨਿਰਗੁਣ ਨਿਸਤਾਰੇ ਸਤਗੁਰ ਭਜਨ ਬੋਲੋ ਜੀ ਸਤਗੁਰ ਬਚਨ ਸਤਗੁਰ ਬਚਨ ਤੁਮਾਰੇ ਮੇਰੇ ਕੋਲ ਸਤਗੁਰ ਸਤਗੁਰ ਜੀ ਸਤਗੁਰ ਸਤਗੁਰ Aja sentuh ਸਤਗੁਰ ਬਚਨ ਕਰਦੇ ਨੇ ਸਾਡਾ ਔਗਣਾ ਦੇ ਭਰੇ ਹੋਿਆਂ ਦਾ ਨਿਰਗੁਣ ਨੇ ਜਿਹੜੇ ਗੁਣ ਨਹੀਂ ਜਿਨ੍ਹਾਂ ਦੇ ਪੱਲੇ ਨਿਸਤਾਰਾ ਕਿਵੇਂ ਕਰਦੇ ਨੇ ਗੁਣ ਦੇ ਦਿੰਦੇ ਨੇ ਗੁਣ ਕੀ ਨੇ ਸ਼ੁਭ ਵਿਚਾਰ ਸ਼ੁਭ ਵਿਚਾਰ ਕਾਦੇ ਚੋਂ ਲੈਣੇ ਨੇ ਗੁਟਕਾ ਸਾਹਿਬ ਚੋਂ ਪੋਥੀ ਸਾਹਿਬ ਚੋਂ ਖਜ਼ਾਨੇ ਚੋਂ ਆਖੋ ਸਤਨਾਮ ਸ੍ਰੀ ਵਾਹ ਬਾ ਗੁਣ ਆ ਗਏ ਸ਼ੁਭ ਵਿਚਾਰ ਹੀ ਆਉਣਗੇ ਨਾ ਮਾੜੇ ਕੰਮ ਐਦਾਂ ਵਿਚਾਰ ਆ ਗਏ ਮਾੜੇ ਕੰਮ ਨਹੀਂ ਕਰਨੇ ਸ਼ਰਾਬ ਨਹੀਂ ਪੀਣੀ ਨਸ਼ਾ ਨਹੀਂ ਕਰਨਾ ਮਾੜਾ ਨਹੀਂ ਸੁਣਨਾ ਮਾੜਾ ਨਹੀਂ ਵੇਖਣਾ ਮਾੜਾ ਨਹੀਂ ਬੋਲਣਾ ਮਾੜਾ ਨਹੀਂ ਖਾਣਾ ਇਹ ਵਿਚਾਰ ਆ ਗਏ ਬਸ ਗੁਣ ਆ ਗਏ ਜ਼ਿੰਦਗੀ 'ਚ ਤੇ ਚੇਤਾ ਰੱਖਿਓ ਪਰਮਾਤਮਾ ਗੁਣਾ ਦੇ ਰੂਪ ਵਿੱਚ ਹੀ ਦਰਸ਼ਨ ਦਿੰਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਫਿਰ ਸੁਣੋ ਜਿਹਦੀ ਜ਼ਿੰਦਗੀ ਵਿੱਚ ਗੁਣ ਆ ਗਏ ਸਮਝ ਲਓ ਉਹਦੀ ਜ਼ਿੰਦਗੀ ਵਿੱਚ ਪਰਮਾਤਮਾ ਆ ਗਿਆ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਗੁਣਾ ਦਾ ਸਾਗਰ ਐ ਤੂੰ ਕੋਈ ਨਾ ਜਾਣੈ ਤੇਰਾ ਕੀਤਾ ਹੁਣ ਇਹ ਤੇ ਆਪਣੀ ਮਰਜ਼ੀ ਐ ਕਈ ਤੱਬ ਭਰੀ ਫਿਰਦੇ ਨੇ ਕਈਆਂ ਨੇ ਘੜਾ ਭਰਿਆ ਕਈਆਂ ਨੇ ਬਾਲਟੀ ਭਰੀ ਹੈ ਕਈਆਂ ਨੇ ਦੇਗਾ ਭਰ ਲਿਆ ਕਈਆਂ ਨੇ ਕੌਲੀ ਹੋਈ ਭਰੀ ਹੈ ਕਈ ਮੇਰੇ ਵਰਗੇ ਚਮਚੇ ਵਾਲੇ ਨੇ ਆਖੋ ਸਤਨਾਮ ਵਾਹ ਥੋੜਾ ਜਿਹਾ ਹੀ ਭਰਿਆ ਚਮਚਾ ਹੀ ਚਮਚਾ ਹੀ ਭਰਿਆ ਤੇ ਕਈ ਦੇਗਾ ਭਰੀ ਫਿਰਦੇ ਨੇ ਪਰ ਜਿੰਨਾ ਮਰਜ਼ੀ ਭਰ ਲਓ ਇਹ ਐਸਾ ਸਮੁੰਦਰ ਹੈ ਜਿਹੜਾ ਮੁੱਕਣ ਵਾਲਾ ਨਹੀਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਵੇਖੋ ਨਾ ਜੀ ਇਹ ਤੇ ਕਪੈਸਿਟੀ ਹੈ ਕਿੰਨੀ ਕੁ ਕਪੈਸਿਟੀ ਹੈ ਸਾਡੀ ਕਿੰਨਾ ਕਿੰਨਾ ਕੁ ਪੈਣਾ ਹੈ ਕਪੈਸਿਟੀ ਕਿੰਨੀ ਕੁ ਕਿੰਨੀ ਕੁ ਨੌਲੇਜ ਲੈ ਸਕਦੇ ਆ ਕਿੰਨਾ ਕੁ ਸਮਝ ਸਕਦੇ ਆ ਕਈਆਂ ਦੇ ਭਾਂਡੇ ਬੜੇ ਛੋਟੇ ਨੇ ਕਈਆਂ ਨੇ ਤੇ ਭਾਂਡੇ ਮਾਰੇ ਹੀ ਮੂਦੇ ਹੋਏ ਨੇ ਸਿੱਖਿਆ ਹੀ ਨਹੀਂ ਕੱਖ ਵੀ ਕਈ ਥੋੜਾ ਥੋੜਾ ਤੁਰੇ ਨੇ ਥੋੜਾ ਥੋੜਾ ਪਰ ਜਿੰਨਾ ਮਰਜੀ ਭਰ ਲਓ ਜਿੰਨਾ ਮਰਜੀ ਇਹ ਖਜ਼ਾਨਾ ਮੁੱਕਣ ਵਾਲਾ ਨਹੀਂ ਇਹ ਅੱਗੇ ਪੰਕਤੀਆਂ ਆਉਣੀਆਂ ਨੇ ਨਾ ਇਹ ਖਜ਼ਾਨਾ ਮੁੱਕਣ ਵਾਲਾ ਨਹੀਂ ਇਹ ਖਜ਼ਾਨਾ ਤੇ ਜਦੋਂ ਜ਼ਿੰਦਗੀ 'ਚ ਗੁਣ ਆ ਗਏ ਸ਼ੁਭ ਵਿਚਾਰ ਆ ਗਏ ਗੁਣ ਆ ਗਏ ਛੱਡਤੇ ਮਾੜੇ ਕੰਮ ਗੁਣੀ ਬਣ ਗਏ ਇਸ ਕਰਕੇ ਨੌਜਵਾਨੋ ਵੀਰੋ ਭਰਾਵੋ ਰੱਬ ਪ੍ਰਗਟ ਹੋਣਾ ਤੁਹਾਡੇ ਗੁਣਾ ਚੋਂ ਸਾਨੂੰ ਦਿਸਣਾ ਹੈ ਤੁਹਾਨੂੰ ਸਾਡੇ ਚੋਂ ਦਿਸਣਾ ਗੁਣਾ ਦੇ ਰੂਪ ਵਿੱਚ ਜਦੋਂ ਗੁਣੀ ਬਣ ਗਏ ਫਿਰ ਪਰਮਾਤਮਾ ਦਿਸਦਾ ਜਿਨ੍ਹਾਂ ਨਾ ਵਿਸਰੈ ਨਾਮ ਸੇ ਕਨੇਹਿਆ ਭੇਦ ਨਾ ਜਾਣੋ ਮੂਲ ਸਾਈਂ ਜਿਹਿਆ ਆਪਣੇ ਵਰਗਾ ਬਣਾ ਲਿਆ ਗੁਣੀ ਨਿਧਾਨ ਮਾਲਕ ਨੇ ਗੁਰ ਕਿਰਪਾ ਜਿਹ ਨਰਕੋ ਕੀ ਨੀ ਤਹਿ ਜੁਗਤ ਪਛਾਨੀ ਉਹਨੇ ਸਮਝ ਗਈ ਜੁਗਤ ਮੈਥਡ ਆ ਗਿਆ ਤਰੀਕਾ ਸਮਝ ਆ ਗਿਆ ਨਾਨਕ ਲੀਨ ਭਇਓ ਗੋਬਿੰਦ ਸਿਓ ਜਿਉ ਪਾਨੀ ਸੰਗ ਪਾਨੀ ਮਲਾਪ ਹੋ ਗਿਆ ਇਸ ਕਰਕੇ ਦਸਤਾਰਾਂ ਬੜੀਆਂ ਸੋਹਣੀਆਂ ਲੱਗਦੀਆਂ ਨੇ ਪਰ ਗੁਣ ਹੋਣਗੇ ਵਿਚਾਰ ਕਿਦਾਂ ਦੇ ਨੇ ਦਸਤਾਰ ਬੜੀ ਸੋਹਣੀ ਆ ਵਿਚਾਰ ਸਮਝ ਨੌਲੇਜ ਅਕਲ ਹੋਰ ਬਥੇਰੀ ਐ ਫਲਾਣਾ ਐਕਟਰ ਹੈ ਉਹਦੀ ਸੱਸ ਦਾ ਕੀ ਨਾਂ ਐ ਉਹ ਵਿਆਹਿਆ ਕਿੱਥੇ ਆ ਉਹਦੇ ਬੱਚੇ ਕਿੰਨੇ ਨੇ ਉਹਦਾ ਤਲਾਕ ਹੋ ਗਿਆ ਕਿ ਠੀਕ ਨੇ ਇਹ ਸਭ ਪਤਾ ਐ ਉਹੀ ਗੱਲ ਹੈ ਨਾ ਵੀ ਜੱਬਲਾਂ ਦੀਆਂ ਸੁਣ ਸੁਣ ਕੇ ਜੱਬਲੀਆਂ ਇਕੱਠੀਆਂ ਕੀਤੀਆਂ ਨੇ ਇੱਥੇ ਇੱਥੇ ਬਸ ਜੱਬਲੀਆਂ ਹੀ ਮਾਰਨੀਆਂ ਨੇ ਫਿਰ ਆਪਾਂ ਵਿਚਾਰ ਵੀ ਇਦਾਂ ਦੇ ਹੀ ਨੇ ਹੁਣ ਵੇਖੋ ਦਸਤਾਰ ਸੋਹਣੀ ਹੈ ਗੁਰਬਾਣੀ ਦੀ ਵਿਚਾਰ ਵੀ ਕੋਲ ਹੋਵੇ ਹਥਿਆਰ ਹੋਵੇ ਗਿਆਨ ਖੜਗ ਹੋਵੇ ਕੋਲ ਫਿਰ ਭਗਉਤੀ ਹੈ ਭਗਉਤੀ ਜਿਹੜੀ ਕਲਗੀ ਧਰਜੀ ਨੇ ਇਦਾਂ ਕੱਢੀ ਸੀ ਨਾ ਜਦੋਂ ਬਾ ਭਗਉਤੀ ਤੇਰੇ ਕੋਲ ਵੀ ਹੋਵੇ ਜਦੋਂ ਕਿਤੇ ਬੈਠਾ ਭਗਉਤੀ ਕੱਢੇਗਾ ਨਾ ਬਾਹਰ ਗਿਆਨ ਖੜਗ ਬਾ ਕੋਈ ਕੋਈ ਟਿਕੇਗਾ ਬਾਕੀਆਂ ਨੇ ਨਹੀਂ ਟਿਕਣਾ ਆਖੋ ਸਤਨਾਮ ਕੋਈ ਨਹੀਂ ਟਿਕਣਾ ਤੇਰੇ ਅੱਗੇ ਭਗਉਤੀ ਤਿਆਰ ਕਰ ਗਿਆਨ ਖੜਗ ਗਿਆਨ ਲੈ ਸਮਝ ਹੋਵੇ ਬੋਲ ਨਹੀਂ ਸਕਦਾ ਤੇਰੇ ਅੱਗੇ ਕੋਈ ਗੱਲ ਨਹੀਂ ਕਰ ਸਕਦਾ ਗਿਆਨ ਖੜਗ ਇਸ ਕਰਕੇ ਦਸਤਾਰਾਂ ਵੀ ਦਸਤਾਰ ਸੋਹਣੀ ਪਰ ਵਿਚਾਰ ਸੋਹਣੇ ਇਹ ਤੇ ਚੱਲ ਜਾਏਗਾ ਟੇਡੀ ਡਿੰਗੀ ਵੀ ਵੱਜ ਗਈ ਜਿੱਦਾਂ ਦੀ ਵੱਜ ਗਈ ਪਰ ਵਿਚਾਰ ਸੋਹਣੇ ਨਾ ਹੋਏ ਫਿਰ ਨਹੀਂ ਗੱਲ ਬਣਦੀ ਫਿਰ ਇਹ ਸੋਹਣੀ ਵੀ ਨਹੀਂ ਲੱਗਣੀ ਸਿਰ ਤੇ ਬੰਨੀ ਹੋਈ ਸੋਹਣੀ ਵੀ ਨਹੀਂ ਲੱਗਣੀ ਪ੍ਰਭਾਵ ਨਹੀਂ ਇਹਦਾ ਅਸਰ ਕੋਈ ਨਹੀਂ ਇਸ ਕਰਕੇ ਭਾਈ ਗੁਰੂ ਸਾਹਿਬ ਕਿਰਪਾ ਕਰਨ ਸਤਗੁਰ ਬਚਨ ਤੁਮਾਰੇ ਨਿਰਗੁਣ ਨਿਸਤਾਰੇ ਨਿਸਤਾਰਾ ਕਰ ਦਿੰਦੇ ਨੇ ਸਾਡਾ ਕਿਰਪਾ ਹੋ ਜਾਂਦੀ ਆਓ ਜਿਹੜਾ ਸ਼ਬਦ ਪੜ ਰਹੇ ਆ ਪਿਉ ਦਾਦੇ ਕਾ ਖੋਲ ਡਿਠਾ ਖਜ਼ਾਨਾ ਤਾਂ ਮੇਰੇ ਮਨ ਆ ਖਜ਼ਾਨਾ ਖੋਲ ਕੇ ਵੇਖਿਆ ਮੌਜਾਂ ਹੀ ਲੱਗ ਗਈਆਂ ਟਕਾ ਆ ਗਿਆ ਟਿਕ ਗਿਆ ਮਨ ਪ੍ਰਕਾਸ਼ ਹੋ ਗਿਆ ਚਾਨਣ ਹੋ ਗਿਆ ਖਜ਼ਾਨਾ ਮਿਲ ਗਿਆ ਹਾਂਜੀ ਰਤਨ ਲਾਲ ਜਾ ਕਾ ਕਛੂ ਨਾ ਮੋਲ ਭਰੇ ਭੰਡਾਰ ਅਖੂਟ ਤੋਲ ਐਸਾ ਖਜ਼ਾਨਾ ਅਖੋਟ ਹੈ ਜਿਹੜਾ ਤੋਲਿਆ ਨਹੀਂ ਜਾ ਸਕਦਾ ਮਾਪਿਆ ਨਹੀਂ ਜਾ ਸਕਦਾ ਇਹ ਖਜ਼ਾਨਾ ਐਸਾ ਭਰ ਗਿਆ ਐਸੀ ਕਿਰਪਾ ਹੋਈ ਐਸੇ ਰਤਨ ਲਾਲ ਨੇ ਜਿਨ੍ਹਾਂ ਦਾ ਮੁੱਲ ਕੋਈ ਨਹੀਂ ਇਹ ਬਚਨ ਗੁਰੂ ਸਾਹਿਬ ਦੇ ਜਿਹੜੇ ਖਜ਼ਾਨਾ ਜਦੋਂ ਖੋਲਿਆ ਗੁਰਬਾਣੀ ਜਦੋਂ ਐਦਾਂ ਖੋਲ ਕੇ ਵੇਖੀ ਬਚਨ ਗੁਰੂ ਨਾਨਕ ਜੀ ਦੇ ਪੜੇ ਬਸ ਇਹਨਾਂ ਦੀ ਕੀਮਤ ਕੋਈ ਨਹੀਂ ਗੁਰਪੂਰੇ ਕੀ ਵਡਿਆਈ ਮਹਾਰਾਜ ਦੇ ਬਚਨਾਂ ਦੀ ਤਾਂ ਕੀ ਕੀਮਤ ਕਹੀ ਨਾ ਮੁੱਲ ਹੀ ਕੋਈ ਨਹੀਂ ਫੇਰ ਪੜੋ ਰਤਨ ਲਾਲ ਜਾ ਕਾ ਕਛੂ ਨਾ ਮੋਲ ਭਰੇ ਪੰਡਾਰ ਅਖੂਟ ਤੋਲ ਪਰ ਕੀਤਾ ਕੀ ਜਾਏ ਕੀਤਾ ਕੀ ਜਾਏ ਮੈਂ ਮਹਾਪੁਰਸ਼ਾਂ ਦੇ ਕੋਲ ਬਹਿ ਕੇ ਧਾਰਨਾ ਸੁਣੀ ਹੈ ਇਹ ਬਹੁਤ ਪੜਦੇ ਹੁੰਦੇ ਸੀ ਜਿਹੜੇ ਕੌਡੀਆਂ ਖਰੀਦਣ ਵਾਲੇ ਹੁਣ ਕੀਤਾ ਕੀ ਜਾਏ ਹੁਣ ਇਹ ਤੇ ਸਮਝ ਆ ਗਈ ਵੀ ਇਹ ਲਾਲ ਨੇ ਇਹ ਹੀਰੇ ਮੋਤੀ ਨੇ ਆ ਬਚਨ ਬੜੇ ਕੀਮਤੇ ਕੀਮਤੀ ਨੇ ਪਰ ਵਪਾਰੀ ਕੌਡੀਆਂ ਦੇ ਆ ਮਾਫ ਕਰਨਾ ਗੱਲਾਂ ਫੇਰ ਉਹੀ ਚੰਗੀਆਂ ਲੱਗਣਗੀਆਂ ਉਹੀ ਰੰਗ ਤਮਾਸ਼ੇ ਚੰਗੇ ਲੱਗਣਗੇ ਔਰ ਕੈਸਟਾਂ ਲੱਗੀਆਂ ਹੋਣਗੀਆਂ ਜਦੋਂ ਅੱਗੇ ਜਾ ਕੇ ਬੈਠਾਂਗੇ ਵਿਆਹਾਂ ਸ਼ਾਦੀਆਂ 'ਚ ਰੱਬ ਦਾ ਚੇਤਾ ਹੀ ਭੁੱਲ ਜਾਣਾ ਹੈ ਇਹ ਹੀਰੇ ਲਾਲ ਤੇ ਚੇਤਾ ਵੀ ਨਹੀਂ ਆਉਂਦੇ ਕਰਨੀਆਂ ਫੇਰ ਉਹੀ ਕਰਤੂਤਾਂ ਨੇ ਉਹਦਾ ਹੁਣ ਕਾਰਨ ਕੀ ਹੈ ਵਪਾਰੀ ਕੌਡੀਆਂ ਦੇ ਆ ਕਪੈਸਿਟੀ ਹੈ ਨਹੀਂ ਉਹਨੂੰ ਪਚਾ ਨਹੀਂ ਸਕਦੇ ਸ਼ੌਂਕ ਨਹੀਂ ਆ ਬਥੇਰਾ ਕੁਝ ਆਏਗਾ ਡਾਊਨਲੋਡ ਕਰਦਾ ਰਹਿੰਦਾ ਕਿਹਦੀ ਵੀਡੀਓ ਆਈ ਹੈ ਕੀ ਆਇਆ ਕੀ ਆਇਆ ਜਦੋਂ ਹੁਕਮਨਾਮਾ ਆਉਂਦਾ ਉਹਨੂੰ ਕੋਈ ਕੋਈ ਪੜਦਾ ਵੀ ਅਰਥ ਵੀ ਕੀ ਲਿਖੇ ਨੇ ਵੀ ਪੜ ਲੋ ਕੀ ਹੁਕਮਨਾਮਾ ਆਇਆ 15 ਥਾਵਾਂ ਤੋਂ ਹੁਕਮਨਾਮਾ ਆਇਆ ਬਈ ਹੁਕਮਨਾਮਾ ਵੀ ਪੜਿਆ ਫਿਰ ਉਹਦੇ ਅਰਥ ਵੀ ਪੜੇ ਵੀ ਕੀ ਕਹਿੰਦੇ ਨੇ ਗੁਰੂ ਜੀ ਆ ਖਜ਼ਾਨੇ ਮਹਾਰਾਜ ਦੇ ਸੱਚੇ ਪਾਤਸ਼ਾਹ ਕੀ ਕਹਿੰਦੇ ਆ ਅੱਜ ਕੱਲ ਤੇ ਬੜੀ ਕਮਾਲ ਹੈ ਹਰ ਇੱਕ ਦੇ ਕੋਲ ਫੋਨ ਹੈ ਹਰੇਕ ਨੂੰ ਵੀ ਅੱਜ ਦੁੱਖ ਨਿਵਾਰਨ ਕਿਹੜਾ ਹੁਕਮਨਾਮਾ ਆਇਆ ਦਰਬਾਰ ਸਾਹਿਬ ਕਿਹੜਾ ਆਇਆ ਬੰਗਲਾ ਸਾਹਿਬ ਕਿਹੜਾ ਆਇਆ ਫੋਨ 'ਚ ਹੀ ਆ ਜਾਂਦਾ ਫਿਰ ਨਾਲ ਅਰਥ ਵੀ ਆਉਂਦੇ ਨੇ ਵੀ ਇਹ ਹੁਕਮਨਾਮੇ ਦੇ ਆ ਅਰਥ ਨੇ ਇੱਥੇ ਮਹਾਰਾਜ ਇਦਾਂ ਕਹਿੰਦੇ ਇੱਥੇ ਮਹਾਰਾਜ ਇਦਾਂ ਕਹਿੰਦੇ ਆ ਹੋਰ ਬਥੇਰਾ ਕੁਝ ਵੇਂਦਾ ਰਹਿੰਦਾ ਉਹਨੂੰ ਗਾਂ ਹੀ ਲੰਘਾ ਦਿੰਦਾ ਉਹ ਪੰਜ ਚਾਰ ਦਿਨ ਵਿੱਚ ਹੀ ਪਿਆ ਰਹਿੰਦਾ ਫਿਰ ਡਿਲੀਟ ਹੀ ਕਰ ਦਿੰਦਾ ਛੱਡੋ ਵੇ ਭਰ ਗਿਆ ਮੋਬਾਈਲ ਮੇਰਾ ਇਦਾਂ ਹੁੰਦਾ ਹੈ ਕਿ ਨਹੀਂ ਹੁੰਦਾ ਬਈ ਸੱਚ ਹੈ ਕਿ ਝੂਠ ਹੈ ਇਦਾਂ ਹੀ ਹੁੰਦਾ ਹੈ ਵਿਰਲੇ ਵਿਰਲੇ ਗਾਹਕ ਹੈ ਨੇ ਦਾਸ ਨਹੀਂ ਬੜੇ ਭਰਾ ਹੈ ਨੇ ਜਿਹੜੇ ਵੇਖਦੇ ਆ ਬੜੇ ਭਰਾ ਨੇ ਸ਼ੌਂਕ ਹੈ ਜਿਨ੍ਹਾਂ ਨੂੰ ਪੜਦੇ ਨੇ ਗੁਰਬਾਣੀ ਸਮਝਦੇ ਨੇ ਗੁਰਬਾਣੀ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਆਧਾਰ ਬਣਾ ਲਿਆ ਗੁਰਬਾਣੀ ਪਿਆਰ ਪਾਓ ਵੇਖੋ ਨਾ ਜੀ ਜਿਹਦੇ ਨਾਲ ਪਿਆਰ ਹੋਵੇ ਉਹਦੀਆਂ ਗੱਲਾਂ ਪਿਆਰੀਆਂ ਲੱਗਣ ਲੱਗ ਪੈਂਦੀਆਂ ਨੇ ਜਦੋਂ ਪਿਆਰ ਨਾ ਨਾ ਹੋਵੇ ਫੇਰ ਨਹੀਂ ਬੋਲ ਪਿਆਰੇ ਲੱਗਦੇ ਜਿਹੜੇ ਹੁਣ ਵੇਖੋ ਇੱਥੇ ਆਏ ਨੇ ਪਿਆਰ ਕਰਦੇ ਨੇ ਪਿਆਰ ਮਤਲਬ ਕਈ ਕਈ ਸਾਲਾਂ ਤੋਂ ਸਮਝਦੇ ਨੇ ਪਤਾ ਹੀ ਹੈ ਉਹ ਪਿਆਰ ਨਾਲ ਬੈਠੇ ਨੇ ਤੇ ਕਈ ਬੰਦੇ ਅੰਦਰੋਂ ਹੀ ਜਿਹੜੇ ਬੰਦੇ ਇਹਨੂੰ ਕਹਿੰਦੇ ਨੇ ਜਾਤੀ ਵਿਰੋਧ ਜਾਤੀ ਵਿਰੋਧ ਹੈ ਕਈਆਂ ਦਾ ਅੰਦਰ ਉਹਨਾਂ ਦੇ ਵਿਰੋਧ ਹੀ ਹੈ ਬਸ ਤੁਸੀਂ ਭਾਵੇਂ ਜੋ ਮਰਜ਼ੀ ਬਣ ਕੇ ਸਾਹਮਣੇ ਖੜੇ ਹੋ ਜਾਓ ਉਹਨਾਂ ਨੇ ਤੁਹਾਡੇ ਹੱਕ 'ਚ ਨਹੀਂ ਬੋਲਣਾ ਵਿਰੋਧ ਹੀ ਕਰਨਾ ਹੈ ਜਾਤੀ ਵਿਰੋਧ ਹੈ ਉਹਨਾਂ ਦਾ ਉਹਨਾਂ ਨੂੰ ਭਾਵੇਂ ਆਪਾਂ ਜੋ ਮਰਜ਼ੀ ਕਰੀ ਜਾਓ ਉਹਨਾਂ ਨੂੰ ਚੰਗਾ ਲੱਗਣਾ ਹੀ ਨਹੀਂ ਕੀੜੀ ਨੇ ਸੁਰਾਖ ਲੱਭਣਾ ਹੀ ਲੱਭਣਾ ਅਮਰ ਸੰਚਾਰ ਵੀ ਹੋਏਗਾ ਉਹਨਾਂ ਦੇ ਮੂੰਹ ਉਹਨਾਂ ਦੀ ਤਿਉੜੀ ਨਹੀਂ ਲੈਣੀ ਬੈਠੇ ਹੁੰਦੇ ਨੇ ਵਿੱਚ ਕਈ ਤੇ ਫਸੇ ਮੈਂ ਅੱਗੇ ਬੈਠੇ ਵੀ ਵੇਖੇ ਨੇ ਮੈਨੂੰ ਇੱਥੋਂ ਸਾਰੇ ਦਿਸਦੇ ਹੁੰਦੇ ਨੇ ਵੀ ਕਿਹੜਾ ਚੱਜ ਤਰ੍ਹਾਂ ਬੈਠਾ ਤੇ ਕਿਹੜਾ ਔਖਾ ਬੈਠਾ ਸਭ ਦਾ ਪਤਾ ਲੱਗਦਾ ਵੀ ਆ ਤੇ ਫਸ ਗਿਆ ਵਿਚਾਰਾ ਅੱਜ ਵੀ ਇਹਦਾ ਮਨ ਤੇ ਕਰਦਾ ਨਹੀਂ ਸੀ ਇਹ ਤੇ ਪੰਗਾ ਲੈ ਲਿਆ ਨੇ ਅੱਗੇ ਬਹਿ ਕੇ ਨਾ ਇਹ ਉੱਠਣ ਜੋਗਾ ਨਾ ਇਹ ਜਾਣ ਜੋਗਾ ਇਹ ਤੇ ਫਸ ਗਿਆ ਨੀਂਦ ਚੜ ਗਈ ਇਹਦੀਆਂ ਅੱਖਾਂ 'ਚ ਲਾਲੀ ਆ ਗਈ ਇਹਦਾ ਬੁਰਾ ਹਾਲ ਹੈ ਇੱਥੋਂ ਸਭ ਪਤਾ ਲੱਗਦਾ ਮੈਂ ਕਈਆਂ ਨੂੰ ਕਹਿ ਦਿੰਨਾ ਵੀ ਤੂੰ ਅੱਜ ਵਿੱਚ ਵਿਚਾਲੇ ਹਿੱਲੀ ਜਾਂਦਾ ਸੀ ਕਦੇ ਤੇਰੀ ਲੱਤ ਤਾਂ ਹੋ ਜਾਂਦੀ ਸੀ ਕਦੇ ਤੂੰ ਇਦਾਂ ਅੱਜ ਵਾਸੀਆਂ ਹੀ ਲਈ ਜਾਂਦਾ ਸੀ ਮੈਨੂੰ ਕਹਿੰਦਾ ਸੀ ਇੰਨੇ ਲੱਖਾਂ 'ਚ ਤੁਸੀਂ ਮੈਨੂੰ ਇਕੱਠ 'ਚ ਮੈਨੂੰ ਕਿਦਾਂ ਵੇਖ ਲਿਆ ਮੈਂ ਕਿਹਾ ਮੇਰਾ ਤਜਰਬਾ ਹੋ ਗਿਆ ਹੋਰ ਕੋਈ ਮੈਂ ਬ੍ਰਹਮ ਗਿਆਨੀ ਨਹੀਂ ਬਣ ਗਿਆ ਮੈਨੂੰ ਪਤਾ ਹੈ ਇੱਕ ਬੰਦਾ ਮੈਨੂੰ ਫਤਿਹ ਮਿਲਣ ਲੱਗਿਆ ਤੇ ਮੈਂ ਇਦਾਂ ਪ੍ਰਸ਼ਾਦ ਲੱਗਾ ਦੇਣ ਇਦਾਂ ਹੱਥ ਕੀਤੇ ਪਹਿਲਾਂ ਕਈ ਵਾਰੀ ਹੱਥ 'ਚ ਮੈਂ ਆਪ ਵੀ ਚਲੋ ਪ੍ਰਸ਼ਾਦ ਵੰਡ ਦਿਓ ਸੰਗਤ ਕੋਈ ਲੈ ਕੇ ਆਈ ਹੈ ਲਓ ਜੀ ਵੰਡ ਕੇ ਰਲ ਮਿਲ ਕੇ ਖਾ ਲਓ ਹੁਣ ਤੇ ਮੈਨੂੰ ਲੱਗਦਾ ਵੀ ਕਈ ਸਾਲ ਹੀ ਹੋ ਗਏ ਮੈਂ ਕਹਿੰਦਾ ਆਪਾਂ ਹੀ ਲਿਆਇਆ ਆਪਾਂ ਹੀ ਵੰਡ ਦਿਓ ਇਕੱਠਾ ਜਿੱਥੇ ਕਿਤੇ ਖੜੇ ਹੋਈ ਦਾ ਵੀ ਲਿਆਇਆ ਤੇ ਵੰਡ ਦਿਓ ਸੰਗਤ 'ਚ ਉਹਨੂੰ ਪ੍ਰਸ਼ਾਦ ਰੂਪ ਕਹਿ ਲਓ ਭਾਵੇਂ ਤੁਸੀਂ ਉਹਨੂੰ ਲੰਗਰ ਦੇ ਰੂਪ ਲੰਗਰ ਦੀ ਆਈਟਮ ਕਹਿ ਲਓ ਜੋ ਮਰਜ਼ੀ ਕਹਿ ਲਓ ਉਹ ਆਪਾਂ ਕਹਿ ਦਿਓ ਜੋ ਦਿਲ ਕਰਦਾ ਵੀ ਕੋਈ ਸੰਤਰੇ ਲੈ ਆਇਆ ਕੋਈ ਸੇਬ ਲੈ ਆਇਆ ਕੋਈ ਬਦਾਮ ਲੈ ਆਇਆ ਕੋਈ ਫਰੂਟ ਚੁੱਕ ਲਿਆਇਆ ਕੋਈ ਜੋ ਲੈ ਆਇਆ ਵੰਡ ਦਿਓ ਉਹਨੂੰ ਆਪੇ ਲਿਆਇਆ ਤੇ ਆਪੇ ਵੰਡ ਲਓ ਛਕ ਲਓ ਸਾਰੇ ਤੇ ਜਦੋਂ ਐਦਾਂ ਮੈਂ ਉਹਦੇ ਹੱਥਾਂ ਤੇ ਵੇਖਿਆ ਮੈਂ ਕਿਹਾ ਜਰਦਾ ਨਾ ਖਾਇਆ ਕਰ ਉਹ ਤੇ ਕਮਲਾ ਹੀ ਹੋ ਗਿਆ ਅਗਲੇ ਦਿਨ ਘਰ ਵਾਲੀ ਨੂੰ ਲਿਆਇਆ ਬੱਚੇ ਕਹਿੰਦੇ ਜੀ ਬਾਬਾ ਜੀ ਦੇ ਜਾਮੀ ਨੇ ਵੀ ਤੁਹਾਨੂੰ ਕਿਵੇਂ ਪਤਾ ਲੱਗਾ ਮੈਂ ਕਿਹਾ ਗੂਜੜਾ ਤੇਰੇ ਹੱਥ ਤੇ ਚਿੱਟੀ ਕਲੀ ਲੱਗੀ ਸੀ ਚੱਜ ਤਰ੍ਹਾਂ ਹੱਥ ਨਹੀਂ ਸੀ ਧੋਤੇ ਮੈਂ ਤੇਰੇ ਹੱਥ ਤੇ ਕਲੀ ਵੇਖ ਲਈ ਸੀ ਤੂੰ ਹੱਥ ਨਹੀਂ ਧੋ ਕੇ ਆਇਆ ਚੰਗੀ ਤਰ੍ਹਾਂ ਉਦਾਂ ਹੀ ਆ ਗਿਆ ਉਹ ਤੇਰੇ ਹੱਥ ਦੀ ਕਲੀ ਦੱਸਦੀ ਸੀ ਵੀ ਜਰਦਾ ਖਾਣ ਵਾਲਾ ਤੂੰ ਲੱਗ ਜਾਂਦਾ ਨਾ ਪਤਾ ਹੁਣ ਅਮਲੀ ਦਾ ਨਸ਼ੇ ਵਾਲੇ ਦਾ ਜਿਹੜੇ ਹੁਣ ਸਮੈਕ ਸਮੂਕ ਪੀਂਦੇ ਨੇ ਉਹਨਾਂ ਨੂੰ ਵੇਖ ਕੇ ਹੀ ਪਤਾ ਲੱਗ ਜਾਂਦਾ ਉਹਨਾਂ ਦਾ ਚਿਹਰਾ ਹੀ ਦੱਸ ਦਿੰਦਾ ਅਕਾਲੀ ਖਾਨ ਵਾਲਿਆਂ ਦਾ ਪਤਾ ਲੱਗ ਜਾਂਦਾ ਹੈ ਦੂਜੀ ਆ ਸੁੱਕਾ ਮਾਲ ਖਾਨ ਵਾਲਿਆਂ ਦਾ ਪਤਾ ਬਾਬਾ ਜੀ ਅਸੀਂ ਤੇ ਬਸ ਥੋੜਾ ਜਿਹਾ ਬਸ ਚਮਚਾ ਕੱਜ ਕੱਲ ਹਾੜੀ ਹੈ ਜੀ ਥੋੜਾ ਥੋੜਾ ਚਲੋ ਪ੍ਰਸ਼ਾਦ ਹੀ ਹੈ ਕੋਈ ਨਹੀਂ ਇਹ ਵੀ ਪ੍ਰਸ਼ਾਦ ਹੀ ਹੈ ਵੇਖੇ ਇਦਾਂ ਕਹਿੰਦੇ ਵੀ ਬੰਦੇ ਇਦਾਂ ਕਹਿੰਦੇ ਵੀ ਵੇਖੇ ਪ੍ਰਸ਼ਾਦ ਹੀ ਹੈ ਜੀ ਕੋਈ ਨਹੀਂ ਪਤਾ ਲੱਗ ਜਾਂਦਾ ਹੈ ਸੋ ਇਸ ਕਰਕੇ ਹੁਣ ਕਰੀਏ ਕੀ ਗੱਲ ਸੁਣੋ ਵੀ ਅਸੀਂ ਆਸ਼ਕੀ ਇਹਨਾਂ ਚੀਜ਼ਾਂ ਦੇ ਆ ਆ ਹੀਰੇ ਮੋਤੀ ਨੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਹਾ ਹੀਰੇ ਮੋਤੀ ਨੇ ਕੋਈ ਸ਼ੱਕ ਨਹੀਂ ਕੋਈ ਸ਼ੱਕ ਨਹੀਂ ਪਰ ਵਪਾਰੀ ਕੌਡੀਆਂ ਨੇ ਕੂੜ ਕੂੜੈ ਨੇਉ ਲੱਗਾ ਸਾਡਾ ਨੇ ਲੱਗ ਗਿਆ ਝੂਠਿਆਂ ਨੂੰ ਝੂਠ ਪਿਆਰਾ ਲੱਗਦਾ ਹੈ ਵਿਸਰਿਆ ਕਰਤਾਰ ਅੰਦਰ ਜੋ ਹੈ ਨਾ ਗੰਦਮੰਦ ਇਦਾਂ ਦਾ ਜਦੋਂ ਬਾਹਰੋਂ ਸੁਣਦੇ ਆ ਤੇ ਖੁਸ਼ ਹੁੰਨੇ ਆ ਅੰਦਰ ਜੋ ਹੈ ਹੁਣ ਸੱਚ ਦੀ ਵਿਚਾਰ ਚੰਗੀ ਨਹੀਂ ਲੱਗਦੀ ਝੂਠਿਆਂ ਨੂੰ ਝੂਠ ਪਸੰਦ ਹੈ ਇਹ ਹਾਲ ਹੈ ਸਾਡਾ ਭਾਈ ਇਸ ਕਰਕੇ ਹੁਣ ਕਰੀਏ ਕੀ ਇਹਦੇ 'ਚ ਕੋਈ ਸ਼ੱਕ ਨਹੀਂ ਵੀ ਹੀਰੇ ਮੋਤੀ ਨੇ ਬੜੇ ਮਹਿੰਗੇ ਲਾਲ ਨੇ ਪਰ ਜਿਹੜੇ ਕੌਡੀਆਂ ਖਰੀਦਣ ਵਾਲੇ ਮਾਈਕ ਥੋੜੇ ਦੂਰ ਰੱਖਿਓ ਸਾਰੀ ਸੰਗਤ ਬੋਲੇਗੀ ਫਿਰ ਲਾਲਾ ਦੀ ਨਾ ਸਾਰ ਜਾਣਵ ਔਡੀਆਂ ਆਖਰੀ ਸਰਵਾਲ ਲਾਲਾ ਦੀ ਨਾ ਓਏ ਲਾਲਾ ਦੀ ਨਾ ਸਾਰ ਜਾਣਵ ਪੜੋ ਸਾਰੇ ਬੋਲੋ ਜਿਹੜੇ ਕੌਡੀਆਂ ਖਰੀਦਣ ਵਾਲੇ ਨੇ ਲਾਲਾ ਦੀਨਾ ਓਏ ਲਾਲਾ ਦੀਨਾ ਬਾਹਰ ਜਾਂਦੇ ਜਿਵੇਂ ਕੌਡੀਆਂ ਖਰੀਦਣ ਵਾਲੇ ਲਾਲਾ ਦੀਨਾ ਵੜੋ la la अपनी ਸਾਡਾ ਹਾਲ ਹੈ ਜੀ ਇੱਥੇ ਵੀ ਜਦੋਂ ਨਾ ਗੁਰਬਾਣੀ ਦਾ ਸ਼ਬਦ ਸ਼ੁਰੂ ਹੋ ਜਾਂਦਾ ਹੈ ਕਈਆਂ ਦਾ ਇੰਟਰਸਟ ਘਟ ਜਾਂਦਾ ਸ਼ਬਦ ਵਿਚਾਰ ਚੱਲ ਪਵੇ ਨਾ ਜੇ ਵੀ ਗੁਰਬਾਣੀ ਦੇ ਸ਼ਬਦ ਨੂੰ ਹੀ ਵਿਚਾਰਨਾ ਹੈ ਬਸ ਹਿੱਲਣ ਲੱਗ ਜਾਂਦਾ ਮਨ ਵੀ ਕੋਈ ਸਾਖੀ ਤੇ ਸੁਣਾਈ ਹੋਈ ਨਹੀਂ ਪ੍ਰਸੰਗ ਤੇ ਕੋਈ ਸੁਣਾਇਆ ਹੀ ਨਹੀਂ ਵੀ ਗੁਰੂ ਸਾਹਿਬ ਕੀ ਕਹਿ ਰਹੇ ਨੇ ਸਮਝੀਏ ਪਿਆਰ ਨਾਲ ਤੇ ਚੇਤਾ ਰੱਖੋ ਜਦੋਂ ਸਾਡਾ ਗੁਰੂ ਗ੍ਰੰਥ ਸਾਹਿਬ ਨਾਲ ਪਿਆਰ ਪੈ ਗਿਆ ਨਾ ਵੀ ਇਹੀ ਸਭ ਕੁਝ ਹੈ ਇਹਨਾਂ ਦੇ ਦਰਸ਼ਨਾਂ 'ਚ ਹੀ ਸਭ ਕੁਝ ਹੈ ਗੁਰਮੂਰਤ ਗੁਰ ਸ਼ਬਦ ਹੈ ਜਦੋਂ ਅਕਲ ਆ ਗਈ ਸੁਰਤ ਨੇ ਦਰਸ਼ਨ ਕਰਨੇ ਨੇ ਗੁਰੂ ਦੇ ਗਿਆਨ ਦੇ ਸੁਰਤ ਨੇ ਫਿਰ ਰੱਜ ਜਾਾਂਗੇ ਫਿਰ ਆਖਾਂਗੇ ਹੋਰ ਕਿਸੇ ਦੀ ਲੋੜ ਨਹੀਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਖਜ਼ਾਨਾ ਮਿਲ ਗਿਆ ਖਜ਼ਾਨਾ ਅਸਲੀ ਖਜ਼ਾਨਾ ਮਿਲ ਗਿਆ ਭਟਕਣਾ ਮੁੱਕ ਗਈ ਆਨੰਦ ਆ ਗਿਆ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਮੈਂ ਪਾਇਆ ਹਾਂਜੀ ਹੁਣ ਪੜੋ ਪੰਕਤੀ ਅੱਗੇ ਖਾਵੇ ਖਰਦ ਰਲ ਮਿਲ ਪਾਈ ਟੋਟ ਨਾ ਆਵੇ ਵੱਧ ਦੋ ਜਾਈ ਵਖਾਓ ਖਰਚੋ ਇਹ ਤੋਟ ਆਉਣ ਵਾਲਾ ਖਜ਼ਾਨਾ ਹੈ ਨਹੀਂ ਰਲ ਮਿਲ ਕੇ ਰਲ ਮਿਲ ਕੇ ਕਿਦਾਂ ਇਦਾਂ ਬਸ ਜਿਵੇਂ ਆਪਾਂ ਬੈਠੇ ਆ ਸਵੇਰੇ ਪੰਜ ਚਾਰ ਜਣੇ ਪਰਿਵਾਰ ਦੇ ਦੋਵੇਂ ਜੀ ਪਤੀ ਪਤਨੀ ਦੋਵੇਂ ਆਪਸ ਚ ਗੁਰਬਾਨ ਗੁਰੂ ਨੂੰ ਲਿਓ ਵਿਚਾਲੇ ਅੱਗੇ ਰਾਸ਼ਨ ਨੂੰ ਲਿਆਉਣਾ ਹੈ ਬੱਚਿਆਂ ਨੂੰ ਲਿਆਉਣਾ ਹੈ ਘਰ ਦੇ ਬਿੱਲਾਂ ਨੂੰ ਲਿਆਉਣੇ ਆ ਨਾ ਵੀ ਬਿੱਲ ਭਰਦੇ ਆ ਕਦੋਂ ਆਏਗਾ ਕਿਵੇਂ ਆਏਗਾ ਆਪਸ ਚ ਗੱਲ ਕਰਿਆ ਕਰੋ ਇੱਥੇ ਗੁਰੂ ਸਾਹਿਬ ਕੀ ਕਹਿੰਦੇ ਨੇ ਦੋਵੇਂ ਜਣੇ ਆਪਸ ਵਿੱਚ ਡਿਸਕਸ਼ਨ ਕਰਦੇ ਨੇ ਵਿਚਾਰ ਕਰਦੇ ਨੇ ਪਤੀ ਪਤਨੀ ਵੀ ਇੱਥੇ ਰਹਿ ਰਸ ਵਿੱਚ ਮਹਾਰਾਜ ਕੀ ਕਹਿੰਦੇ ਨੇ ਭਲਾ ਹੋ ਸਕਦਾ ਵੀ ਇਦਾਂ ਕਰ ਸਕਦੇ ਹੋ ਔਖਾ ਜਿਹਾ ਲੱਗਦਾ ਵੀ ਘਰ ਵਾਲੀ ਨਾਲ ਪਾਣੀ ਦੀਆਂ ਗੱਲਾਂ ਹੁਣ ਕਈ ਸਿੰਘ ਫਤਿਹ ਨਹੀਂ ਬੁਲਾਉਂਦੇ ਘਰ ਵਾਲੀ ਨੂੰ ਘਰ ਵਾਲੀ ਨੂੰ ਜਦੋਂ ਫੋਨ ਲੱਗੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਕਈ ਕਹਿਣਗੇ ਘਰ ਵਾਲੀ ਨੂੰ ਫਤਿਹ ਕਿਵੇਂ ਬੁਲਾਈ ਜਾ ਸਕਦੀ ਹੈ ਵੀ ਫੋਨ ਲਾ ਕੇ ਗੱਲ ਕਰੀਏ ਤੇ ਫਤਿਹ ਬੜਾ ਔਖਾ ਜਿਹਾ ਲੱਗਦਾ ਹੈ ਪਰ ਪੁਰਾਣੇ ਸਮਿਆਂ ਵਿੱਚ ਪੁਰਾਣੇ ਸਮਿਆਂ 'ਚ ਛੱਡੋ ਅੱਜ ਤੱਕ ਅਜੇ ਵੀ ਇਦਾਂ ਦੇ ਸਿੰਘ ਹੈ ਆ ਜਿਹੜੇ ਘਰ ਵਾਲੀ ਨੂੰ ਜਦੋਂ ਬੁਲਾਉਣਾ ਜੇ ਉਹਦਾ ਕੋਈ ਵੀ ਨਾਂ ਹੈ ਕੋਈ ਵੀ ਨਾਂ ਹੈ ਗੁਰਦੀਪ ਕੌਰੇ ਐਦਾਂ ਬੁਲਾਣਾ ਪੂਰਾ ਨਾਂ ਲੈ ਕੇ ਬੁਲਾਉਂਦੇ ਨੇ ਕੌਰੇ ਐਦਾਂ ਕਹਿ ਬੜੇ ਸਿੰਘ ਵੇਖੇ ਆ ਚੜਦੀ ਕਲਾ ਵਾਲੇ ਤੇ ਜਦੋਂ ਮਿਲਣਗੇ ਵੀ ਫਤਿਹ ਵੀ ਬੁਲਾਉਂਦੇ ਨੇ ਹੁਣ ਸਾਡੇ ਲਈ ਪਤਾ ਓਪਰਾ ਓਪਰਾ ਕਿਉਂ ਲੱਗਦਾ ਹੈ ਕਿਉਂਕਿ ਅਸੀਂ ਸੁਭਾਅ ਹੀ ਛੱਡ ਦਿੱਤਾ ਹੈ ਤੇ ਜਦੋਂ ਆਦਤ ਪੈ ਜਾਏ ਫਿਰ ਓਪਰਾ ਨਹੀਂ ਲੱਗਦਾ ਪਹਿਲੇ ਦਿਨ ਤੋਂ ਸਾਨੂੰ ਇਹ ਸਿਖਾਇਆ ਜਾਵੇ ਜਿਵੇਂ ਹੁਣ ਆਪਾਂ ਆਪਣੇ ਨਿਆਣਿਆਂ ਨੂੰ ਨਿੱਕਿਆਂ ਨਿੱਕਿਆਂ ਨੂੰ ਤੁਸੀਂ ਸਿਖਾਓ ਵੀ ਬੇਟਾ ਫਤਿਹ ਬੁਲਾ ਕੇ ਜਾਣੀ ਗੁਰਦੁਆਰੇ ਜਾਣਾ ਹੈ ਸਕੂਲ ਜਾਣਾ ਫਤਿਹ ਬੁਲਾਣੀ ਹੈ ਆਉਣ ਲੱਗਿਆਂ ਫਤਿਹ ਬੁਲਾਉਣੀ ਹੈ ਬੱਚੇ ਨੂੰ ਐਸੀ ਆਦਤ ਪਵੇਗੀ ਫਿਰ ਸੰਗ ਨਹੀਂ ਲੱਗਦੀ ਹੁਣ ਆਪਾਂ ਨੂੰ ਔਖਾ ਲੱਗਦਾ ਹੈ ਪਰ ਚਲੋ ਜਿਵੇਂ ਹੁਣ ਸਾਡੇ ਮੈਂ ਆਪਣੀ ਗੱਲ ਕਰਾਂ ਵੀ ਮੇਰਾ ਪਿਤਾ ਫੋਨ ਕਰਕੇ ਮਾਤਾ ਮੇਰੀ ਨੂੰ ਇੱਥੇ ਵਿੱਚ ਦੋਵੇਂ ਬੈਠੇ ਹੋਣਗੇ ਵੀ ਜੇ ਹੁਣ ਉਹ ਇੱਕ ਦੂਜੇ ਨੂੰ ਫਤਿਹ ਬੁਲਾਣ ਉਹਨਾਂ ਨੇ ਕਦੀ ਨਹੀਂ ਬੁਲਾਣੀ ਮੈਨੂੰ ਪਤਾ ਹੈ ਵੀ ਮਾਹੌਲ ਹੀ ਇਦਾਂ ਦਾ ਵੀ ਉਹ ਸ਼ੁਰੂ ਤੋਂ ਹੀ ਇਦਾਂ ਦੇ ਨੇ ਵੀ ਉਹ ਇੱਕ ਦੂਜੇ ਨਾਲ ਫਤਿਹ ਨਾਲ ਬੁਲਾ ਲੈਣ ਗੱਲ ਕਰਨ ਬਈ ਇੱਕ ਦੂਜੇ ਨੂੰ ਫਤਿਹ ਬੁਲਾ ਲੈਣ ਓਏ ਛੱਡੋ ਪਰ ਅਗਲੇ ਜਿੰਨੇ ਨੌਜਵਾਨ ਸੁਣ ਰਹੇ ਹੋ ਬੱਚੇ ਸੁਣ ਰਹੇ ਹੋ ਜਿਨ੍ਹਾਂ ਦੇ ਵਿਆਹ ਹੋਣੇ ਨੇ ਉਹ ਆਦਤ ਪਾਇਓ ਘਰ ਵਿੱਚ ਇਹ ਨਿੱਕੀਆਂ ਨਿੱਕੀਆਂ ਗੱਲਾਂ ਘਰ 'ਚ ਫਤਿਹ ਦੀ ਸਾਂਝ ਹੋਣ ਲੱਗ ਜਾਏ ਫਿਰ ਗੁਰਬਾਣੀ ਦੀ ਡਿਸਕਸ਼ਨ ਹੋਵੇ ਵਿਚਾਰ ਹੋਵੇ ਫਿਰ ਕੀ ਹੋਏਗਾ ਸੁਣਿਓ ਜਹ ਹਰ ਸਿਮਰਨ ਭਇਆ ਜਿੱਥੇ ਸਿਮਰਨ ਆ ਜਾਏਗਾ ਤਹ ਉਪਾਦ ਗਤ ਕੀਨੀ ਉਪਾਦ ਦਾ ਅਰਥ ਹੁੰਦਾ ਬੇਅਤਫਾਕੀਆਂ ਜਿੱਥੇ ਸਿਮਰਨ ਆ ਗਿਆ ਜਿਹੜੇ ਘਰਾਂ ਵਿੱਚ ਬਾਣੀ ਦੀ ਨਾਮ ਦੀ ਚਰਚਾ ਸ਼ੁਰੂ ਹੋ ਗਈ ਉੱਥੇ ਬੇਅਤਫਾਕੀਆਂ ਹੀ ਭੱਜ ਜਾਂਦੀਆਂ ਨੇ ਤੇ ਜਿੰਨੀਆਂ ਸਾਡੀਆਂ ਘਰਾਂ 'ਚ ਲੜਾਈਆਂ ਨੇ ਹੈ ਹੀ ਬੇਅਤਫਾਕੀ ਕਰਕੇ ਸਾਡੇ ਘਰਾਂ ਦੇ ਸਾਰੇ ਝਗੜੇ ਬੇਅਤਫਾਕੀ ਕਰਕੇ ਨੇ ਤੇ ਜਿੱਥੇ ਸਿਮਰਨ ਆਏਗਾ ਉੱਥੇ ਬੇਅਤਫਾਕੀਆਂ ਨਹੀਂ ਰਹਿਣੀਆਂ ਪਤੀ ਪਤਨੀ ਦੇ ਵਿੱਚ ਗੁਰਬਾਣੀ ਆ ਗਈ ਜਦੋਂ ਗੁਰੂ ਆ ਗਿਆ ਹੁਣ ਉਹਦੀ ਸੋਚ ਵੀ ਉਹੀ ਹੈ ਪਤੀ ਦੀ ਸੋਚ ਵੀ ਉਹੀ ਹੈ ਗੁਰੂ ਤੋਂ ਦੋਵੇਂ ਜਣੇ ਮਤ ਲੈਂਦੇ ਨੇ ਝਗੜਾ ਕਾਦਾ ਹੁਣ ਉਹ ਗੁਰਬਾਣੀ ਪੜਦਾ ਹੈ ਉਹ ਗੁੱਗੇ ਤੋਂ ਮਤ ਲੈ ਕੇ ਆਈ ਹੈ ਮੇਲ ਕਿਵੇਂ ਬੈਠੇਗਾ ਬਈ ਇਹ ਗੁਰਬਾਣੀ ਪੜਨ ਵਾਲਾ ਹੈ ਉਹ ਕਹਿੰਦੇ ਅਸਾਂ ਜੀ ਨਾਰ ਸਿੰਘ ਨੂੰ ਮੰਨਦੇ ਆ ਸਾਡਾ ਨਾਰ ਸਿੰਘ ਹੁੰਦਾ ਲੈ ਕਰ ਲੋ ਗੱਲ ਫਿਰ ਗੱਲ ਕਿਵੇਂ ਬਣੇਗੀ ਪਤੀ ਪਤਨੀ ਦੀ ਕਦੇ ਨਹੀਂ ਬਣ ਸਕਦੀ ਦੋਵਾਂ ਦੇ ਵਿੱਚ ਗੁਰੂ ਹੈ ਗਿਆਨ ਹੈ ਦੋਵੇਂ ਸਤਗੁਰ ਤੋਂ ਪੜਦੇ ਆ ਸਤਗੁਰ ਤੋਂ ਸਿੱਖਿਆ ਲੈਂਦੇ ਆ ਫਿਰ ਬੇਅਤ ਫਾਕੀਆਂ ਗੱਤ ਕਰ ਗਈਆਂ ਗਤੀ ਕਰ ਗਈਆਂ ਉਹਨਾਂ ਦੀ ਗਤੀ ਹੋ ਗਈ ਭਾਵ ਭੱਜ ਗਈਆਂ ਨਿਕਲ ਗਈਆਂ ਕੁਛ ਨਹੀਂ ਰਹੀ ਬੇਇਤਫਾਕੀ ਬਸ ਜਿਉਂਦੇ ਜਿਉਂਦੇ ਇਹਨਾਂ ਦੀ ਗਤੀ ਕਰਾਓ ਮਰਨ ਤੋਂ ਬਾਅਦ ਨਾ ਭੇਵੇ ਤੁਰ ਪਿਆ ਕਰੋ ਵੀ ਗਤੀ ਕਰਾਣ ਚੱਲੇ ਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਬੜੇ ਆ ਵੇਖੇ ਆ ਭੇਵੇ ਚੱਲੇ ਆ ਜੀ ਗਤੀ ਕਰਾਣ ਚੱਲੇ ਆ ਤੇ ਮਾਫ ਕਰਨਾ ਉੱਥੇ ਵੀ ਇਦਾਂ ਦੇ ਲੋਕ ਵੀ ਬੈਠੇ ਆ ਤੇਰਾ ਬੁੱਢਾ ਜਿਹੜਾ ਹੈ ਉਹ ਸ਼ਰਾਬ ਮੰਗਦਾ ਹੈ ਕੱਪੜੇ ਮੰਗਦਾ ਹੈ ਮੰਜਾ ਮੰਗਦਾ ਹੈ ਬਿਸਤਰਾ ਮੰਗਦਾ ਹੈ ਐਨੇ ਹਜ਼ਾਰ ਦੀ ਪੂਜਾ ਕਰਾਂਗੇ ਐਨੇ ਹਜ਼ਾਰ ਦੀ ਪੂਜਾ ਕਰਾਂਗੇ ਜਦੋਂ ਲਵਾਤਾ 20 25000 ਮੁੜ ਕੇ ਫਿਰ ਅਗਲਾ ਪੁੱਛਦਾ ਹੁਣ ਤੇ ਹੌਲਾ ਜਿਹਾ ਹੋ ਗਿਆ ਬਸ ਲੈ ਗਿਆ ਭਾਰ ਸਾਰਾ ਹੁਣ ਨਹੀਂ ਇਹਨੇ ਕਹਿਣਾ ਵੀ ਭਾਰ ਹੈ ਅਗਲੇ ਨੇ 25 30000 ਜੇ ਦੁਆਰਾ ਕਹੇਗਾ ਭਾਰ ਉਹ ਕਹੇਗਾ ਫੇਰ ਲੱਗੇਗਾ ਹੁਣ ਫੇਰ ਕੱਢ ਇਹ ਨਹੀਂ ਫਿਰ ਕਹਿੰਦੇ ਵੀ ਭਾਰ ਹੈ ਹੁਣ ਸਾਡੇ ਸਿਰ ਤੇ ਮਾਫ ਕਰਨਾ ਕਈ ਤੇ ਦੋਵੇਂ ਹੱਥੀ ਆਪਣੇ ਆਪ ਨੂੰ ਆਪ ਹੀ ਲਟਾਉਣ ਲਈ ਤਿਆਰ ਹੀ ਬੈਠੇ ਨੇ ਆਖੋ ਸਤਨਾਮ ਬਸ ਇਹ ਪੁੱਠੇ ਪਾਸੇ ਗਲਤ ਪਾਸੇ ਬੜੀ ਦੁਨੀਆ ਇਦਾਂ ਦੇ ਚੱਕਰਾਂ ਵਿੱਚ ਪੈ ਕੇ ਰਾਜੀ ਹੈ ਇੱਥੇ ਬੜੇ ਲੋਕ ਮਿਲਦੇ ਆ ਬਾਬਾ ਜੀ ਸਿਰ ਜਾ ਭਾਰਾ ਰਹਿੰਦਾ ਹੈ ਐਦਾਂ ਮੁਸ਼ਕਲ ਹੈ ਭਾਈ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਿਆ ਕਰੋ ਬਾਣੀ ਪੜਿਆ ਕਰੋ ਬਾਣੀ ਸੁਣਿਆ ਕਰੋ ਮੇਰੀ ਗੱਲ ਤੇ ਪੂਰੀ ਹੋਣ ਹੀ ਨਹੀਂ ਦੇਣੀ ਨਹੀਂ ਬਾਬਾ ਜੀ ਗੱਲ ਕੁਝ ਹੋਰ ਹੈ ਤੁਸੀਂ ਸਮਝੇ ਨਹੀਂ ਮੈਂ ਕਹਿੰਦਾ ਨਾ ਬਾਣੀ ਪੜਿਆ ਕਰੋ ਨਾ ਜੀ ਨਾ ਬਾਬਾ ਜੀ ਤੁਹਾਡੇ ਸਮਝ ਨਹੀਂ ਚੰਗੀ ਤਰ੍ਹਾਂ ਸੁਣੋ ਗੱਲ ਕੀ ਫੇਰ ਦੱਸੋ ਵੀ ਇਹਦੇ ਸਿਰ ਤੇ ਭਾਰ ਜਿਆ ਰਹਿੰਦਾ ਇਦਾਂ ਮੈਂ ਕਹਿੰਦਾ ਡਾਕਟਰ ਕੋਲ ਜਾਓ ਵੀ ਤੁਸੀਂ ਸਿੱਖੋ ਸਵੇਰੇ ਉੱਠਣਾ ਹੈ ਇਸ਼ਨਾਨ ਕਰਨਾ ਜ਼ਰੂਰ ਅੱਧੀਆਂ ਬਿਮਾਰੀਆਂ ਤੇ ਇਸ਼ਨਾਨ ਕਰਨ ਵਾਲੀ ਲੈ ਜਾਂਦੀਆਂ ਨੇ ਆ ਹੁਣ ਕਈਆਂ ਨੇ ਸ਼ੁਰੂ ਕਰਨਾ ਕਈਆਂ ਤੇ 6 6 ਮਹੀਨੇ 6 ਮਹੀਨਿਆਂ 'ਚ 5-7 ਵਾਰੀ ਨਹਾਉਂਦੇ ਨੇ ਕਈ ਤੇ ਅਸਿਆਲ ਲੰਘ ਗਿਆ ਹੈ ਨੇ ਸਾਡੇ ਪਿੰਡਾਂ 'ਚ ਅਜੇ ਵੀ ਵੀ ਤੇ ਹੀ ਨਹੀਂ ਇਸ਼ਨਾਨ ਹੀ ਕੋਈ ਨਹੀਂ ਅੱਧੀ ਸੁਸਤੀ ਤੇ ਇਦਾਂ ਹੀ ਲੈ ਜਾਂਦੀ ਬਿਮਾਰ ਬੰਦਾ ਠੀਕ ਹੋ ਜਾਂਦਾ ਸਵੇਰੇ ਵੇਲੇ ਨਾਲ ਉੱਠ ਕੇ ਨਹਾਤਾ ਹੋਵੇ ਤੁਸੀਂ ਚੰਗੀ ਤਰ੍ਹਾਂ ਕੇਸ ਵਾਓ ਚੰਗੀ ਤਰ੍ਹਾਂ ਅੜਕਾਂ ਕੱਢਿਆ ਕਰੋ ਕਈਆਂ ਦੇ ਵਿੱਚ ਹੀ ਹੁੰਦਾ ਸਾਰਾ ਕੁਝ ਉੱਤੋਂ ਹੀ ਫੱਬ ਕੇ ਆ ਜਾਂਦੇ ਨੇ ਜੇ ਕਿਤੇ ਦਸਤਾਰ ਖੋਲ ਦੇਣ ਨਾ ਬਸ ਖੜਿਆ ਨਹੀਂ ਜਾਂਦਾ ਨੇੜੇ ਹੁੰਦਾ ਐਦਾਂ ਜੇ ਪੱਗ ਖੋਲ ਦੇਣ ਓਹੋ ਵੀ ਆ ਕੁਛ ਲਈ ਫਿਰਦਾ ਤੂੰ ਵਿੱਚ ਹੀ ਸਿਰ ਤੇ ਹਾਂ ਹੈ ਇਦਾਂ ਦੇ ਖਰੇਪੜ ਹੀ ਵੱਜੇ ਪਏ ਨੇ ਮੈਲ ਦੇ ਵੇਖਿਆ ਨਹੀਂ ਵੀ ਕਦੇ ਇਹਨੂੰ ਸ਼ੈਂਪੂ ਲਾ ਲਓ ਧੋ ਲਓ ਚੰਗੀ ਤਰ੍ਹਾਂ ਸਿੰਪਲ ਗੱਲਾਂ ਨੇ ਪਰ ਹੈ ਤਾਂ ਸੱਚ ਹੈ ਐਡੇ ਆਲਸੀ ਬੰਦੇ ਹੈ ਨੇ ਨਉ ਨਹੀਂ ਕੱਢ ਸਕਦੇ ਹੱਥਾਂ ਦੇ ਐਡੇ ਆਲਸੀ ਬਿਨਾ ਨਉ ਕੱਟਣ ਦੀ ਵੇਲ ਨਹੀਂ ਉਹਨਾਂ ਕੋਲ ਕੇਸੀ ਨਹਾਉਣ ਦਾ ਸਮਾਂ ਨਹੀਂ ਵੀ ਮਾੜਾ ਜਿਹਾ ਆਪਣੇ ਆਪ ਨੂੰ ਤੇ ਸਾਫ਼ ਰੱਖ ਲੋ ਤੇ ਹੁਣ ਵੇਖੋ ਜੋ ਬੇਨਤੀ ਕਰ ਰਿਹਾ ਕਿ ਸਫਾਈ ਰੱਖਣੀ ਹੈ ਸਰੀਰ ਦੀ ਭਾਈ ਇਸ਼ਨਾਨ ਕਰ ਲਿਆ ਕਰੋ ਸਵੇਰੇ ਉਦੋਂ ਬਾਅਦ ਗੁਰਦੁਆਰਾ ਸਾਹਿਬ ਜਾਇਆ ਕਰੋ ਪਾਠ ਸੁਣ ਨਹੀਂ ਬਾਬਾ ਤੁਸੀਂ ਤੇ ਸਮਝੇ ਨਹੀਂ ਗੱਲ ਮੈਂ ਹੈਰਾਨ ਹੋ ਜਾਣਾ ਮੈਂ ਫਿਰ ਕਹਿੰਦਾ ਵੀ ਇਹ ਲੋਕ ਜਿੰਨਾ ਮਰਜ਼ੀ ਤੁਸੀਂ ਗੁਰਮਤ ਦੀ ਗੱਲ ਕਰੋ ਨਾ ਪੱਲੇ ਨਹੀਂ ਪੈਣੀ ਫਿਰ ਮੂੰਹ ਜਿਹਾ ਬਣਾ ਕੇ ਬਸ ਸੁਣੀ ਤਾਂ ਗੱਲ ਹੈ ਨਹੀਂ ਓਏ ਕਾਦੇ ਬਾਬੇ ਨੇ ਉਹ ਫਲਾਣੇ ਨੇ ਬ੍ਰਹਮ ਗਿਆਨੀ ਉਹਨਾਂ ਨੇ ਦੱਸਿਆ ਵੀ ਚਾਰ ਪ੍ਰੇਤ ਵੜੇ ਨੇ ਤੇਰੇ ਘਰ ਫਿਰ ਇਦਾਂ ਦਿਆਂ ਨੂੰ ਮਤੁਰ ਪੈਂਦੇ ਨੇ ਤੇ ਮੈਂ ਹੱਥ ਦੋਵੇਂ ਹੱਥ ਜੋੜ ਕਰਕੇ ਕਹਿੰਦਾ ਵੀ ਤੁਸੀਂ ਵੀਰ ਜੀ ਜਾਓ ਜੇ ਗੁਰਮਤ ਦੀ ਗੱਲ ਸੁਣਨੀ ਹੈ ਸਮਝਣੀ ਹੈ ਜੀ ਆਇਆਂ ਨੂੰ ਜੇ ਇੱਥੇ ਆ ਕੇ ਸਿਰ ਜਿਆ ਮਾਰਨਾ ਹੈ ਤੇ ਇੱਥੇ ਨਾ ਵੜੋ ਮੇਰੇ ਸਾਹਮਣੇ ਨਾ ਆਓ ਪਖੰਡ ਨਹੀਂ ਗਲਤ ਗੱਲ ਨਹੀਂ ਵੀ ਤੁਸੀਂ ਸਿਰ ਜਿਆ ਮਾਰ ਕੇ ਐਦਾਂ ਜੀ ਸਾਡੇ 'ਚ ਭੂਤ ਆ ਗਿਆ ਜੀ ਸਾਡੇ 'ਚ ਪ੍ਰੇਤ ਆ ਗਿਆ ਜੀ ਹਾਂ ਮੈਂ ਮੰਨਦਾ ਕਿ 2-4% ਇਹ ਬਿਮਾਰੀ ਬਿਮਾਰੀ ਕਹਿ ਸਕਦੇ ਆ ਆਪਾਂ ਵੀ ਸਿਰ ਦਾ ਭਾਰ ਹੈ ਕੋਈ ਰੋਗ ਹੈ ਕਈ ਵਿਚਾਰੇ ਇਦਾਂ ਦੇ ਹੁੰਦੇ ਨੇ ਉਹਨਾਂ ਨੂੰ ਭਲੇਖਾ ਜਾ ਪੈ ਜਾਂਦਾ ਵੀ ਮੈਨੂੰ ਪਤਾ ਨਹੀਂ ਕੀ ਹੋ ਗਿਆ ਬਹੁਤੇ ਸਾਡੇ ਉਹ ਸੌ ਹੀ ਇਸ ਹਿਸਾਬ ਨਾਲ ਜਾਣਗੇ ਆਪਣਾ ਹੀ ਦਬਾਅ ਪੈ ਜਾਂਦਾ ਦਿਲ ਦੇ ਉੱਤੇ ਵੱਖੀ ਭਾਰ ਜੇ ਕਿਤੇ ਦਿਲ ਵਾਲੇ ਖੱਬੇ ਪਾਸੇ ਨੂੰ ਸੌਂ ਜਾਓ ਨਾ ਰਾਤ ਨੂੰ ਤੇ ਸਾਰਾ ਸਰੀਰ ਆਪਣਾ ਹੀ ਆਪਣੇ ਆਪ ਨੂੰ ਦੱਬ ਲੈਂਦਾ ਤੇ ਸਾਡੇ ਚ ਬਹੁਤੇ ਹੀ ਕਹਿੰਦੇ ਨੇ ਦਬਾਅ ਪੈ ਜਾਂਦਾ ਇਹ ਬਹੁਤ ਨਾਲ ਮੇਰੇ ਨਾਲ ਵੀ ਬਣੀ ਹੈ ਵੀ ਵਾਜਾ ਮਾਰਦੇ ਆ ਕੋਈ ਸੁਣਦਾ ਹੀ ਨਹੀਂ ਵੀ ਅਸੀਂ ਵਾਜਾ ਮਾਰੀ ਜਾਂਦੇ ਸੀ ਮੈਂ ਬੋਲਦਾ ਵੀ ਸੀ ਆਵਾਜ਼ ਨਿਕਲਦੀ ਨਹੀਂ ਸੀ ਤੇ ਇਦਾਂ ਲੱਗਦਾ ਵੀ ਕਿਸੇ ਨੇ ਦੱਬ ਲਿਆ ਉੱਤੋਂ ਆ ਕੇ ਲੱਗਦਾ ਇਦਾਂ ਹੀ ਹੈ ਭਲੇਖਾ ਪੈਂਦਾ ਬਸ ਇਹ ਕੋਈ ਬਿਮਾਰੀਆਂ ਹੋ ਸਕਦੀਆਂ ਨੇ ਇਹਦਾ ਇਲਾਜ ਕਰਾਉਣਾ ਚਾਹੀਦਾ ਹੈ ਪਰ ਭੂਤਾਂ ਪ੍ਰੇਤਾਂ ਦੇ ਚੱਕਰਾਂ 'ਚ ਨਾ ਪੋ ਬਹੁਤ ਨੂੰ ਇਹ ਬੇਨਤੀਆਂ ਕਰੀਦੀਆਂ ਨੇ ਪਰ ਮਨ ਦਾ ਮਨ ਦੇ ਸੂਰਮੇ ਨੇ ਜਿਹੜੇ ਸਤਿਗੁਰਾਂ ਦਾ ਗਿਆਨ ਨੂੰ ਪ੍ਰੈਕਟੀਕਲ ਕਰਨਾ ਕਮਾਣਾ ਕਿਤੇ ਖੇਡ ਪਈ ਹੈ ਇਹ ਸੂਰਮਿਆਂ ਦਾ ਕੰਮ ਹੈ ਜਿਹੜੇ ਸਤਿਗੁਰ ਦੇ ਬਚਨ ਮੰਨਣ ਖੰਨਿਓ ਤਿੱਖੀ ਵਾਲੋਂ ਨਿੱਕੀ ਏਤ ਮਾਰਗ ਜਾਣਾ ਸੱਚ ਦੇ ਰਾਹ ਤੇ ਤੁਰਨਾ ਖੇਡ ਨਹੀਂ ਪਈ ਸਹੀ ਰਾਹ ਤੇ ਸੱਚ ਦੇ ਰਾਹ ਤੇ ਤੁਰਨਾ ਬਹੁਤ ਔਖਾ ਹੈ ਸਹੀ ਵਿਚਾਰ ਨੂੰ ਸਮਝਣਾ ਬਹੁਤ ਔਖਾ ਹੈ ਕਬੀਰ ਜਹ ਮਾਰਗ ਪੰਡਤ ਗਏ ਪਾਛੈ ਪਰੀ ਵਹੀਰ ਕਬੀਰ ਸਾਹਿਬ ਕਹਿੰਦੇ ਨੇ ਜਿਹੜੇ ਰਾਵਾਂ ਵੱਲ ਵਹਿਮਾਂ ਭਰਮਾਂ ਚ ਪਾਉਣ ਵਾਲੇ ਗਏ ਉਹਨਾਂ ਮਗਰ ਤੇ ਬੜੀ ਦੁਨੀਆ ਗਈ ਪਰ ਕਹਿੰਦੇ ਜਿੱਧਰ ਮੈਂ ਸੱਚ ਦੀ ਗੱਲ ਕਰਨ ਵਾਲਾ ਇੱਕ ਅਵਕਟ ਘਾਟੀ RAM ਕੀ ਤਹਿ ਚੜ ਰਹੇ ਹੋ ਕਬੀਰ ਕਹਿੰਦਾ ਜਿਹੜੇ ਰਾਹ ਤੇ ਮੈਂ ਚੜਿਆ ਕਬੀਰ ਸਾਹਿਬ ਕਹਿੰਦੇ ਮੈਂ ਪਿੱਛੇ ਮੁੜ ਕੇ ਵੇਖਿਆ ਮੈਂ ਇਕੱਲਾ ਹੀ ਸੀ ਕਹਿੰਦੇ ਉਧਰਲੇ ਪਾਸੇ ਤੇ ਬੜੇ ਗਏ ਜਿਹਦੇ ਪਾਸੇ ਮੈਂ ਤੁਰਿਆ ਇੱਧਰ ਇਕੱਲਾ ਹੀ ਸੀ ਆਖੋ ਸਤਨਾਮ ਵਾਹਿਗੁਰੂ ਬੜੇ ਮੈਂ ਆਪਣੇ ਨੇੜੇ ਰਹਿਣ ਵਾਲੇ ਨੇੜੇ ਰਹਿਣ ਦਾ ਮਤਲਬ ਸਾਡੇ ਬਹੁਤ ਕਲੋਜ਼ ਪਰਿਵਾਰ ਬਹੁਤ ਆਉਣੀ ਜਾਣੀ ਜਿਨ੍ਹਾਂ ਦੇ ਕੋਲ ਹੈ ਸਾਡੀ ਉਹਨਾਂ ਨੂੰ ਵੀ ਮੈਂ ਵਹਿਮਾਂ ਵਿੱਚ ਪਿਆਂ ਨੂੰ ਵੇਖਦਾ ਕਈ ਵਾਰ ਸੰਗਰਾਮ ਦਾ ਦੀਵਾਨ ਅਟੈਂਡ ਕਰਦੇ ਨੇ ਸਭ ਕੁਝ ਆਉਂਦੇ ਜਾਂਦੇ ਨੇ ਪਰ ਉਹ ਵੀ ਬੜੇ ਬੜੇ ਭਰਮਾਂ 'ਚ ਪੈ ਜਾਂਦੇ ਨੇ ਜਦੋਂ ਪਰਖ ਦਾ ਸਮਾਂ ਆਉਂਦਾ ਭਾਵ ਇਮਤਿਹਾਨ ਹੈ ਉਹ ਵੀ ਵਹਿਮ 'ਚ ਪੈ ਜਾਂਦੇ ਨੇ ਇਧਰੋਂ ਸੁਣੀ ਜਾਂਦੇ ਆ ਇਧਰੋਂ ਗੱਡੀ ਜਾਂਦੇ ਆ ਪਰ ਚਲੋ ਫਿਰ ਵੀ ਮਾਨ ਹੈ ਇਸ ਗੱਲ ਦਾ ਗੁਰੂ ਸਾਹਿਬ ਦੀ ਕਿਰਪਾ ਹੈ ਬਹੁਤ ਸੱਜਣ ਹੈ ਨੇ ਜਿਹੜੇ ਬਿਲਕੁਲ ਸਭ ਕੁਝ ਛੱਡ ਬੈਠੇ ਆ ਵੀ ਕੋਈ ਵਹਿਮ ਨਹੀਂ ਕੋਈ ਭਰਮ ਨਹੀਂ ਅੱਧੀ ਰਾਤ ਨੂੰ ਭਾਵੇਂ ਤੁਸੀਂ ਮੜੀਆਂ 'ਚ ਲਈ ਫਿਰੋ ਉਹ ਨਹੀਂ ਡਰਦੇ ਆਖੋ ਸਤਨਾਮ ਸ੍ਰੀ ਵਾਹ ਕਹਿੰਦੇ ਕੋਈ ਨਹੀਂ ਵਿਗਾੜ ਸਕਦਾ ਸਾਡਾ ਕੁਝ ਉਹ ਨਹੀਂ ਡਰਦੇ ਬੜੇ ਸਿੰਘ ਸਿੰਘਣੀਆਂ ਹੈ ਨੇ ਬਹੁਤ ਭੈਣਾ ਬੜੇ ਵੀਰ ਹੈ ਚੜ੍ਹਦੀ ਕਲਾ ਵਾਲੇ ਜਿਹੜੇ ਭੋਰਾ ਨਹੀਂ ਡਰਦੇ ਕਿਉਂ ਡਰਨਾ ਹੈ ਖਾਲਸਾ ਡਰਦਾ ਹੈ ਸਿਰਫ ਇੱਕ ਅਕਾਲ ਪੁਰਖ ਵਾਹਿਗੁਰੂ ਤੋਂ ਹੋਰ ਨਹੀਂ ਕਿਸੇ ਤੋਂ ਡਰਦੇ ਕੋਈ ਡਰ ਨਹੀਂ ਕੋਈ ਭੈ ਨਹੀਂ ਸਭ ਨਿਕਲ ਗਿਆ ਸੋ ਜਦੋਂ ਗੁਰਬਾਣੀ ਸਾਡੇ ਵਿੱਚ ਆਏਗੀ ਇਹ ਐਸਾ ਖਜ਼ਾਨਾ ਫਿਰ ਖਾਓ ਖਰਚੋ ਇਹ ਮੁੱਕਣ ਵਾਲਾ ਨਹੀਂ ਦੁਬਾਰਾ ਪੰਕਤੀ ਖਾਵੇ ਖਰਚੇ ਰਲ ਮਿਲ ਪਾਈ ਟੋਟ ਨਾ ਆਵੇ ਵੱਧ ਦੋ ਜਾਈ ਇਹ ਟੋਟ ਨਹੀਂ ਆਉਣੀ ਇਹ ਵਧੀ ਜਾਣਾ ਹੈ ਇਹ ਤੇ ਚਸ਼ਮਾ ਹੈ ਚਸ਼ਮਾ ਅੰਤਰ ਖੂਟਾ ਅੰਮ੍ਰਿਤ ਭਰਿਆ ਸ਼ਬਦ ਹੈ ਕਾਢ ਪੀਏ ਪਨਿਹਾਰੀ ਖੂ ਆਖਿਆ ਖੂ ਜਿੰਨਾ ਮਰਜੀ ਕੱਢ ਲੋ ਪਾਣੀ ਉਨਾ ਹੀ ਫੇਰ ਆ ਜਾਂਦਾ ਖੂ ਵਿੱਚ ਇਹਦੇ ਜਿੰਨਾ ਮਰਜ਼ੀ ਤੁਸੀਂ ਗਿਆਨ ਪ੍ਰਾਪਤ ਕਰੀ ਜਾਓ ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ ਸਾਰੀ ਜ਼ਿੰਦਗੀ ਜ਼ੋਰ ਲਾ ਲਓ ਇੱਕ ਦਿਨ ਆਖੋਗੇ ਜੇ ਤੇ ਮੈਨੂੰ ਕੁਝ ਵੀ ਪਤਾ ਨਹੀਂ ਲੱਗਾ ਗਿਆਨ ਜਿੱਦਾਂ ਵੱਧਦਾ ਜਾਂਦਾ ਨਾ ਮਤ ਜਿੰਨੀ ਉੱਚੀ ਹੁੰਦੀ ਹੈ ਮਨ ਉਨਾ ਹੀ ਨੀਵਾ ਹੋਈ ਜਾਂਦਾ ਹੈ ਮਨ ਉਨਾ ਹੀ ਨੀਵਾ ਹੋਈ ਜਾਂਦਾ ਹੈ ਹੰਕਾਰ ਨਹੀਂ ਵੀ ਗਿਆਨ ਹੋ ਗਿਆ ਹੈ ਅਕਲ ਆ ਗਈ ਹੈ ਬੜੀ ਮੇਰੇ ਵਰਗਾ ਗਿਆਨੀ ਕੋਈ ਨਹੀਂ ਉਨਾ ਹੀ ਮਨ ਨੀਵਾ ਹੋ ਜਾਂਦਾ ਹੈ ਇਸ ਕਰਕੇ ਗੁਰੂ ਸਾਹਿਬ ਕਿਰਪਾ ਕਰਨ ਇਹ ਖਜ਼ਾਨਾ ਜਿਹੜਾ ਸਾਨੂੰ ਬਖਸ਼ਿਆ ਕਲਗੀਧਰ ਜੀ ਨੇ ਤੇ ਲਾੜੀ ਇਹਨਾਂ ਦੇ ਲਾਇਆ ਹੈ ਹੁਕਮ ਹੀ ਇਹਨਾਂ ਨੂੰ ਮੰਨਣ ਦਾ ਕੀਤਾ ਹੈ ਸੋ ਅੱਗੇ ਵੇਖੋ ਜੀ ਗੁਰੂ ਸਾਹਿਬ ਕੀ ਕਹਿੰਦੇ ਕੋਹ ਨਾਨਕ ਜਿਸ ਮਸਤਕ ਲੇਖ ਲਿਖਾਏ ਸੋ ਏਤ ਰਿਆ ਲਿਆ ਰਲਾਏ ਉਹਨੂੰ ਇਸ ਖਜ਼ਾਨੇ ਵਿੱਚ ਰਲਾ ਲਿਆ ਜਾਂਦਾ ਹੈ ਹਿੱਸੇਦਾਰ ਬਣਾ ਲਿਆ ਜਾਂਦਾ ਹੈ ਜਿਹਦੇ ਚੰਗੇ ਲੇਖ ਲਿਖਾਏ ਨੇ ਜਿੰਨੇ ਹੁਣ ਆਪਾਂ ਪਤਾ ਇੱਥੇ ਆ ਕੇ ਫੇਰ ਸੋਚਾਂਗੇ ਵੀ ਫਿਰ ਇਹਦਾ ਮਤਲਬ ਸਾਡੇ ਭਾਗ ਮਾੜੇ ਨੇ ਸਾਸੀ ਨਹੀਂ ਰਲੇ ਸਾਡੇ ਲੇਖ ਮਾੜੇ ਨੇ ਇੱਥੇ ਲੇਖ ਲਿਖੇ ਹੁੰਦੇ ਨੇ ਸਾਡੇ ਲਿਖੇ ਹੀ ਗਲਤ ਨੇ ਇੱਥੇ ਮੱਥੇ ਤੇ ਲਿਖੇ ਨੇ ਤੇ ਇਹ ਤੇ ਤੁਸੀਂ ਬਹੁਤ ਵਾਰ ਸੁਣਿਆ ਵੀ ਨਾ ਕੁਝ ਹੱਥਾਂ ਤੇ ਲਿਖਿਆ ਹੈ ਨਾ ਕੁਝ ਮੱਥੇ ਤੇ ਲਿਖਿਆ ਹੈ ਹੱਥਾਂ ਦੀ ਵੀ ਸਰਜਰੀ ਕਰਾ ਲੈਣੀ ਸੀ ਲੋਕਾਂ ਨੇ ਮਲ ਮੱਥੇ ਵਾਲੀਆਂ ਲਕੀਰਾਂ ਵੀ ਬਦਲ ਲੈਣੀਆਂ ਸੀ ਇੱਥੇ ਕੱਖ ਨਹੀਂ ਲਿਖਿਆ ਇੱਥੇ ਹੱਥਾਂ ਤੇ ਕੁਝ ਨਹੀਂ ਲਿਖਿਆ ਇਹ ਤੇ ਇਹਦੇ ਵਿੱਚ ਜਿਹੜੇ ਵਿਚਾਰ ਚੱਲਦੇ ਨੇ ਉਹ ਨੇ ਲੇਖ ਹੁਣ ਵੇਖੋ ਜਿਹਦੇ ਅੰਦਰ ਇਦਾਂ ਵਿਚਾਰ ਚੱਲਦੇ ਨੇ ਵੀ ਸਵੇਰੇ ਉੱਠਾਂਗੇ ਇਸ਼ਨਾਨ ਕਰਾਂਗੇ ਚੱਲ ਲੇਟ ਵੀ ਹੋ ਗਏ ਪਰ ਨਿਤਨੇਮ ਜ਼ਰੂਰ ਕਰਨਾ ਹੈ ਨਾਗਾ ਨਹੀਂ ਪੈਣਾ ਵੀ ਬਾਣੀ ਜ਼ਰੂਰ ਪੜਾਂਗੇ ਸਹਿਜ ਪਾਠ ਘਰ ਚੱਲਦਾ ਹੈ ਕੱਲ ਨੂੰ ਪੰਜ ਅੰਗ ਜ਼ਰੂਰ ਕਰਨੇ ਨੇ ਬਾਣੀ ਨੂੰ ਸਮਝਣਾ ਹੈ ਇਹ ਚੰਗੇ ਲੇਖ ਨੇ ਜਿਹਦੇ ਅੰਦਰ ਇਦਾਂ ਦੇ ਵਿਚਾਰ ਚੱਲ ਰਹੇ ਨੇ ਹੁਣ ਜਿਹਦੇ ਅੰਦਰ ਇਦਾਂ ਚੱਲ ਰਹੇ ਨੇ ਨਵੀਂ ਫਿਲਮ ਆਈ ਹੈ ਫਲਾਣੇ ਐਕਟਰ ਦੀ ਆਈ ਏ ਫਲਾਣੇ ਸਿਨੇਮੇ 'ਚ ਫਲਾਣੀ ਤਰੀਕ ਨੂੰ ਰਿਲੀਜ਼ ਹੋਣੀ ਏ ਜ਼ਰੂਰ ਵੇਖਣ ਜਾਵਾਂਗੇ ਐਦਾਂ ਚੱਲ ਰਹੇ ਨੇ ਵਿਚਾਰ ਸਮਝ ਲਓ ਮਾੜੇ ਲੇਖ ਨੇ ਫਿਰ ਹੁਣ ਕਰੀਏ ਕੀ ਜੀ ਗੁਰੂ ਤੋਂ ਮਤ ਲੈ ਤਕੜਾ ਹੋ ਲੇਖ ਬਦਲ ਭਾਵ ਵਿਚਾਰ ਬਦਲ ਸਹੀ ਲੇਖ ਲਿਖਾ ਲੈ ਤੇ ਤੇ ਆਪਾਂ ਬਹੁਤ ਵਾਰ ਪੜਿਆ ਸੁਣਿਆ ਓ ਗੁਰੂ ਮੇਰਾ ਲੇਖ ਲਿਖਦਾ ਸਾਈਂ ਮੇਰਾ ਸਾਡਾ ਤੇ ਇਹੋ ਹੀ ਸਾਈਂ ਹੈ ਜਦੋਂ ਸਾਈਂ ਦੀ ਗੱਲ ਆਵੇ ਉਦੋਂ ਵੀ ਮਾਲਕ ਸਾਈਂ ਪਰਮਾਤਮਾ ਰੱਬ ਵਾਹਿਗੁਰੂ ਅਸੀਂ ਇੱਕੋ ਨੂੰ ਹੀ ਮੰਨਦੇ ਆ ਨਾਮ ਕਿਸੇ ਦਾ ਵੀ ਹੋ ਸਕਦਾ ਹੈ ਹੁਣ ਰਾਮ ਦਾ ਨਾਮ ਆ ਰਿਹਾ ਕ੍ਰਿਸ਼ਨ ਜੀ ਦਾ ਨਾਮ ਰਾਮ ਜੀ ਦਾ ਬੜੇ ਨਾਮ ਨੇ ਨਾਮ ਤੇ ਬੜੇ ਨੇ ਪਰ ਇਹ ਨਹੀਂ ਵੀ ਗੁਰਬਾਣੀ ਵਿੱਚ ਜੋ ਲਿਖਿਆ ਹੈ ਇਹ ਉਹਨਾਂ ਉਹਨਾਂ ਦਾ ਜ਼ਿਕਰ ਹੈ ਗੁਰਬਾਣੀ 'ਚ ਤੇ ਬੜੇ ਨਾਮ ਆਉਂਦੇ ਨੇ ਹੁਣ ਤੁਹਾਡੇ 'ਚ ਕੋਈ ਰਾਮ ਸਿੰਘ ਬੈਠਾ ਹੋਵੇ ਜਿੰਨੇ ਹੁਣ ਆਪਾਂ ਸੰਗਤ ਵਿੱਚ ਬੈਠੇ ਆ ਪੰਜ ਸੱਤ ਬੰਦੇ ਤੇ ਰਾਮ ਸਿੰਘ ਬੈਠੇ ਹੋ ਸਕਦੇ ਨੇ ਤੇ ਜੇ ਰਾਮ ਸਿੰਘ ਕਵੇ ਕਿ ਗੁਰਬਾਣੀ ਵਿੱਚ ਮੇਰਾ ਨਾਮ ਆ ਗਿਆ ਵੇਖੋ ਸਭੈ ਘਟ ਰਾਮ ਬੋਲੇ ਜੇ ਵਿੱਚ ਬੈਠਾ ਕਵੇ ਆ ਵੇਖੋ ਮੇਰਾ ਨਾਮ ਬਾਣੀ 'ਚ ਲਿਖਿਆ ਹੈ ਤੇ ਉਸੇ ਵੇਲੇ ਆਪਾਂ ਕਹਾਂਗੇ ਉਹ ਚੁੱਪ ਕਰ ਜਾ ਕਮਲਾ ਹੋਇਆ ਤੇਰਾ ਨਾਮ ਨਹੀਂ ਇਹ ਤੇ ਰਮਿਆ ਹੋਇਆ ਪਰਮਾਤਮਾ ਦਾ ਨਾਮ ਹੈ ਇਸੇ ਤਰ੍ਹਾਂ ਸਰੀਰ ਦਾ ਕਿਸੇ ਦਾ ਨਾਮ ਨਹੀਂ ਇਹ ਪਰਮਾਤਮਾ ਦਾ ਜ਼ਿਕਰ ਹੈ ਫਿਰ ਇੱਥੇ ਇਸ ਕਰਕੇ ਭਾਈ ਸਤਿਗੁਰੂ ਕਿਰਪਾ ਕਰਦੇ ਨੇ ਸਾਈਂ ਸਾਡਾ ਮਾਲਕ ਸਾਈਂ ਮੇਰਾ ਲੇਖ ਲਿਖਦਾ ਹੱਥ ਕਲਮ ਮਿਹਰ ਵਾਲੀ ਫੜ ਕੇ ਸਾਈਂ ਮੇਰਾ ਸਾਈਂ ਮੇਰਾ ਲੇਖ ਲਿਖਦਾ ਸਾਈਂ ਮੇਰਾ ਲੇਖ ਲਿਖਦਾ ਹੱਥ ਕਲਮ ਮਿਹਰ ਵਾਲੀ ਫੜ ਕੇ ਕਲਮ ਮਿਹਰ ਵਾਲੀ ਫੜ ਕੇ ਸਾਈ ਮੇਰਾ ਦੇਖ ਲਿਖਦਾ ਕਲਮ ਮਿਹਰ ਵਾਲੀ ਫੜ ਕੇ ਸਾਈ ਮੇਰਾ ਲੇਖ ਲਿਖਦਾ ਕਲਮ ਮਿਹਰ ਵਾਲੀ ਫੜ ਕੇ ਸਾਈ ਮੇਰਾ ਲੇਖ ਲਿਖਦਾ ਕਲਮ ਮਿਹਰ ਵਾਲੀ ਫੜ ਕੇ ਸਾਈ ਮੇਰਾ ਦੇਖ ਲਿਖਦਾ ਹੱਥ ਕਲਮ ਮਿਹਰ ਸਾਗਰਾਂ ਤੋਂ ਪਾਰ ਹੋ ਗਏ ਉਹ ਸਾਗਰਾਂ ਤੋਂ ਉਹ ਸਾਗਰਾਂ ਤੋਂ ਪਾਰ ਹੋ ਗਏ ਜਿੰਨਾ ਲੇਖ ਲਖਾ ਤੇ ਖੜ ਕੇ ਸਾਗਰ ਪਾਰ ਹੋ ਗਏ ਬਿਲ ਕੇ ਗਏ ਸਾਗਰਾਂ ਤੋਂ ਪਾਰ ਹੋ ਗਏ ਜਿੰਨਾ ਲੇਖ ਲਖਾ ਤੇ ਖੜ ਕੇ ਸਾਗਰਾਂ ਤੋਂ ਪਾਰ ਹੋ ਗਏ ਜਿੰਨਾ ਲੇਖ ਲਖਾ ਲੈ ਪਰ ਹੁਣ ਖੜੀਏ ਤੇ ਤਾਂ ਹੈ ਹੁਣ ਗਿਆਨ ਦੇ ਅੱਗੇ ਟਿਕੀਏ ਤੇ ਤਾਂ ਹੈ ਜਦੋਂ ਕਲਗੀਧਰ ਸੱਚੇ ਪਾਤਸ਼ਾਹ ਨੇ ਖਾਲਸਾ ਸਜਾਇਆ 45 ਦਿਨ ਸੱਚੇ ਪਾਤਸ਼ਾਹ ਪਹਾੜੀ ਤੇ ਵਿਚਾਰ ਕਰਦੇ ਰਹੇ ਮਿਲੇ ਨਹੀਂ ਕਿਸੇ ਨੂੰ ਵਿਚਾਰ ਕੀਤੀ ਵੀ ਕਿਸ ਤਰ੍ਹਾਂ ਖਾਲਸਾ ਸਜਾਇਆ ਜਾਵੇ ਫਿਰ ਗੁਰੂ ਸਾਹਿਬ ਨੇ ਸਾਰਿਆਂ ਨੂੰ ਸੁਨੇਹੇ ਕੱਲੇ 1699 ਦੀ ਵਿਸਾਖੀ ਇਹ ਦਿਨ ਚੁਣਿਆ ਸਭ ਪਾਸੇ ਸੁਨੇਹੇ ਭੇਜੇ ਵੀ ਐਦ ਕੀ ਭਾਈ ਸਾਰੇ ਆਇਓ ਓਡੀਸ਼ਾ ਤੱਕ ਦੀ ਸੰਗਤ ਕਰਨਾਟਕ ਦੀ ਸੰਗਤ ਗੁਜਰਾਤ ਤੱਕ ਦੀ ਸੰਗਤ ਬਿਦਰ ਤੋਂ ਵੀ ਆਏ ਹੁਣ ਪੰਜ ਪਿਆਰਿਆਂ ਤੋਂ ਹਿਸਾਬ ਲੱਗਦਾ ਨਾ ਵੀ ਜੇ ਇੱਕ ਬਿਦਰ ਤੋਂ ਆ ਰਿਹਾ ਇੱਕ ਗੁਜਰਾਤ ਤੋਂ ਆ ਰਿਹਾ ਇੱਕ ਓਡੀਸ਼ਾ ਤੋਂ ਆ ਰਿਹਾ ਇੱਕ ਦਿੱਲੀ ਤੋਂ ਆ ਰਿਹਾ ਇੱਕ ਲਾਹੌਰ ਤੋਂ ਪੰਜ ਪਿਆਰੇ ਆਏ ਸਾਰੇ ਇਥੋਂ ਹਿਸਾਬ ਲੱਗਦਾ ਵੀ ਇੱਕ ਇੱਕ ਜਿਹੜੇ ਹਿਸਾਬ ਨਾਲ ਵੀ ਕੋਈ ਇੱਕ ਲਾਹੌਰ ਤੋਂ ਇੱਕ ਦਿੱਲੀ ਤੋਂ ਇੱਕ ਉੜੀਸਾ ਤੋਂ ਇੱਕ ਬਿਦਰ ਤੋਂ ਇੱਕ ਗੁਜਰਾਤ ਤੋਂ ਵੀ ਕਿੱਡੀ ਕਿੱਡੀ ਦੂਰੋਂ ਸੰਗਤਾਂ ਆਈਆਂ ਹੋਣਗੀਆਂ ਆਖੋ ਸਤਨਾਮ ਇਹ ਸੰਗਤ ਨਾਲ ਹੀ ਆਏ ਹੋਣਗੇ ਅੱਛਾ ਗਿਣਤੀ ਕਿੰਨੀ ਸੀ ਕੋਈ 8000 ਕਹਿੰਦਾ ਕੋਈ 20000 ਕਹਿੰਦਾ ਹੈ ਕਈ ਇਤਿਹਾਸਕਾਰਾਂ ਨੇ 80000 ਵੀ ਲਿਖਿਆ ਪਰ ਹੁਣ ਇਹਨਾਂ ਚੱਕਰਾਂ ਵਿੱਚ ਨਹੀਂ ਪੈਣਾ ਚਾਹੀਦਾ ਏ ਤੇ ਵਾਲ ਦੀ ਖੱਲ ਲਾਉਣ ਵਾਲੀ ਗੱਲ ਹੁੰਦੀ ਏ ਵੀ ਕਿੰਨੀ ਹੋਈ ਗਿਣਤੀ ਸੀ ਇਤਿਹਾਸਕਾਰਾਂ ਦੇ ਵੱਖਰੇ ਵੱਖਰੇ ਮਤ ਨੇ ਵੱਡੀ ਗੱਲ ਹੈ ਕਿ ਅਸੀਂ ਸਿਧਾਂਤ ਸਮਝਣਾ ਹੈ ਸਿਧਾਂਤ ਜ਼ਰੂਰੀ ਹੈ ਗਿਣਤੀ ਦੇ ਚੱਕਰਾਂ 'ਚ ਬਹੁਤਾ ਨਾ ਪਾਓ ਬਸ ਸਿਧਾਂਤ ਕੀ ਹੈ ਇਹ ਵੇਖੋ ਹਾਂ ਇੰਨੀ ਗੱਲ ਜ਼ਰੂਰ ਪਤਾ ਲੱਗਦੀ ਹੈ ਵੀ ਸੰਗਤ ਆਈ ਬਹੁਤ ਦੂਰੋਂ ਦੂਰੋਂ ਸੀ ਭਾਵ ਕਿ ਭਾਰਤ ਦੇ ਕੋਨੇ-ਕੋਨੇ ਤੋਂ ਆਨੰਦਪੁਰ ਸਾਹਿਬ ਦੀ ਧਰਤੀ ਉੱਤੇ ਸੰਗਤਾਂ ਆਈਆਂ ਸਨ ਸਭ ਪਾਸੇ ਸੁਨੇਹੇ ਕੱਲੇ ਗਏ ਸੀ ਵੀ ਐਦ ਕੀ ਜ਼ਰੂਰ ਆਇਓ ਬਹੁਤ ਸੰਗਤਾਂ ਆਈਆਂ ਵੱਡਾ ਇਕੱਠ ਹੋਇਆ ਵੱਡੀ ਗਿਣਤੀ 'ਚ ਸੰਗਤ ਆਈ ਪੁਰਾਣੇ ਉਹਨਾਂ ਵੇਲਿਆਂ ਦੇ ਸ਼ਮਿਆਨੇ ਲੱਗੇ ਹੋਏ ਨੇ ਵਿਛਾਈਆਂ ਕੀਤੀਆਂ ਹੋਈਆਂ ਨੇ ਜਿੱਥੇ ਰੋਜ਼ ਦਾ ਪ੍ਰੋਗਰਾਮ ਹੁੰਦਾ ਹੈ ਦੀਵਾਨ ਸਜਦਾ ਹੈ ਸਜਿਆ ਕਲਗੀਆਂ ਵਾਲੇ ਆਏ ਆਸਾ ਜੀ ਦੀ ਵਾਰ ਦਾ ਕੀਰਤਨ ਹੋਇਆ ਅੱਜ ਗਰੀਬ ਨਵਾਜ ਕਹਿੰਦੇ ਭਾਈ ਸੰਗਤੇ ਪ੍ਰਸ਼ਾਦਾ ਛਕੋ ਹਾਜ਼ਰੇ ਦਾ ਪ੍ਰਸ਼ਾਦਾ ਕਹਿੰਦੇ ਆ ਹਾਜ਼ਰੀ ਸਵੇਰ ਦਾ ਬ੍ਰੇਕਫਾਸਟ ਕਹਿੰਦੇ ਨੇ ਜਿਵੇਂ ਅੱਜ ਕੱਲ ਦੇ ਲੋਕ ਨਾਸ਼ਤਾ ਕਰ ਲਓ ਜਾਓ ਸਵੇਰ ਦੇ ਸਿਮਰਨ ਹੋਇਆ ਹੈ ਭਜਨ ਹੋਇਆ ਹੈ ਗੁਰਬਾਣੀ ਦਾ ਕੀਰਤਨ ਹੋਇਆ ਹੈ ਥੱਕੇ ਹੋਏ ਹੋ ਪ੍ਰਸ਼ਾਦਾ ਪਾਣੀ ਛਕੋ ਤੇ ਉਹ ਪੰਡਾਲ ਲੱਗਿਆ ਪੰਡਾਲ ਵਿੱਚ ਸਜਦੇ ਜਾਓ ਕਲਗੀਧਰ ਸੱਚੇ ਪਾਤਸ਼ਾਹ ਨੇ ਸੰਗਤ ਨੂੰ ਕਿਹਾ ਬਚਨ ਕੀਤਾ ਸਾਰੀ ਸੰਗਤ ਪ੍ਰਸ਼ਾਦਾ ਛਕਣ ਚਲੇ ਗਈ ਪ੍ਰਸ਼ਾਦਾ ਛਕ ਕੇ ਵਾਪਸ ਆ ਰਹੇ ਨੇ ਜਾਣ ਲੱਗੇ ਕਲਗੀਆਂ ਵਾਲੇ ਰਾਗੀ ਸਿੰਘਾਂ ਨੂੰ ਕਹਿ ਗਏ ਭਾਈ ਆ ਸ਼ਬਦ ਤੁਸੀਂ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੋਈ ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਪਹਿਲਾ ਮਰਨ ਕਬੂਲ ਸੂਰਾ ਸੋ ਪਹਿਚਾਨੀ ਐ ਇਦਾਂ ਦੇ ਸ਼ਬਦ ਪੜ੍ਹਨੇ ਨੇ ਇਸ਼ਾਰਾ ਕਲਗੀਆਂ ਵਾਲੇ ਕਰ ਗਏ ਉਹਨਾਂ ਨੂੰ ਰਾਗੀਆਂ ਨੂੰ ਚਲੇ ਗਏ ਸੱਚੇ ਪਾਤਸ਼ਾਹ ਵੀ ਸੰਗਤ ਪ੍ਰਸ਼ਾਦਾ ਛਕ ਛਕ ਕੇ ਉਸ ਪੰਡਾਲ ਵਿੱਚ ਸਜੀ ਜਿਹੜਾ ਪੰਡਾਲ ਉੱਥੇ ਲੱਗਿਆ ਸਟੇਜ ਕਿੱਥੇ ਲੱਗੀ ਹੈ ਜਿੱਥੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਹੈ ਆਪਾਂ ਨਗਰ ਕੀਰਤਨ ਲਗਾਏ ਪਿਛਲੀ ਸੰਗਰਾਂਦ ਤੇ 14 ਮਾਰਚ ਨੂੰ ਜਿਹੜਾ ਮੇਨ ਸਥਾਨ ਹੈ ਇੱਥੇ ਸਟੇਜ ਲੱਗੀ ਸੀ ਵੱਡਾ ਪੰਡਾਲ ਲੱਗਿਆ ਹੋਇਆ ਸੀ ਅਣ ਦਿਸੇ ਦੱਸੇ ਥਾਂ ਤੇ ਮਹਾਰਾਜ ਕੁਝ ਚਿਰ ਲਈ ਚਲੇ ਗਏ ਸੰਗਤ ਸਾਰੀ ਪ੍ਰਸ਼ਾਦਾ ਛਕ ਛਕ ਕੇ ਬਹਿ ਗਏ ਆ ਕਿ ਇਦਾਂ ਪੰਡਾਲ ਭਰ ਗਿਆ ਅੱਜ ਕੁਝ ਬੈਨਰ ਵੀ ਲੱਗੇ ਹੋਏ ਨੇ ਲਿਖਿਆ ਇਹੀ ਹੈ ਜੋ ਤੋ ਪ੍ਰੇਮ ਖੇਲਣ ਕਾ ਚਾਹੋ ਇਹ ਕੋਈ ਮਾੜੀ ਗੱਲ ਨਹੀਂ ਗੁਰਬਾਣੀ ਦੀਆਂ ਕੁਝ ਪੰਕਤੀਆਂ ਅਸੀਂ ਫਰੇਮ ਕਰਕੇ ਲਿਖ ਕੇ ਘਰਾਂ 'ਚ ਲਾ ਸਕਦੇ ਕੁਝ ਬਚਨ ਜਿਹੜੇ ਤੁਹਾਨੂੰ ਬਚਨ ਤੇ ਸਾਰੇ ਹੀ ਚੰਗੇ ਤੇ ਪਿਆਰੇ ਨੇ ਗੁਰਬਾਣੀ ਦੇ ਵਿੱਚੋਂ ਪੜੋ ਪੜ ਪੜ ਕੇ ਫਿਰ ਤੁਸੀਂ ਉਹਨਾਂ ਨੂੰ ਲਿਖ ਲਓ ਫਿਰ ਫਰੇਮ ਕਰ ਲਓ ਜਗਾ ਜਗਾ ਤੇ ਆਪਣੇ ਘਰ ਵਿੱਚ ਗੁਰਬਾਣੀ ਲਾਈ ਜਾ ਸਕਦੀ ਭਾਵ ਜਦੋਂ ਤੁਸੀਂ ਲੰਗੋ ਪੜੋ ਵੀ ਆਹ ਬਚਨ ਗੁਰੂ ਸਾਹਿਬ ਦਾ ਭੁੱਲ ਨਾ ਜਾਏ ਕਿਤੇ ਮੈਨੂੰ ਇਦਾਂ ਲਾਇਆ ਜਾ ਸਕਦਾ ਹੈ ਆਪਣੇ ਘਰ ਵਿੱਚ ਹੁਣ ਪੰਡਾਲ ਵਿੱਚ ਇਦਾਂ ਦੇ ਬੈਨਰ ਲੱਗੇ ਆ ਸੰਗਤ ਜਦੋਂ ਵਾਪਸ ਆਈ ਹੈ ਇਸ਼ਾਰੇ ਤੇ ਬੈਨਰਾਂ ਨੂੰ ਵੇਖ ਕੇ ਵੀ ਹੋ ਰਹੇ ਨੇ ਵੀ ਅੱਜ ਕੋਈ ਖੇਡ ਹੈ ਫਿਰ ਰਾਗੀ ਸਿੰਘ ਵੀ ਸ਼ਬਦ ਇਦਾਂ ਦੇ ਪੜਦੇ ਨੇ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਅਰਥ ਕਰ ਰਿਹਾ ਸਿਰ ਰੱਖ ਕੇ ਤਲੀ ਦੇ ਉੱਤੇ ਆ ਜਾ ਰੱਖ ਕੇ ਤਲੀ ਦੇ ਉੱਤੇ ਆਰਾ ਰੱਖ ਕੇ ਤਲੀ ਦੇ ਉੱਤੇ राधे ਸ਼ਬਦ ਲਿਖੇ ਹੋਏ ਨੇ ਰਾਗੀ ਸਿੰਘ ਜੋ ਤੋਂ ਪ੍ਰੇਮ ਖੇਲਣ ਕਾ ਚਾਉ ਗਾ ਰਹੇ ਨੇ ਅੱਜ ਸੰਗਤ ਵੀ ਲੱਗਦਾ ਹੈ ਵੀ ਕੋਈ ਰਮਜ ਹੋ ਰਹੇ ਫਿਰ ਸੰਗਤ ਉਡੀਕ ਰਹੀ ਹੈ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਫਿਰ ਆਏ ਸਤਿਗੁਰੂ ਜੀ ਦੇ ਸੀਸ ਉੱਤੇ ਸੋਹਣੀ ਦਸਤਾਰ ਚੱਕਰ ਲੱਗੇ ਹੋਏ ਨੇ ਤੇ ਸੋਹਣੀ ਕਲਗੀ ਐ ਨੀਲੇ ਦੇ ਸ਼ਾਹ ਸਵਾਰਾ ਨੇਰ ਜ਼ੁਲਮ ਦਾ ਦੂਰ ਕਰ ਗਿਆ ਤੇਰੀ ਕਲਗੀ ਦਾ ਲਿਸ਼ਕਾਰਾ ਸਟੇਜ ਤੇ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਆਏ ਐਸਾ ਲਸ਼ਕਾਰਾ ਦਗ ਦਗ ਕਰਦਾ ਚਿਹਰਾ ਵੀਰ ਰਸ ਪੜੋ ਜਰਾ ਐ ਨੀਲੇ ਦੇਸ਼ਾਂ ਅਸਵਾਰਾ ਨੀਲੇ ਦੇਸ਼ਾਂ ਅਸਵਾਰਾ ਨੇਰ ਜ਼ੁਲਮ ਦਾ ਦੂਰ ਕਰ ਗਿਆ ਤੇਰੀ ਕਲਗੀ ਦਾ ਲਿਸ਼ਕਾਰਾ ਤੇਰੀ ਕਲਗੀ ਦਾ ਲਿਸ਼ਕਾਰਾ ਇੱਕ ਵਾਰੀ ਨਾ ਇੱਕ ਤੇ ਹੈ ਨਾ ਕਿ ਉਦਾਂ ਹੀ ਇੱਕ ਹੁੰਦਾ ਫੀਲ ਕਰਕੇ ਗਾਉਣਾ ਮਹਿਸੂਸ ਕਰਕੇ ਸੁਣੋ ਮਹਿਸੂਸ ਕਰੋ ਰਸ ਨਾ ਬਣਾਓ ਪਹਿਲਾਂ ਤੇ ਮੰਨੋ ਕਿ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਸਾਡੇ ਧਰਮ ਦੇ ਦਸ਼ਮੇਸ਼ ਪਿਤਾ ਧਰਮ ਦੇ ਸਾਡੇ ਪਿਤਾ ਨੇ ਤੇ ਉਸ ਪਿਤਾ ਦੀ ਗੱਲ ਚੱਲ ਰਹੀ ਹੈ ਵੀ ਸਾਡੇ ਬਾਪੂ ਦੀ ਤੀਰ ਵਾਲੇ ਦੀ ਕਲਗੀ ਵਾਲੇ ਦੀ ਕੱਲ ਇੱਕ ਸਿੰਘ ਆਇਆ ਇਧਰੋਂ ਪਤਾ ਨਹੀਂ ਹੋਰ ਕਿਸੇ ਸਟੇਟ ਦਾ ਹੈ ਹਿੰਦੀ ਬੋਲਦਾ ਹੈ ਬਾਬਾ ਜੀ ਮੈਨੇ ਆਪਕੇ ਪਾਸ ਰਹਿਣਾ ਮੈਨੂੰ ਕਹਿੰਦਾ ਮੈਂ ਕਿਹਾ ਫਿਰ ਕੀ ਸਿੱਖੇਗਾ ਜਪਜੀ ਸਾਹਿਬ ਮੈਂ ਕਿਹਾ ਸਿੱਖ ਲਈ ਨਹੀਂ ਨਹੀਂ ਕਹਿੰਦਾ ਉਹ ਕਹਿੰਦਾ ਜਿਹੜੇ ਬਾਬਾ ਜੀ ਨਹੀਂ ਉਹ ਜਿਹੜੇ ਮੈਂ ਕਿਹਾ ਕਿਹੜੇ ਤੀਰ ਵਾਲੇ ਮੈਂ ਕਿਹਾ ਹਾਂ ਮੈਨੂੰ ਪਤਾ ਹੈ ਉਹਨਾਂ ਨੇ ਕਿਹਾ ਵੀ ਪੰਜ ਬਾਣੀਆਂ ਪੜਨੀਆਂ ਨੇ ਉਹ ਸਿੱਖ ਹੈ ਪੰਜ ਬਾਣ ਕਹਿੰਦਾ ਮੈਨੂੰ ਪੂਰਾ ਪਤਾ ਹੈ ਚੰਗੀ ਤਰ੍ਹਾਂ ਵੀ ਪੰਜ ਬਾਣੀਆਂ ਪੜਨੀਆਂ ਹੁੰਦੀਆਂ ਨੇ ਮੈਂ ਕਹਿੰਦਾ ਪੰਜ ਬਾਣੀਆਂ ਸਿੱਖਣੀਆਂ ਨੇ ਆਖੋ ਸਤਨਾਮ ਵੇਚੀ ਬੈਠਾ ਹੋਣਾ ਫੱਕਰ ਜਿਹੀ ਬਿਰਤੀ ਦਾ ਫੱਕਰ ਜੀ ਬਿਰਤੀ ਦਾ ਕੈਸਟਾ ਮੈਂ ਸੁਣਦਾ ਕਹਿੰਦਾ ਤੇ ਤੁਸੀਂ ਕਹਿੰਦੇ ਵੀ ਪੰਜ ਬਾਣੀਆਂ ਨੇ ਮੈਂ ਪੰਜ ਬਾਣੀਆਂ ਸਿੱਖਣ ਆਇਆ ਐਦਾਂ ਮੈਨੂੰ ਕਹਿੰਦਾ ਲਓ ਵੀ ਪੰਜ ਪਿਆਰਿਆਂ ਨੇ ਸਟੇਜ ਤੇ ਆਉਣਾ ਹੈ ਸੰਗਤ ਸਾਰੀ ਨੇ ਬੈਠੇ ਰਹਿਣਾ ਉੱਠਣਾ ਨਹੀਂ ਹੁਣ ਆਪਾਂ ਥੋੜਾ ਜਿਹਾ ਰੰਗ ਬਦਲਣਾ ਹੈ ਇਹ ਬਾਅਦ ਚ ਕਰਦੇ ਆਂ ਗੱਲ ਜੀ ਆਇਆਂ ਨੂੰ ਪੰਜ ਪਿਆਰਿਆਂ ਨੂੰ ਕਹੀਏ ਜਿਹੜੀ ਜਿਹੜੀ ਸੰਗਤ ਨੇ ਅੰਮ੍ਰਿਤ ਛਕਿਆ ਉਹਨਾਂ ਨੂੰ ਜੀ ਆਇਆਂ ਕਹੀਏ ਵਧਾਈਆਂ ਦਈਏ ਇਕਾਗਰਤਾ ਭੰਗ ਨਹੀਂ ਹੋਣ ਦੇਣੀ ਜਿਹੜੇ ਜਿਹੜੇ ਅੰਮ੍ਰਿਤ ਛੱਕ ਕੇ ਆਏ ਨੇ ਉਹਨਾਂ ਨੂੰ ਪਿਆਰ ਨਾਲ ਸਤਿਕਾਰ ਕਰੀਏ ਉਹਨਾਂ ਦਾ ਮਨ ਜੋੜ ਕੇ ਰੱਖਿਆ ਆਪੇ ਸਾਜ ਕੇ ਨਵਾਜੇ ਬਾਜਾਂ ਵਾਲੇ ਨੇ ਕਿਰਪਾ ਕੀਤੀ ਆਪਣਾ ਹੀ ਰੂਪ ਚਾੜਿਆ ਆਜ ਕੇ ਨਿਵਾਸੇ ਬਾਜਾ ਵਾਲੇ ਆਪਣਾ ਹੀ ਰੂਪ ਜਾਣਿਆ ਆਪੇ ਸਾਜ ਕੇ ਨਿਵਾਜੇ ਬਾਜਾ ਵਾਲੇ ਬੇਸ ਘਟਾ ਥੋੜਾ ਜਿਹਾ ਬੇਸ ਘਟਾ ਦੇ ਘਟਾ ਦੇ ਆਪੇ ਸਾਜ ਕੇ ਨਿਵਾਜੇ ਬਾਜਾ ਵਾਲੇ ਆਪਣਾ ਹੀ ਰੂਪ ਜਾਣਿਆ ਸਾਜ ਕੇ ਨਿਵਾਸੇ ਸਾਹਿਬ ਜੀ ਦੀ ਮੇਰ ਨਾਲ 1517 ਪ੍ਰਾਨੀ ਅੰਮ੍ਰਿਤਧਾਰੀ ਭਾਈ ਜਿਹੜੇ ਜਿਹੜੇ ਗੁਰੂ ਵਾਲੇ ਬਣਾਏ ਬਾਹਾਂ ਖੜੀਆਂ ਕਰਿਓ ਜਿਨ੍ਹਾਂ ਨੂੰ ਚਾਹੇ ਜਿਨ੍ਹਾਂ ਨੂੰ ਖੁਸ਼ੀ ਹੈ ਸੰਗਿਓ ਨਾ ਬਈ ਕਰੋ ਕਿਰਪਾ ਓਏ ਬੋਲੇ ਸੋ ਨਿਹਾਲ ਸਤਿ ਅਕਾਲ ਭੋਲੇ ਸੋ ਨਿਹਾਲ ਸਿੰਘ ਸਜੇ ਸਤਿਗੁਰ ਜੀ ਨੇ ਜਿੰਨਾ ਜਿੰਨਾ ਉੱਤੇ ਕਿਰਪਾ ਕੀਤੀ ਸਤਿਗੁਰ ਜੀ ਨੇ ਜਿਹੜੀ ਰਹਿਤ ਦੱਸੀ ਨਾ ਕਲਗੀਧਰ ਸੱਚੇ ਪਾਤਸ਼ਾਹ ਨੇ ਉਹੀ ਰਹਿਤ ਅੱਜ ਹੈ ਉਹੀ ਰਹਿਤ ਅੱਜ ਹੈ ਜੋ ਉਹਨਾਂ ਨੇ ਦੱਸੀ ਦ੍ਰਿੜ ਕਰਾਈ ਆਪ ਪੰਜ ਪਿਆਰੇ ਸਾਜੇ ਪੰਜ ਪਿਆਰਿਆਂ ਸਾਹਮਣੇ ਆਪ ਹੀ ਖਲੋ ਗਏ ਤੇ ਸਭ ਤੋਂ ਪਹਿਲਾਂ ਅੰਮ੍ਰਿਤ ਛਕਣ ਵਾਲੇ ਪੰਜ ਪਿਆਰਿਆਂ ਤੋਂ ਗੁਰੂ ਗੋਬਿੰਦ ਸਿੰਘ ਆਪ ਨੇ ਬਹੁਤ ਸਾਰੇ ਵੀਰ ਭਰਾ ਕਹਿੰਦੇ ਆ ਮੇਰੇ ਤੇ ਅੰਦਰ ਹੀ ਅੰਮ੍ਰਿਤ ਹੈ ਮੈਂ ਤੇ ਠੀਕ ਆ ਜੀ ਮੈਨੂੰ ਅੰਮ੍ਰਿਤ ਛਕਣ ਦੀ ਲੋੜ ਹੈ ਮੇਰਾ ਸਰ ਜਾਏਗਾ ਸਰਜੂ ਮੇਰਾ ਧੰਨ ਗੁਰੂ ਗੋਬਿੰਦ ਸਿੰਘ ਦਾ ਤੇ ਨਹੀਂ ਸਰਿਆ ਜੇ ਤੇਰਾ ਸਰਦਾ ਸਾਰ ਲੈ ਉਹੀ ਰਹਿਤ ਜਦੋਂ ਮਹਾਰਾਜ ਨੇ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ ਤੇ ਬਾਹਰ ਲੈ ਕੇ ਆਏ ਤੰਬੂ ਚੋਂ ਤੇ ਨਾ ਜਦੋਂ ਜਾਣ ਪਛਾਣ ਕਰਾਈ ਹੁਣ ਕੋਈ ਖੱਤਰੀ ਨਹੀਂ ਰਿਹਾ ਕੋਈ ਜੱਟ ਨਹੀਂ ਰਿਹਾ ਕੋਈ ਝੀਵਰ ਨਹੀਂ ਰਿਹਾ ਕੋਈ ਨਾਈ ਨਹੀਂ ਰਿਹਾ ਕੋਈ ਛੀਂਬਾ ਨਹੀਂ ਇਹ ਪੰਜਾਂ ਦੀ ਗੋਤ ਸੀ ਪਿਛਲੀ ਜਾਤ ਬਰਾਦਰੀ ਹੁਣ ਜਾਣ ਪਛਾਣ ਕਰਾਈ ਇਹ ਕੌਣ ਹੈ ਜੀ ਇਹ ਪਿਆਰੇ ਭਾਈ ਦਇਆ ਸਿੰਘ ਜੀ ਖਾਲਸਾ ਇਹ ਨੇ ਪਿਆਰੇ ਦਇਆ ਸਿੰਘ ਜੀ ਖਾਲਸਾ ਪਿਆਰੇ ਧਰਮ ਸਿੰਘ ਜੀ ਖਾਲਸਾ ਇਹ ਪਿਆਰੇ ਭਾਈ ਹਿੰਮਤ ਸਿੰਘ ਜੀ ਖਾਲਸਾ ਇਹ ਪਿਆਰੇ ਭਾਈ ਮੋਹਕਮ ਸਿੰਘ ਜੀ ਖਾਲਸਾ ਇਹ ਪਿਆਰੇ ਸਹਿਬ ਸਿੰਘ ਜੀ ਖਾਲਸਾ ਹੁਣ ਇਹ ਸਿਧਾਂਤ ਹੈ ਸਭ ਦੀਆਂ ਜਾਤਾਂ ਬਰਾਦਰੀਆਂ ਹੀ ਖਤਮ ਕਰਤੀਆਂ ਆਪਾਂ ਲਾਈ ਫਿਰਦੇ ਆਂ ਆਖੋ ਸਤਨਾਮ ਆਪਾਂ ਗੁਰਦੁਆਰੇ ਬਣਾਏ ਆ ਜਾਤਾਂ ਦੇ ਨਾਂ ਤੇ ਸਮਾਜ ਵੰਡਿਆ ਪਿਆ ਹੈ ਇਹ ਸਮਾਜ ਵੰਡਿਆ ਗਿਆ ਕਦੇ ਇੱਕ ਨਹੀਂ ਹੋ ਸਕਦੇ ਪਰ ਗੁਰੂ ਸਾਹਿਬ ਨੇ ਐਸਾ ਕ੍ਰਾਂਤੀ ਲਿਆਂਦੀ ਸਾਰੀ ਵੀ ਇੱਕਦਮ ਇੱਕ ਹੋ ਗਏ ਸਭ ਵਰਨ ਖਤਮ ਜਾਤ ਬਰਾਦਰੀ ਅੱਜ ਤੋਂ ਬਾਅਦ ਖਤਮ ਵਹਿਮ ਭਰਮ ਖਤਮ ਕੈਸੀ ਕ੍ਰਾਂਤੀ ਲਿਆਂਦੀ ਸੀ ਜੇ ਕਿਤੇ ਸਤਗੁਰ ਦੇ ਬਚਨ ਪੱਲੇ ਬੰਨ ਲੈਂਦੇ ਕਿਉਂ ਲੜਦੇ ਅੱਜ ਆ ਹੁਣ ਵੇਖੋ ਗੋਡੇ ਨਾਲ ਗੋਡਾ ਜੋੜ ਕੇ ਬੈਠੇ ਆਪਾਂ ਹੈ ਕੋਈ ਵਿਤਕਰਾ ਆ ਕਿਹੜੀ ਜਾਤ ਦਾ ਤੁਹਾਡੇ ਨਾਲ ਬੈਠਾ ਕੋਈ ਪਤਾ ਨਹੀਂ ਵੀ ਆ ਕਿਹੜੀ ਬਰਾਦਰੀ ਦਾ ਹੈ ਆ ਕਿਹੜੀ ਜਾਤ ਦਾ ਹੈ ਇਹਦਾ ਕਿਹੜਾ ਵਰਣ ਹੈ ਇਹ ਵਰਨਾ ਦੇ ਜੂਲੇ ਪਾਏ ਸੀ ਸਾਡੇ ਤੇ ਜੂਲੇ ਪਾਤੇ ਸੀ ਅੱਡ ਅੱਡ ਕਰਤਾ ਸਾਰੀ ਮਨੁੱਖਤਾ ਨੂੰ ਸਮਾਜ 'ਚ ਵੰਡੀਆਂ ਪਾਤੀਆਂ ਧਰਮ ਦੇ ਠੇਕੇਦਾਰਾਂ ਨੇ ਇਹ ਛਾਤਰ ਬੰਦਿਆਂ ਨੇ ਵੰਡੀਆਂ ਪਾਈਆਂ ਨੇ ਇਹ ਫਲਾਣੇ ਹੁੰਦੇ ਨੇ ਫਲਾਣੇ ਹੁੰਦੇ ਨੇ ਇੱਕ ਕਲਗੀਧਰ ਜੀ ਨੇ ਕਿਰਪਾ ਕੀਤੀ ਉਦੋਂ ਫਿਰ ਇੱਕ ਕੀਤੇ ਇਹ ਕੌਣ ਹੈ ਜੀ ਜਿਵੇਂ ਹੁਣ ਆਪਾਂ ਕਹਿੰਦੇ ਆ ਤੁਸੀਂ ਕੌਣ ਹੁੰਦੇ ਹੋ ਅੰਨਾ ਹੈ ਤੈਨੂੰ ਦੇਖਦਾ ਨਹੀਂ ਬਾ ਇਨਸਾਨ ਹੁੰਨੇ ਆ ਆਖੋ ਸਤਨਾਮ ਵਾਹਿਗੁਰੂ ਇਦਾਂ ਕਿਹਾ ਕਰੋ ਕੌਣ ਹੁੰਨੇ ਆ ਅੱਗੋਂ ਕਿਆ ਕਰੋ ਇਨਸਾਨ ਹੁੰਨੇ ਆ ਬੰਦੇ ਆ ਦਿਸਦਾ ਹੀ ਆ ਵੀ ਬੰਦੇ ਆ ਪਰ ਇਹੋ ਜਿਹਾ ਸਿਸਟਮ ਬਣਾਣੇ ਬਣ ਗਿਆ ਪਛਾਣ ਬਣਾਤੀ ਵੀ ਆ ਬਰਾਦਰੀ ਦਾ ਐਸ ਬਰਾਦਰੀ ਦਾ ਭਰਮ ਪੈ ਗਿਆ ਸਾਡੇ ਮਨਾਂ 'ਚ ਇਹਨਾਂ ਨੇ ਐਸੀਆਂ ਵੰਡੀਆਂ ਪਾਈਆਂ ਨੇ ਸਮਾਜ ਇੱਕ ਨਹੀਂ ਹੋ ਸਕਿਆ ਇਹ ਇਹ ਦਿਨ ਸੀ 1699 ਦਾ ਇੱਕ ਕੀਤਾ ਜਿੱਦਣ ਕਿਵੇਂ ਦਸੀਏ ਅੱਜ ਸਮਾਜ ਨੂੰ ਦੁਨੀਆ ਨੂੰ ਵਰਲਡ ਨੂੰ ਇਹ ਕਿਵੇਂ ਮੈਸੇਜ ਦਈਏ ਵਿਸਾਖੀ ਕਹਿੰਦੀ ਕੀ ਹੈ ਅਗਲਾ ਪੰਜਾਬ ਚ ਆਉਂਦਾ ਹੈ ਜਾਤਾਂ ਦੇ ਨਾਂ ਤੇ ਬਣੇ ਗੁਰਦੁਆਰੇ ਵੇਖਦਾ ਹੈ ਸਾਨੂੰ ਤੇ ਆਪ ਨੂੰ ਹੀ ਸਮਝ ਨਹੀਂ ਆਈ ਅਸੀਂ ਦੁਨੀਆ ਨੂੰ ਕੀ ਦਸੀਏ ਇਹ ਕਲਗੀਧਰ ਨੇ ਇੱਕ ਕੀਤਾ ਕਿਵੇਂ ਦਸੀਏ ਅਗਲਾ ਕਹਿੰਦਾ ਤੁਹਾਡਾ ਤੇ ਆਪ ਹੀ ਇੰਨੀਆਂ ਵੱਡੀਆਂ ਪਈਆਂ ਨੇ ਤੁਹਾਡੇ ਤੇ ਗੁਰਦੁਆਰੇ ਆ ਰਮਦਾਸੀਆਂ ਦਾ ਗੁਰਦੁਆਰਾ ਆ ਜੱਟਾਂ ਦਾ ਗੁਰਦੁਆਰਾ ਆ ਮਜਬੀਆਂ ਦਾ ਗੁਰਦੁਆਰਾ ਆ ਰਾਮਗੜੀਆਂ ਦਾ ਗੁਰਦੁਆਰਾ ਆ ਭਾਪਿਆਂ ਦਾ ਗੁਰਦੁਆਰਾ ਲੈ ਗੁਰਦੁਆਰੇ ਤੁਹਾਡੇ ਤੇ ਆਪ ਵੰਡੀਆਂ ਪਈਆਂ ਨੇ ਕੀ ਦੱਸਾਂਗੇ ਕਿਸੇ ਨੂੰ ਪਰ ਭਰਾਵੋ ਵੀਰੋ ਭਰਾਵੋ ਜੇ ਇੱਕ ਹੋਈਏ ਨਾ ਇਹ ਵੇਖੋ ਜੇ ਸਾਡੇ ਅੰਦਰ ਬਰਾਦਰੀਆਂ ਨੇ ਸਾਡੇ ਨਾਲ ਪੜਦਿਆਂ ਦਾ ਵੀ ਸਾਨੂੰ ਵੀ ਆ ਫਲਾਣੀ ਬਰਾਦਰੀ ਦਾ ਫਲਾਣੀ ਇਹ ਸ਼ੁਰੂ ਤੋਂ ਹੀ ਚੱਲ ਪੈਂਦਾ ਕੰਮ ਸਾਡੇ ਬਚਪਨ ਵਿੱਚ ਹੀ ਇਦਾਂ ਯਾਰ ਬਣਾਇਆ ਕਰ ਆਪਣੀ ਬਰਾਦਰੀ ਦੇ ਬੰਦਿਆਂ ਨੂੰ ਦੋਸਤ ਬਣਾਇਆ ਕਰ ਆਪਣੀ ਬਰਾਦਰੀ ਦੇ ਬੰਦਿਆਂ ਨੂੰ ਸਾਡੇ ਘਰਾਂ 'ਚ ਇਹ ਗੱਲਾਂ ਕਹੀਆਂ ਜਾਂ ਆ ਕਿਹਦੇ ਕਿਹੜੇ ਮੁੰਡੇ ਨਾਲ ਆੜੀ ਪਾਈ ਫਿਰਦਾ ਤੈਨੂੰ ਪਤਾ ਨਹੀਂ ਇਹ ਵੇੜੇ ਵਾਲਾ ਇਹਨਾਂ ਦੇ ਘਰੇ ਚਾਹ ਪੀ ਆਇਆ ਤੂੰ ਇਹਨਾਂ ਘਰ ਰੋਟੀ ਖਾ ਆਇਆ ਸਾਡੇ ਉੱਥੇ ਪਿੰਡ ਵਿੱਚ ਸਨ ਪਰਿਵਾਰ ਇੱਕ ਤੇ ਉਹਨਾਂ ਨੂੰ ਮਾਫ ਕਰਨਾ ਕਹਿਣਾ ਪੈਂਦਾ ਸ਼ਬਦ ਬੌਰੀਆਂ ਦਾ ਪਰਿਵਾਰ ਕਹਿੰਦੇ ਸੀ ਹੁਣ ਪਤਾ ਨਹੀਂ ਕਿਹੜੀ ਬਰਾਦਰੀ ਹੈ ਉਹ ਮਾਤਾ ਮੈਨੂੰ ਬਹੁਤ ਪ੍ਰੇਮ ਕਰਦੀ ਸੀ ਤੇ ਮੈਂ ਉਹਨਾਂ ਦੇ ਘਰ ਚਾਹ ਪੀ ਰਿਆ ਕੰਧ ਤੇ ਸਾਡੇ ਗਵਾਂਢ ਵਿੱਚੋਂ ਇੱਕ ਬੀਬੀ ਸਾਡੀ ਸ਼ਰੀਕੇ ਚੋਂ ਹੀ ਸੀ ਕੋਈ ਉਹ ਖੜੀ ਹਾਏ ਵੇ ਕਿਵੇਂ ਪੀ ਲੈਂਦਾ ਇਹਨਾਂ ਦੇ ਘਰ ਦੀ ਚਾਹ ਵੇ ਤੂੰ ਕਿਵੇਂ ਇਹਨਾਂ ਦੇ ਘਰ ਦੀ ਚਾਹ ਪੀ ਲੈਂਦਾ ਵੇ ਤੈਨੂੰ ਹਲਕਤ ਨਹੀਂ ਆਉਂਦੀ ਤੈਨੂੰ ਸੂਗ ਨਹੀਂ ਆਉਂਦੀ ਐਦਾਂ ਕਵੇ ਮੈਨੂੰ ਮੈਂ ਕਿਹਾ ਮੈਨੂੰ ਤੇ ਤੇਰੇ ਹੱਥਾਂ ਨਾਲ ਉਹਦੀ ਚਾਹ ਜ਼ਿਆਦਾ ਸਵਾਦ ਲੱਗਦੀ ਹੈ ਉਹ ਅੱਜ ਵੀ ਉਹ ਮਾਤਾ ਨਾ ਅੱਜ ਵੀ ਸ਼ਾਇਦ ਸੰਗਰਾਂਦ ਤੇ ਵੀ ਆਉਂਦੇ ਆ ਇੰਨਾ ਪਿਆਰ ਉਹ ਮੈਨੂੰ ਕਰਦੀ ਸੀ ਨਾ ਜਦੋਂ ਵੀ ਉਹਨੇ ਮੈਨੂੰ ਮਿਲਣਾ ਬਿਲਕੁਲ ਲਿਬੜੇ ਕਤਿਬੜੇ ਕੱਪੜੇ ਵੀ ਪਾਏ ਹੋਣੇ ਪਰ ਆਪਣੇ ਬੱਚਿਆਂ ਤੋਂ ਵੱਧ ਕੇ ਮੈਨੂੰ ਪਿਆਰ ਕਰਦੀ ਸੀ ਆਪਣੇ ਪੁੱਤਰਾਂ ਤੋਂ ਵੱਧ ਕੇ ਮਿਹਨਤ ਮਜ਼ਦੂਰੀ ਕਰਨ ਵਾਲੇ ਲੋਕ ਸੀ ਪਿਆਰ ਇੰਨਾ ਕਰਦੇ ਸੀ ਪਰ ਸਾਡੇ ਦਿਮਾਗ 'ਚ ਬਚਪਨ ਤੋਂ ਹੀ ਇਹ ਭਰ ਦਿੱਤਾ ਜਾਂਦਾ ਹੈ ਇਹ ਛੋਟੀ ਬਰਾਦਰੀ ਦਾ ਇਹ ਫਲਾਣੀ ਬਰਾਦਰੀ ਦਾ ਮੱਥੇ ਤੇ ਲਿਖਿਆ ਇਹ ਇਹ ਕੱਢਿਆ ਕਲਗੀ ਨੇ ਫੋਟੋਆਂ ਹੀ ਲਾ ਲਓ ਪੂਜ ਲਓ ਮੱਥੇ ਟੇਕ ਲਓ ਉਹਨਾਂ ਦੇ ਸੁਣੋ ਤੇ ਸਹੀ ਕਹਿੰਦੇ ਕੀ ਆ ਸ਼ਾਂਤ ਹੋ ਜਾਏ ਮਨ ਠੰਡਾ ਹੋ ਜਾਏ ਜੇ ਸਾਡੇ ਦਿਮਾਗ ਚੋਂ ਇਹ ਭਰਮ ਨਿਕਲ ਜਾਣ ਬ੍ਰਹਮ ਗਿਆਨੀ ਬਣਾਇਆ ਸੀ ਸਾਨੂੰ ਭਰਮ ਗਿਆਨੀ ਨਹੀਂ ਸੀ ਬਣਾਇਆ ਅਸੀਂ ਭਰਮ ਗਿਆਨੀ ਆ ਬ੍ਰਹਮ ਦਾ ਗਿਆਨ ਆ ਗੁਰਬਾਣੀ ਬ੍ਰਹਮ ਦਾ ਗਿਆਨ ਹੈ ਇਹ ਗਿਆਨ ਲੈ ਕੇ ਬ੍ਰਹਮ ਗਿਆਨੀ ਸਿੱਖ ਨੇ ਬੰਨਣਾ ਹੈ ਸਿੱਖ ਬ੍ਰਹਮ ਗਿਆਨੀ ਹੁੰਦਾ ਹੈ ਸਿੱਖਾਂ ਵਿੱਚ ਬ੍ਰਹਮ ਗਿਆਨੀ ਹੁੰਦੇ ਨੇ ਪਰ ਬ੍ਰਹਮ ਗਿਆਨੀ ਬਣ ਕੇ ਬਹਿਣ ਵਾਲੇ ਪਖੰਡੀ ਹੁੰਦੇ ਨੇ ਸਿੱਖ ਬ੍ਰਹਮ ਗਿਆਨੀ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਪਰ ਸਿੱਖ ਬ੍ਰਹਮ ਗਿਆਨੀ ਬਣ ਕੇ ਬਹਿੰਦੇ ਨਹੀਂ ਵੀ ਆਜੋ ਮੈਨੂੰ ਮੱਥਾ ਟੇਕੋ ਮੈਂ ਬ੍ਰਹਮ ਗਿਆਨੀ ਆ ਇਹ ਗੱਲ ਨਹੀਂ ਹੁੰਦੀ ਪਰ ਬ੍ਰਹਮ ਗਿਆਨੀ ਸਿੱਖਾਂ 'ਚ ਹੁੰਦੇ ਨੇ ਆ ਬ੍ਰਹਮ ਦਾ ਹੀ ਗਿਆਨ ਹੈ ਸਾਰਾ ਆ ਜਿਹੜੇ ਸਨ 78 ਵਿੱਚ ਸ਼ਹੀਦ ਹੋਏ ਨੇ ਨਾ ਇਹ ਸਾਰੇ ਹੀ ਬ੍ਰਹਮ ਗਿਆਨੀ ਸਨ ਆਖੋ ਸਤਨਾਮ ਸ੍ਰੀ ਵਾਹਿਗੁਰੂ ਆਬਾਦਤ ਬਿਨਾ ਸ਼ਹਾਦਤ ਨਹੀਂ ਹੁੰਦੀ ਬੰਦਗੀ ਬਿਨਾ ਕੁਰਬਾਨੀ ਨਹੀਂ ਉਹ ਜਿਹੜੇ ਭਾਈ ਸਾਹਿਬ ਭਾਈ ਫੌਜਾ ਸਿੰਘ ਦਾ ਜੀਵਨ ਪੜ ਕੇ ਵੇਖੋ ਜਿਹੜੇ ਪੜਨ ਵਾਲੇ ਸੱਜਣੋ ਅਖੰਡ ਕੀਰਤਨੀ ਜਥੇ ਦੇ 11 ਸਿੰਘ ਤੇ ਦੋ ਟਕਸਾਲ ਦੇ ਸਿੰਘ ਇਹ 78 ਦਾ ਸਾਕਾ ਹੈ ਗੁਰਬਚਨ ਸਿੰਘ ਕਹਿੰਦੇ ਸੀ ਸਿੰਘ ਕਾਹਦਾ ਸੀ ਗੁਰਬਚਨ ਵੀ ਨਹੀਂ ਦੁਰਬਚਨ ਵੰਡੀਆਂ ਪਾਈਆਂ ਜਿਨ੍ਹਾਂ ਨੇ ਅੰਮ੍ਰਿਤਸਰ ਦੀ ਧਰਤੀ ਉੱਤੇ ਉਸ ਸ਼ੋਭਾ ਯਾਤਰਾ ਜਿਹਨੂੰ ਇਹ ਕਹਿੰਦੇ ਆ ਅੰਮ੍ਰਿਤਸਰ ਦੀ ਧਰਤੀ ਤੇ ਵਿਸਾਖੀ ਵਾਲੇ ਦਿਨ ਆਪਣਾ ਜਲੂਸ ਕੱਢਿਆ ਕਹਿੰਦਾ ਕੱਢਾਂਗੇ ਪ੍ਰੋਗਰਾਮ ਕਰਾਂਗੇ ਤੇ ਬਾਬਾ ਜਰਨੈਲ ਸਿੰਘ ਜੀ ਖਾਲਸਾ ਮਹਾਪੁਰਸ਼ ਉਹਨਾਂ ਵੇਲਿਆਂ ਦੇ ਇਹ ਦੋਵੇਂ ਜਥੇਬੰਦੀਆਂ ਦੇ ਆਗੂ ਇਕੱਠੇ ਹੋਏ ਇਹੀ ਕਿਹਾ ਸੀ ਬਾਬਾ ਇਹ ਕੰਮ ਨਾ ਕਰ ਤੁਸੀਂ ਇਹ ਚੰਗੀ ਤਰ੍ਹਾਂ ਇਤਿਹਾਸ ਸੁਣਿਆ ਵੀ ਹੈ ਮੇਰੇ ਤੋਂ 84 ਦਾ ਜਦੋਂ ਸਾਕਾ ਕਦੇ ਤੁਸੀਂ ਸੁਣਿਆ ਦਵਾਨਾ ਵਿੱਚ 84 ਬਾਰੇ ਉਹਦੇ ਵਿੱਚ ਡਿਟੇਲ ਨਾਲ ਦੱਸਿਆ ਹੈ ਇਹ ਕੇਂਦਰ ਦਾ ਭੇਜਿਆ ਬਾਬਾ ਸੀ ਸਿੱਖਾਂ ਨੂੰ ਵੰਡਣ ਵਾਸਤੇ ਵੀ ਪੰਜਾਬ 'ਚ ਜਾਏਗਾ ਇਹ ਸਿੱਖ ਇੱਕ ਪਲੇਟਫਾਰਮ ਤੇ ਇਕੱਠੇ ਹੁੰਦੇ ਨੇ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੁੰਦੇ ਨੇ ਇਹ ਭੇਜਿਆ ਸੀ ਸਰਕਾਰ ਦਾ ਉੱਤੋਂ ਕੇਂਦਰ ਵੱਲੋਂ ਵੀ ਜਾ ਪੰਜਾਬ ਦੀ ਧਰਤੀ ਤੇ ਭੋਲੇ ਭਾਲੇ ਲੋਕਾਂ ਨੂੰ ਆਪਣੇ ਮਗਰ ਲਾ ਇਹਨਾਂ 'ਚ ਵੰਡੀਆਂ ਪੈ ਜਾਣ ਉਹ ਬਾਬੇ ਨੇ ਆਪਣੇ ਮਿੱਠਾ ਬੋਲਾਂ ਦਾ ਐਸਾ ਪ੍ਰਭਾਵ ਪਾਇਆ ਧੜਾ ਧੜ ਲੋਕ ਉਹਦੇ ਚੇਲੇ ਬਣੇ ਉਹਦੇ ਤੋਂ ਨਾਮ ਲਿਆ ਨਿਰੰਕਾਰੀ ਹੁੰਦੇ ਗਏ ਜਦੋਂ ਰੌਲਾ ਜ਼ਿਆਦਾ ਜ਼ਿਆਦਾ ਲੋਕ ਉਧਰ ਹੋ ਗਏ ਫਿਰ ਪੰਜਾਬ ਵਿੱਚ ਸਰਕਾਰ ਅਕਾਲੀਆਂ ਦੀ ਸੀ ਪਰ ਅਕਾਲੀ ਉਸ ਬਾਬੇ ਦੇ ਵਿਰੁੱਧ ਕਿਉਂ ਨਹੀਂ ਬੋਲਦੇ ਕਿਉਂ ਨਹੀਂ ਸੀ ਬੋਲਦੇ ਉਹਦਾ ਕਾਰਨ ਸੀ ਕਿ ਵੋਟਾਂ ਵੱਧ ਗਈਆਂ ਸੀ ਉਧਰ ਜਦੋਂ ਵੋਟਾਂ ਉਧਰ ਨੇ ਤੇ ਬਾਬੇ ਦੀ ਵਿਰੋਧਤਾ ਕੀ ਇਹ ਵੋਟਾਂ ਵਾਲਿਆਂ ਦੇ ਤੇ ਪੈਰੀ ਜਾ ਕੇ ਮੱਥੇ ਟੇਕਦੇ ਨੇ ਉਹਨਾਂ ਨੂੰ ਜ਼ਮੀਨਾਂ ਦਿੰਦੇ ਨੇ ਉਹਨਾਂ ਨੂੰ ਆਪ ਪੰਜਾਬ 'ਚ ਲੈ ਕੇ ਆਉਂਦੇ ਨੇ ਲਓ ਬਾਬਾ ਜੀ ਵੀ ਇਹਨਾਂ ਦੇ ਚੇਲਿਆਂ ਦੀਆਂ ਵੋਟਾਂ ਸਾਨੂੰ ਪੈਣੀਆਂ ਚਾਹੀਦੀਆਂ ਨੇ ਹੁਣ ਜਦੋਂ ਉਧਰ ਲਿਆਂਦਾ ਭੇਜਿਆ ਸੀ ਤੇ ਪੰਜਾਬ ਸਰਕਾਰ ਬੋਲਦੀ ਨਹੀਂ ਸੀ ਪੰਥਕ ਸਰਕਾਰ ਸੀ ਜਿਹੜੀ ਅਕਾਲੀਆਂ ਦੀ ਇਹ ਬੋਲਦੇ ਨਹੀਂ ਸੀ ਤੇ ਉਹਨੇ ਫਿਰ ਵੇਖਿਆ ਮੇਰੀ ਬੱਲੇ ਬੱਲੇ ਐ ਲੋਕ ਮੇਰੇ ਨਾਲ ਨੇ ਸਟੇਟ ਗਵਰਨਮੈਂਟ ਵੀ ਮੇਰੇ ਨਾਲ ਐ ਸੈਂਟਰ ਗਵਰਨਮੈਂਟ ਵੀ ਮੇਰੇ ਨਾਲ ਐ ਉਹਨੇ ਫਿਰ ਬੇਅਦਬੀ ਕਰਨੀ ਸ਼ੁਰੂ ਕਰਤੀ ਆਪਣਾ ਜਨਮ ਦਿਨ ਮਨਾਉਣਾ ਗੁਰਪੁਰਬ ਵਾਂਗੂ ਪੰਜ ਪਿਆਰਿਆਂ ਦੀ ਥਾਂ ਸੱਤ ਸਤਾਰੇ ਬਣਾਏ ਤੇ ਗੁਰੂ ਗ੍ਰੰਥ ਸਾਹਿਬ ਨੂੰ ਕਿਤਾਬ ਕਹਿਣ ਲੱਗ ਪਿਆ ਇੱਥੋਂ ਤੱਕ ਵੀ ਦੱਸਿਆ ਜਾਂਦਾ ਹੈ ਕਹਿੰਦਾ ਹੁੰਦਾ ਸੀ ਸਰਾਣਾ ਲਾ ਲਾ ਲੈਣਾ ਪੈਰ ਰੱਖਣ ਤੱਕ ਵੀ ਜਾਣਾ ਵੀ ਇਹ ਕਿਤਾਬ ਹੈ ਇਹ ਤੁਹਾਡਾ ਕੁਝ ਨਹੀਂ ਵਿਗਾੜ ਸਕਦੀ ਜਦੋਂ ਕੋਈ ਵੀ ਨਾ ਬੋਲੇ ਫੇਰ ਬਾਬਾ ਜਰਨੈਲ ਸਿੰਘ ਜੀ ਖਾਲਸਾ ਮਹਾਂਪੁਰਖ ਬੋਲੇ ਉਹ ਕਹਿੰਦੇ ਓਏ ਗੁਰਬਚਨਿਆ ਬਥੇਰੇ ਸਿੱਖਾਂ ਦੇ ਹਿਰਦੇ ਬਲੂੰਦਰ ਲਏ ਅਸੀਂ ਬੜੇ ਪਿਆਰ ਨਾਲ ਸਮਝਾਇਆ ਪਰ ਹੁਣ ਜਿੱਥੇ ਤੂੰ ਦੀਵਾਨ ਲਾਏਗਾ ਉੱਥੇ ਹੀ ਸਾਡਾ ਦੀਵਾਨ ਲੱਗੇਗਾ ਸੁਣਿਓ ਗੱਲ ਧਿਆਨ ਨਾਲ ਸੁਣਿਓ ਮੈਂ ਹੁਣ ਜਦੋਂ ਉਹ ਸਮਾਂ ਪੜਦਾ ਮੈਂ ਵੇਖਦਾ ਵੀ ਜੇ ਮੰਨ ਲਓ ਅੱਜ ਆਪਾਂ ਸਿੱਖਾਂ ਸਾਡੇ ਸਾਹਮਣੇ ਅੱਜ ਕੋਈ ਬਾਬਾ ਪੈਦਾ ਹੋ ਜੇ ਪੰਜਾਬ 'ਚ ਉਹ ਗੁਰੂ ਗ੍ਰੰਥ ਸਾਹਿਬ ਨੂੰ ਆਖੇ ਕਿਤਾਬ ਗੁਰਪੁਰਬ ਦੀ ਜਗ੍ਹਾ ਮੇਰੇ ਜਨਮ ਦਿਨ ਮਨਾਓ ਗੁਰਪੁਰਬ ਨਾ ਮਨਾਓ ਐਸਾ ਪਖੰਡ ਕਰੇ ਸੱਤ ਸਤਾਰੇ ਬਣਾਵੇ ਆਪਾਂ ਕੀ ਕਰਾਂਗੇ ਫਿਰ ਸਰਕਾਰਾਂ ਉਹਦੇ ਨਾਲ ਆਪਾਂ ਕੀ ਕਰਾਂਗੇ ਮਾਫ ਕਰਨਾ ਅੱਜ ਵੀ ਸਿੱਖ ਉਹੀ ਕਰੇਗਾ ਜੋ ਉਸ ਵੇਲੇ ਬਾਬਾ ਜਰਨੈਲ ਸਿੰਘ ਜੀ ਨੇ ਕੀਤਾ ਬਈ ਸੱਚਾ ਸਿੱਖ ਇਹੋ ਹੀ ਕਰੇਗਾ ਸੱਚਾ ਸਿੱਖ ਇਹੀ ਕਰੇਗਾ ਭਾਈ ਹੋਰ ਕੋਈ ਚਾਰਾ ਨਹੀਂ ਹੀਲਾ ਹੀ ਨਹੀਂ ਕੋਈ ਫਿਰ ਉਹਨੇ ਵਿਸਾਖੀ ਵਾਲਾ ਦਿਨ ਜਿਹੜਾ ਸਾਡਾ ਵੇਖੋ ਕਿੰਨਾ ਖੁਸ਼ੀਆਂ ਵਾਲਾ ਦਿਨ ਹੈ ਅੱਜ ਵਾਲਾ ਦਿਨ ਚੁਣ ਲਿਆ ਤੇ ਕਹਿੰਦਾ ਜਲੂਸ ਵੀ ਕੱਢਾਂਗਾ ਆਪਣਾ ਸੋਭਾ ਯਾਤਰਾ ਅੰਮ੍ਰਿਤਸਰ ਦੀ ਧਰਤੀ ਤੇ ਸਤਸੰਗ ਕਰਾਂਗਾ ਅੰਮ੍ਰਿਤਸਰ ਤੁਹਾਡੇ ਘਰ ਆ ਕੇ ਸਿੱਖ ਗੁਰੂਆਂ ਦੇ ਵਿਰੁੱਧ ਬੋਲਣਾ ਫਿਰ ਉਦੋਂ ਬਾਬਾ ਜਰਨੈਲ ਸਿੰਘ ਜੀ ਖਾਲਸਾ ਨੇ ਪਹਿਲਾਂ ਕਿਹਾ ਵੀ ਇਹ ਨਾ ਲੱਗਣ ਦਿਓ ਪ੍ਰੋਗਰਾਮ ਪਰਮਿਸ਼ਨ ਨਾ ਦਿੱਤੀ ਜਾਵੇ ਪਰਮਿਸ਼ਨ ਮਿਲ ਗਈ ਜਦੋਂ ਪਰਮਿਸ਼ਨ ਮਿਲ ਗਈ ਫਿਰ ਬਾਬਾ ਜੀ ਨੇ ਇਹ 13 ਸਿੰਘ ਭੇਜੇ ਵੀ ਜਾਓ ਸਮਝਾ ਕੇ ਆਓ ਗੱਲ ਕਰੋ ਉਹ 13 ਸਿੰਘ ਗੱਲ ਕਰਨ ਗਏ ਸੀ ਪ੍ਰੋਗਰਾਮ ਚੱਲਦੇ ਚ ਵੀ ਗੱਲ ਕਰਨੀ ਐ ਅੱਗੋਂ ਫਿਰ ਉਹਨਾਂ ਨੇ ਕਈਆਂ ਨੇ ਸਾਕਾ ਹੰਡਾਇਆ ਹੋਣਾ ਤੁਹਾਡੇ ਚੋਂ ਕੋਈ ਵੀਰ ਬਜ਼ੁਰਗ ਉਹਨਾਂ ਵੇਲਿਆਂ ਦਾ ਸੁਣਿਆ ਸਭ ਨੇ ਅਸੀਂ ਤੇ ਜੰਮੇ ਬਾਅਦ ਚ ਸਨ 78 ਦਾ ਫਿਰ ਉਸ ਵੇਲੇ ਨਿਹੱਥਿਆਂ ਸਿੰਘਾਂ ਉੱਤੇ ਗੋਲੀਆਂ ਚਲਾ ਕੇ ਸਾਡੇ 13 ਸਿੰਘ ਸ਼ਹੀਦ ਕੀਤੇ 13 ਬਾਅਦ ਵਿੱਚ ਜਿੱਥੇ ਕਿਤੇ ਪ੍ਰੋਗਰਾਮ ਉਹ ਕਰਿਆ ਕਰਨ ਸਿੰਘ ਜਾਇਆ ਕਰਨ ਗੋਲੀ ਚੱਲ ਜਾ ਕਰੇ 100 ਸਿੰਘ ਤੋਂ ਜ਼ਿਆਦਾ ਸ਼ਹੀਦ ਹੋ ਗਏ ਇੱਕ ਸਾਲ ਦੇ ਵਿੱਚ ਵਿੱਚ ਫਿਰ ਬਾਬਾ ਜਰਨੈਲ ਸਿੰਘ ਜੀ ਖਾਲਸਾ ਜੀ ਕੋਲ ਆਏ ਕਹਿੰਦੇ ਜੀ ਸਮਝੌਤਾ ਕਰ ਲਓ ਬਾਬਾ ਜੀ ਕਹਿੰਦੇ 105 ਇਹਨਾਂ ਨੇ ਮਾਰੇ ਨੇ ਜਿੱਦਣ ਅਸੀਂ 107 ਮਾਰ ਦਿਆਂਗੇ ਫਿਰ ਸਮਝੌਤਾ ਕਰ ਲਾਂਗੇ ਸੋ ਉਹਨਾਂ ਸ਼ਹੀਦਾਂ ਨੂੰ ਨਮਸਕਾਰ ਹੈ ਇਹ ਪੰਜ ਪਿਆਰਿਆਂ ਨੂੰ ਸਜਾਇਆ ਗਿੱਦੜਾਂ ਤੋਂ ਸ਼ੇਰ ਬਣਾਇਆ ਇਹ ਉਹ ਕੌਮ ਦੇ ਸੂਰਬੀਰ ਪੈਦਾ ਹੋਏ ਗੁਰਬਾਣੀ ਪੜਨ ਕਰਕੇ ਜੋਧੇ ਐਸੇ ਸੂਰਬੀਰ ਜਿਹੜੇ ਛਾਤੀਆਂ ਢਾ ਕੇ ਲੜੇ ਅੱਜ ਰਾਜਨੀਤਿਕ ਨੇਤਾ ਕਹਿੰਦਾ ਪਰਾਂ ਹਟ ਜੋ ਧਰਮ ਨੂੰ ਖਤਰਾ ਹੈ ਅੱਗੇ ਲੱਗੋ ਚੱਲੋ ਬਈ ਉੱਠੋ ਚੱਲੋ ਬਈ ਉੱਠੋ ਸ਼ਹੀਦ ਵਿੱਚ ਇਹ ਫਰਕ ਹੁੰਦਾ ਉਹ ਕਹਿੰਦਾ ਪਰੇ ਹਟ ਜੋ ਅੱਗੇ ਮੈਨੂੰ ਲੱਗਣ ਦਿਓ ਮੈਂ ਤੁਹਾਨੂੰ ਬਚਾਣਾ ਅੱਗੇ ਮੈਂ ਲੱਗਾਂਗਾ ਇਹ ਨੇਤੇ ਕਹਿੰਦੇ ਨੇ ਪਰੇ ਹਟ ਜੋ ਸ਼ਹੀਦ ਕਹਿੰਦਾ ਪਰੇ ਹਟ ਜੋ ਮੈਂ ਅੱਗੇ ਲੱਗਾਂਗਾ ਇਹ ਕਹਿੰਦਾ ਚਲੋ ਉੱਠੋ ਭਾਈ ਲੱਗੋ ਬਈ ਅੱਗੇ ਲੱਗੋ ਬਈ ਇਹ ਦੁਨੀਆ ਨੂੰ ਮਰਵਾਉਂਦੇ ਆ ਇਹ ਅੱਗੇ ਹੋਰਾਂ ਨੂੰ ਲਾਂਦੇ ਆ ਉਹਨਾਂ ਸ਼ਹੀਦਾਂ ਨੂੰ ਵੀ ਸਾਨੂੰ ਯਾਦ ਕਰਨਾ ਚਾਹੀਦਾ 1919 ਦਾ ਸਾਕਾ 13 ਅਪ੍ਰੈਲ ਇਹ ਜੱਲਿਆਂ ਵਾਲੇ ਬਾਗ ਦਾ ਸਾਕਾ ਵੀ ਇਹ ਵਿਸਾਖੀ ਦਾ ਹੀ ਹੈ ਉਦੋਂ ਵੀ ਜਿਹੜੀਆਂ ਸ਼ਹੀਦੀਆਂ ਹੋਈਆਂ ਸੋ ਇਹਨਾਂ ਸੂਰਬੀਰਾਂ ਨੂੰ ਯਾਦ ਕਰੀਏ 13 ਸਿੰਘ ਵਿੱਚੋਂ 11 ਅਖੰਡ ਕੀਰਤਨੀ ਜਥੇ ਚੋਂ ਆਏ ਦੋ ਟਕਸਾਲ ਚੋਂ ਪਰ ਜਦੋਂ ਸ਼ਹੀਦ ਹੋ ਜਾਏ ਉਹ ਜਥੇ ਦਾ ਜਾਂ ਟਕਸਾਲ ਦਾ ਸਿੰਘ ਨਹੀਂ ਜਦੋਂ ਕੋਈ ਸ਼ਹੀਦ ਹੋ ਜਾਂਦਾ ਉਹ ਫਿਰ ਕੌਮੀ ਸ਼ਹੀਦ ਹੁੰਦਾ ਹੈ ਉਹ ਕੌਮ ਦੇ ਸ਼ਹੀਦ ਨੇ ਕੌਮ ਦੇ ਉਹ ਸਾਂਝੇ ਨੇ ਸਾਡੇ ਸਾਰਿਆਂ ਦੇ ਤੇ ਚੇਤਾ ਰੱਖੋ ਜਿੱਦਣ ਅੰਦਰਲਾ ਮਨ ਮਰ ਗਿਆ ਨਾ ਵਿਚਾਰ ਰੁਕ ਗਏ ਅੰਦਰੋਂ ਮਰਦਾ ਹੈ ਸਿੱਖ ਜਿੱਦਣ ਗਿਆਨ ਨੂੰ ਗਿਆਨ ਖੜਗ ਅੱਗੇ ਸਿਰ ਭੇਟ ਕਰ ਦਿੰਦਾ ਹੈ ਉਸ ਦਿਨ ਤੋਂ ਬਾਅਦ ਵੀ ਫਿਰ ਅਸੀਂ ਕਿਹੜੇ ਜਥੇਬੰਦੀ ਨਾਲ ਆ ਇਹ ਸਭ ਕੁਝ ਖਤਮ ਹੋ ਜਾਂਦਾ ਹੈ ਜਿੱਦਣ ਸਿਰ ਦੇਾਂਗੇ ਨਾ ਆਪਣਾ ਅੰਦਰੋਂ ਸ਼ਹੀਦ ਹੋ ਗਏ ਮਰ ਗਏ ਅੰਦਰੋਂ ਉਦੋਂ ਫਿਰ ਇਹ ਭੁੱਲ ਜਾਂਦਾ ਵੀ ਕਿਹੜੇ ਜਥੇਬੰਦੀ ਚੋਂ ਆ ਸਭ ਖਤਮ ਹੋ ਜਾਂਦਾ ਹੈ ਇਸ ਕਰਕੇ ਭਾਈ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਅੱਜ ਤੋਂ ਬਾਅਦ ਜਾਤ ਵਰਨ ਨਾਸ਼ ਤੁਹਾਡਾ ਸਿੰਘ ਖਾਲਸੇ ਬਣ ਗਏ ਅੱਜ ਤੋਂ ਬਾਅਦ ਵਹਿਮ ਭਰਮ ਨਹੀਂ ਕੋਈ ਕਰਨਾ ਕਰਮ ਨਾਸ਼ ਗੁਣਾ ਦੇ ਆਧਾਰ ਤੇ ਕਲਗੀ ਧਰ ਨੇ ਚੋਣ ਕੀਤੀ ਸਿਲੈਕਸ਼ਨ ਇਲੈਕਸ਼ਨ ਨਹੀਂ ਪੀਪੀਆਂ ਤੇ ਨਹੀਂ ਧਰੀਆਂ ਸੀ ਸੰਦੂਕੜੀਆਂ ਧਰੀਆਂ ਸੀ ਬਈ ਵੀ ਲਓ ਬਈ ਸੰਦੂਕੜੀਆਂ ਧਰ ਦਿਓ ਤੇ ਲਓ ਇਦਾਂ ਕਰੋ ਵੀ ਆਓ ਸਾਰੇ ਜਣੇ ਵੋਟਾਂ ਪਾਓ ਵੀ ਆਪਾਂ ਪੰਜ ਪਿਆਰੇ ਚੁਣਨੇ ਨੇ ਫਿਰ ਤੇ ਤੁਹਾਨੂੰ ਪਤਾ ਹੀ ਹੈ ਵੀ ਵੋਟਾਂ ਵਾਲਾ ਕੰਮ ਪੈਂਦਾ ਹੈ ਤੇ ਆਪਾਂ ਨੂੰ ਪਤਾ ਹੀ ਹੈ ਫਿਰ ਸ਼ਰਾਬਾਂ ਵਰਤਾਈਆਂ ਜਾਂਦੀਆਂ ਨੇ ਭੁੱਕੀਆਂ ਵਰਤਾਈਆਂ ਜਾਂਦੀਆਂ ਨੇ ਨਸ਼ੇ ਵਰਤਾਏ ਜਾਂਦੇ ਨੇ ਸੰਦੂਕੜੀਆਂ ਭਰ ਲਈਆਂ ਜਾਂਦੀਆਂ ਨੇ ਪਰ ਧਰਮ ਵਿੱਚ ਇਲੈਕਸ਼ਨ ਨਹੀਂ ਹੁੰਦੀ ਸਿਲੈਕਸ਼ਨ ਗੁਣਤੰਤਰ ਧਰ ਧਰਮ ਜਗਤ ਵਿੱਚ ਹਮੇਸ਼ਾ ਗੁਣਤੰਤਰ ਹੁੰਦਾ ਹੈ ਗੁਣਾ ਦੇ ਆਧਾਰ ਤੇ ਚੋਣ ਹੁੰਦੀ ਹੈ ਵਿਸਾਖੀ ਇਹ ਗੁਣਾ ਦੇ ਆਧਾਰ ਤੇ ਚੋਣ ਕੀਤੀ ਗਈ ਤੇ ਆਗੂ ਚੁਣੇ ਤੇ ਕਲਗੀਧਰ ਸੱਚੇ ਪਾਤਸ਼ਾਹ ਨੇ ਸਾਨੂੰ ਆਗੇ ਆਗੂ ਚੁਣਨ ਦੀ ਜਾਚ ਸਿਖਾਤੀ ਭਲਾ ਕੀ ਇਹ ਪੰਜ ਸੇਰ ਦੇਣ ਵਾਸਤੇ ਆਏ ਨੇ ਮੈਂ ਆਗੂ ਬਣਾ ਲਏ ਸਿੱਖੋ ਇਹਨਾਂ ਨੂੰ ਧਰਮ ਆਪਣੇ ਸਿਰ ਤੋਂ ਵੱਧ ਕੇ ਪਿਆਰਾ ਹੈ ਆਪਣੀ ਜਾਨ ਤੋਂ ਵੱਧ ਕੇ ਪਿਆਰਾ ਇਹਨਾਂ ਨੇ ਧਰਮ ਨੂੰ ਜਾਣਿਆ ਤੁਸੀਂ ਆਗੂ ਚੁਣਨਾ ਕਿਨੂੰ ਜਿਹੜਾ ਆਪਣੇ ਤਨ ਤੋਂ ਵੱਧ ਸਿਰ ਤੋਂ ਵੱਧ ਧਰਮ ਨੂੰ ਪਿਆਰ ਕਰਦਾ ਹੋਵੇਗਾ ਜਿਹੜਾ ਧਰਮ ਲਈ ਆਪਣੀ ਜਾਨ ਵਾਰ ਸਕਦਾ ਹੈ ਉਹਨੂੰ ਆਪਣਾ ਆਗੂ ਚੁਣ ਲਿਓ ਇਹ ਕਲਗੀਧਰ ਨੇ ਜਾਚ ਸਿਖਾਈ ਹੈ ਸਾਨੂੰ ਆਗੂ ਚੁਣੋ ਜਿਹੜਾ ਧਰਮ ਲਈ ਆਪਣੀ ਜਾਨ ਕੁਰਬਾਨ ਕਰ ਸਕਦਾ ਹੋਵੇ ਤੇ ਸਾਡੇ ਅੱਜ ਵਾਲੇ ਆਗੂ ਕਰ ਦੇਣਗੇ ਜਾਨ ਕੁਰਬਾਨ ਆਪਣੀ ਜਿਹੜੇ ਸਾਡੇ ਅੱਜ ਦੇ ਆਗੂ ਨੇ ਇਹ ਗੁਣਾ ਦੇ ਆਧਾਰ ਤੇ ਚੋਣ ਨਹੀਂ ਹੋਈ ਇਹ ਇਲੈਕਸ਼ਨ ਹੈ ਸਿਲੈਕਸ਼ਨ ਨਹੀਂ ਇਲੈਕਸ਼ਨ ਹੈ ਸਿਲੈਕਸ਼ਨ ਨਹੀਂ ਜੇ ਗੁਣ ਵੇਖ ਕੇ ਆਗੂ ਚੁਣੇ ਜਾਣ ਫਿਰ ਇਹ ਧਰਮ ਬਾਰੇ ਸੋਚਣਗੇ ਧਰਮ ਕੀ ਹੈ ਧਰਮ ਦੇ ਸਿਧਾਂਤਾਂ ਨੂੰ ਪ੍ਰਚਾਰਨਗੇ ਕਲਗੀਧਰ ਸੱਚੇ ਪਾਤਸ਼ਾਹ ਨੇ ਫਿਰ ਆਪ ਅੰਮ੍ਰਿਤ ਛਕਿਆ ਪੂਰੀ ਮਰਿਆਦਾ ਆਪ ਵੀ ਲਾਗੂ ਕੀਤੀ ਆਪਣੇ ਆਪ ਉੱਤੇ ਵੀ ਜਿਹੜੀਆਂ ਗੱਲਾਂ ਤੁਹਾਨੂੰ ਕਹੀਆਂ ਨੇ ਉਹ ਮੈਂ ਆਪ ਵੀ ਲਾਗੂ ਕਰਨੀਆਂ ਇਸ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਇਹ ਕਿਰਪਾ ਕੀਤੀ ਪਤਾ ਨਹੀਂ ਕੀ ਬਾਟੇ 'ਚ ਘੋਲ ਕੇ ਪਲਾ ਗਿਆ ਪਤਾ ਨਹੀਂ ਕੀ ਬਾਟੇ ਚ ਕੋਲ ਕੇ ਬਲਾ ਗਿਆ ਪਤਾ ਨਹੀਂ ਕੀ ਬਾਟੇ ਚ ਕੋਲ ਕੇ ਬਲਾ ਗਿਆ ਪਤਾ ਨਹੀਂ ਬਾਟੇ ਚ ਕੇ ਗਿਆ ਪਤਾ ਨਹੀਂ ਬਾਟੇ ਚ ਕੇ ਗਿਆ ਹੋਈ ਚ ਦੁਬਾਰਾ ਜਾਨ ਪਾ para dar ਪਤਾ ਨਹੀਂ ਕਿ ਬਾਟੇ ਚ ਪਲਾਇਆ ਕੋਲ ਕੇ ਦੱਸ ਵੀ ਨਾ ਸਕੇ ਅਸੀਂ ਮੂੰਹੋਂ ਬੋਲ ਕੇ ਕੋਈ ਵੀ ਨਾ ਉਸ ਦੇ ਸਮਾਨ ਤੁਲਿਆ ਅੱਖੀਆਂ 'ਚ ਦੇਖਿਆ ਜਹਾਨ ਤੋੜ ਕੋਈ ਨਹੀਂ ਉਹਨਾਂ ਦੇ ਬਰਾਬਰ ਤੁਲਿਆ ਤੇ ਉਹ ਪੰਜ ਜਿਹੜੇ ਸ਼ਹੀਦ ਹੋਏ ਸਨ 78 ਵੇਲੇ ਉਹਨਾਂ ਨੂੰ ਪੰਥ ਦੇ ਸ਼ਹੀਦਾਂ ਦੀਆਂ ਗੱਲਾਂ ਨੇ ਨਿਆਰੀਆਂ ਆਪਣੇ ਲਹੂ 'ਚ ਜਿੰਨਾ ਆਪ ਲਾਈਆਂ ਉਹਨਾਂ ਸ਼ਹੀਦਾਂ ਨੂੰ ਵੀ ਯਾਦ ਕਰ ਲਓ 1 ਮਿੰਟ ਵਾਸਤੇ ਆ ਦੋ ਤਿੰਨ ਲਾਈਨਾਂ ਬੜੀਆਂ ਪਿਆਰੀਆਂ ਕਿਸੇ ਨੇ ਲਿਖੀਆਂ ਨੇ ਇੱਕ ਵਾਰੀ ਉਹਨਾਂ ਨੂੰ ਯਾਦ ਕਰਿਓ ਪੰਥ ਦੇ ਸ਼ਹੀਦਾਂ ਦੀਆਂ ਗੱਲਾਂ ਨੇ ਨਿਆਰੀਆਂ ਆਪਣੇ ਲਹੂ ਚ ਜਿੰਨਾ ਆਪ ਲਾਈਆਂ ਤਾਰੀਆਂ ਆਪਣੇ ਲਹੂ ਚ ਜਿੰਨਾ ਆਪ ਲਾਈਆਂ ਤਾਰੀਆਂ ਪੰਥ ਦੇ ਸ਼ਹੀਦਾਂ ਦੀਆਂ ਕਲਾਂ ਨੇ ਨਿਆਰੀਆਂ ਆਪਣੇ ਆਪਣੇ ਲਹੂ ਚ ਜਿਨਾ ਆਪ ਲਾਇਆ ਤਾਰੀਆਂ ਦੇਖ ਤੂੰ ਬਾਲੇ ਖਾਂਦਾ ਕੋਈ ਵੀਰ ਆ ਦੇਖੀਆਂ ਰੇ ਬਾ ਵਾਲਿਆ ਤੂੰ ਤੇ ਕੀ ਕਿਤੇ ਡੋਲੇ ਆ ਜਾਲਮਾਂ ਦੇ ਸੀਨੇ ਵਿੱਚ ਦਸ ਕਹੀਆਂ ਯਾਰੀਆਂ ਆਪਣੇ ਲਹੂ ਚ ਜਿੰਨਾ ਆਪਣਾਇਆ ਤਾਰੀਆਂ ਆਪਣੇ ਲਹੂ ਚ ਜਿੰਨਾ ਆਪਣਾਇਆ ਤਾਰੀਆਂ ਬੰਦਗੀ ਤੱਕ ਸੇ ਬੰਦ ਬੰਦ ਕਟਵਾ ਲਿਆ ਹੱਸ ਹੱਸ ਕਿਸੇ ਨੇ ਖੋਪਰ ਲਵਾ ਲਿਆ ਬੰਦਗੀ ਤੱਕ ਸੇ ਬੰਦ ਬੰਦ ਕਟਵਾ ਲਿਆ ਹੱਸ ਹੱਸ ਕਿਸੇ ਨੇ ਖੋਪਰ ਕਿੱਥੇ ਜਾਣਾ ਵੀ ਨਹੀਂ ਕਿੰਨੀਆਂ ਪਿਆਰੀਆਂ ਆਪਣੇ ਲਹੂ ਚ ਦਿਨਾਇਆ ਆਪਣਾਇਆ ਤਾਰੀਆਂ ਆਪਣੇ ਤੱਕ ਵੀ ਉਹਨਾਂ ਸ਼ਹੀਦਾਂ ਦੀਆਂ ਘਰ ਵਾਲੀਆਂ ਉਹਨਾਂ ਦੇ ਬੱਚੇ ਤਰਸਦੇ ਹੀ ਰਹਿ ਗਏ ਆਪਣੇ ਪਿਤਾ ਦੇ ਪਿਆਰ ਨੂੰ ਘਰ ਵਾਲਾ ਘਰ ਨਾ ਆਵੇ ਲੇਟ ਹੋ ਜਾਏ ਪ੍ਰੇਮ ਹੈ ਜਿਨ੍ਹਾਂ ਦਾ ਤਰਸਦੀਆਂ ਹੀ ਰਹੀਆਂ ਕਈ ਉਹ ਸੁਹਾਗਣਾ ਧੰਨ ਉਹ ਭੈਣਾ ਧੰਨ ਉਹਨਾਂ ਪਰਿਵਾਰਾਂ ਦੀਆਂ ਕਮਾਈਆਂ ਹੁਣ ਤੱਕ ਦੁੱਖ ਚੱਲੇ ਕਿੰਨੇ ਤਸੀਹੇ ਚੱਲੇ ਕਿੰਨੇ ਤਸ਼ੱਦਦ ਚੱਲੇ ਆਪਣੀ ਜ਼ਿੰਦਗੀ ਵਿੱਚ ਨਮਸਕਾਰ ਕਰੀਏ ਉਹਨਾਂ ਸੂਰਮਿਆਂ ਦੇ ਖੂਨ ਨੂੰ ਉਹਨਾਂ ਦੇ ਜਜ਼ਬੇ ਨੂੰ ਉਹਨਾਂ ਦੀ ਕੁਰਬਾਨੀ ਨੂੰ ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਨੇ ਜਿੰਦੜੀ ਧਰਮ ਲਈ ਵਾਰੀ ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਜਿੰਦੜੀ ਧਰਮ ਲਈ ਸ਼ਹੀਦਾਂ ਨੂੰ ਪੰਜ ਪਿਆਰੇ ਗੁਰੂ ਸਾਹਿਬ ਨੇ ਸਾਜੇ ਸਾਜ ਕੇ ਨਵਾਜੇ ਸਭ ਵਹਿਮ ਭਰਮ ਖਤਮ ਕਰ ਦਿੱਤੇ ਆਪਾਂ ਆਪਣੇ ਵਹਿਮ ਭਰਮ ਕੱਢੀਏ ਖਾਲਸੇ ਬਣੀਏ ਚੜ੍ਹਦੀ ਕਲਾ ਵਾਲਾ ਆਪਣਾ ਜੀਵਨ ਬਣਾਈਏ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਵੀ ਪਹਿਲਾਂ ਤੇ ਜਿੰਨਾ ਚਿਰ ਗੁਰੂ ਸਾਹਿਬ ਇੱਥੇ ਨੇ ਉਹਨਾਂ ਚਿਰ ਜਾਣਾ ਨਹੀਂ ਕਿਉਂਕਿ ਮੇਰਾ ਮਨ ਤੇ ਸੀ ਮੈਂ ਇਤਿਹਾਸ ਥੋੜਾ ਜਿਹਾ ਉਸ ਰੰਗ 'ਚ ਆਪਾਂ ਚੱਲੀਏ ਆਨੰਦਪੁਰ ਦੀ ਧਰਤੀ ਨੂੰ ਯਾਦ ਕਰੀਏ ਪਰ ਸਮਾਂ ਪੌਣੇ 3 ਘੰਟੇ ਤਕਰੀਬਨ ਹੋ ਗਏ ਸ਼ੁਰੂ ਕੀਤੇ ਆਪਾਂ ਨੂੰ ਬੜੀ ਜਲਦੀ ਲੰਘ ਗਿਆ ਪਤਾ ਹੀ ਨਹੀਂ ਲੱਗਾ ਸੋ ਤਾਂ ਕਰਕੇ ਇਹ ਅਰਜ ਹੈ ਵੀ ਗੁਰੂ ਸਾਹਿਬ ਜਾਣਗੇ ਫੇਰ ਆਪਾਂ ਜਾਣਾ ਤੇ ਇਹ ਚੇਤਾ ਰੱਖਣਾ ਹੈ ਜਿਵੇਂ ਲਾਸਟ ਸੰਗਰਾਂਦ ਦਾ ਆਪਾਂ ਮਨਾ ਰਹੇ ਹਾਂ ਇਹ ਆਪਾਂ ਸ਼ਨੀਵਾਰ ਜਿਹੜਾ ਸ਼ੁਰੂ ਕਰਨਾ ਹੈ ਇਹ ਚੇਤਾ ਰੱਖਿਓ ਮਈ ਮਹੀਨੇ ਦਾ ਪਹਿਲਾ ਸ਼ਨੀਵਾਰ 2 ਮਈ ਦਾ ਆਉਣਾ ਹੈ ਅਗਲਾ ਆਉਣਾ ਹੈ 6 ਜੂਨ ਦਾ 5-6 ਜੂਨ ਦਾ 6 ਜੂਨ ਦਾ ਸ਼ਨੀਵਾਰ ਆਉਣਾ ਹੈ ਹੁਣ ਜਿਹੜਾ ਦੀਵਾਨ ਹੈ 15-16 ਦਿਨਾਂ ਬਾਅਦ ਹੀ ਲੱਗਣਾ ਦੁਬਾਰਾ ਚੇਤਾ ਰੱਖਿਓ ਉਸ ਤੋਂ ਬਾਅਦ ਫਿਰ ਹਰ ਮਹੀਨੇ ਸ਼ਨੀਵਾਰ ਵਿਸਾਖੀ ਵਾਲਾ ਅੱਜ ਮੈਂ ਸੋਚ ਰਿਹਾ ਸੀ ਜਦੋਂ 1517 ਨੇ ਅੰਮ੍ਰਿਤ ਛਕਿਆ ਮੇਰੇ ਮਨ ਵਿੱਚ ਆ ਰਿਹਾ ਸੀ ਵੀ ਵਿਸਾਖੀ ਪੱਕੀ ਕਰ ਦਈਏ ਵੀ ਵਿਸਾਖੀ ਦਾ ਦੀਵਾਨ ਲਾ ਲਿਆ ਕਰੀਏ ਪਰ ਨਾਲ ਹੀ ਮੇਰੇ ਮਨ ਵਿੱਚ ਆਇਆ ਵੀ ਇਹ ਆਪਾਂ ਇਦਾਂ ਕਰਾਂਗੇ ਇੱਥੇ ਸ਼ਨੀਵਾਰ ਰਵੇ ਵਿਸਾਖੀ ਵਾਲਾ ਇਹ ਆਪਾਂ ਚੁਣ ਲਿਆ ਕਰਾਂਗੇ ਵੀ ਅਨੰਦਪੁਰ ਸਾਹਿਬ ਚੱਲੇ ਚੱਲੀਏ ਸਾਰੇ ਭਾਵੇਂ ਅੰਮ੍ਰਿਤਸਰ ਚੱਲੇ ਚੱਲੀਏ ਤੇ ਭਾਵੇਂ ਦਮਦਮਾ ਸਾਹਿਬ ਚੱਲੇ ਚੱਲੀਏ ਇਹ ਵਿਸਾਖੀ ਇਦਾਂ ਹੀ ਅੰਮ੍ਰਿਤ ਸੰਚਾਰ ਰੱਖ ਲਿਆ ਕਰਾਂਗੇ ਜਿੱਥੇ ਕਿਤੇ ਵੀ ਮੌਕਾ ਮਿਲੇਗਾ ਇਹ ਵਿਸਾਖੀ ਵਾਲਾ ਜਿਹੜਾ ਹੈ ਇਹ ਆਪਾਂ ਪੱਕਾ ਰੱਖਾਂਗੇ ਭਾਵੇਂ ਆਨੰਦਪੁਰ ਸਾਹਿਬ ਵਿਸਾਖੀ ਮਨਾਈਏ ਭਾਵੇਂ ਆਪਾਂ ਦਮਦਮਾ ਸਾਹਿਬ ਚੱਲੀਏ ਜਿੱਥੇ ਕਿਤੇ ਵੀ ਇਤਿਹਾਸਕ ਸਥਾਨ ਤੇ ਨਾਲ ਅੰਮ੍ਰਿਤ ਸੰਚਾਰ ਹੋਵੇ ਤੇ ਇੱਥੇ ਦਾ ਪ੍ਰੋਗਰਾਮ ਜਿਹੜਾ ਸ਼ਨੀਵਾਰ ਦਾ ਉਹ ਪੱਕਾ ਹੋਏਗਾ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਵੱਧ ਚੜ ਕੇ ਸੰਗਤਾਂ ਨੇ ਸ਼ਨੀਵਾਰ 2 ਮਈ ਦਾ ਆਉਣਾ ਹੈ ਅਗਲਾ ਜਿਹੜਾ 16 17 ਦਿਨ ਹੀ ਨੇ ਇਦਾਂ ਹੀ ਅਮਰ ਸੰਚਾਰ ਹੋਏਗਾ ਸ਼ਾਮ ਨੂੰ 5 ਵਜੇ ਜਿਨ੍ਹਾਂ ਜਿਨ੍ਹਾਂ ਨੇ ਅਮਰ ਛਕਣਾ ਹੈ ਭਾਈ ਪਹੁੰਚਣਾ ਹੈ ਇਹਦਾ ਬੜਾ ਸੁੱਖ ਹੈ ਜਿਹੜੇ ਬੱਚੇ ਕਈਆਂ ਦੇ ਸਕੂਲ ਜਾਣੇ ਹੁੰਦੇ ਨੇ ਲੇਟ ਬਹੁਤਾ ਹੋ ਜਾਈਦਾ ਸੀ ਉਹਨਾਂ ਨੂੰ ਬੜਾ ਸੌਖਾ ਹੈ ਵੀ ਸਵੇਰੇ ਐਤਵਾਰ ਹੈ ਫਿਰ ਸੌਖਾ ਹੋ ਜਾਂਦਾ ਹੈ ਸੋ ਸਾਰੀਆਂ ਸੰਗਤਾਂ ਨੇ ਹਾਜ਼ਰੀਆਂ ਭਰਨੀਆਂ ਨੇ ਬਾਕੀ ਗੁਰਦੁਆਰਾ ਟਿੱਬਾ ਸਾਹਿਬ ਦੀ ਪ੍ਰਬੰਧਕ ਕਮੇਟੀ ਪਿੰਡ ਹਲਵਾਰਾ 26 ਪ੍ਰਾਨੀ ਉੱਥੋਂ ਲੈ ਕੇ ਆਏ ਚਲੋ ਉਹਨਾਂ ਦਾ ਵੀਰਾਂ ਦਾ ਧੰਨਵਾਦ ਸੋ ਸਾਰੀਆਂ ਸੰਗਤਾਂ ਦਾ ਧੰਨਵਾਦ ਹੈ ਜਿਨ੍ਹਾਂ ਜਿਨ੍ਹਾਂ ਨੇ ਦੂਰੋਂ ਨੇੜਿਓਂ ਪਹੁੰਚ ਕੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਹਾਜ਼ਰੀਆਂ ਭਰੀਆਂ ਨੇ ਸੋ ਕੱਲ ਤੋਂ thermal plant Ropar Ramlila ground Nohon colony 15 16 17 ਦੇ ਤਿੰਨ ਦੀਵਾਨ ਹਨ ਉੱਥੇ ਪਹੁੰਚ ਕੇ ਸੰਗਤਾਂ ਨੇ ਹਾਜ਼ਰੀ ਭਰਨੀ ਹੈ ਜਨੇਤਪੁਰ ਪਿੰਡ ਗੁਰਦੁਆਰਾ ਪੰਜੋਖਰਾ ਸਾਹਿਬ ਦੇ ਨੇੜੇ ਪੈਂਦਾ ਹੈ ਛੱਜੂ ਝੀਵਰ ਜਿਨ੍ਹਾਂ ਤੋਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਗੁਰਬਾਣੀ ਦੇ ਅਰਥ ਕਰਵਾਏ ਗੀਤਾ ਦੇ ਅਰਥ ਕਰਵਾਏ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਛੱਜੂ ਝੀਵਰ ਜੀ ਉਹਨਾਂ ਦੇ ਸੁਪੁੱਤਰ ਸਨ ਹਿੰਮਤ ਰਾਏ ਪੰਜ ਪਿਆਰਿਆਂ ਵਿੱਚ ਆਏ ਜਿਹੜੇ ਉਹਨਾਂ ਦੇ ਸੁਪੁੱਤਰ ਸੀ ਸੋ ਪੰਜੋਖਰਾ ਸਾਹਿਬ ਦੇ ਨੇੜੇ ਪਿੰਡ ਜਨੇਤਪੁਰ 28 29 30 ਇਸੇ ਮਹੀਨੇ ਦੇ ਅੰਬਾਲੇ ਇਲਾਕੇ ਦੀ ਜਿੰਨੀ ਸੰਗਤ ਹੈ ਹਰਿਆਣੇ ਵਿੱਚੋਂ ਆਏ ਆ ਉਹ ਚੇਤਾ ਰੱਖਣ ਉੱਥੇ ਦੀਵਾਨ ਵਿੱਚ ਵੱਧ ਚੜ ਕੇ ਪਹੁੰਚ ਕੇ ਸਭ ਨੇ ਹਾਜ਼ਰੀਆਂ ਭਰਨੀਆਂ ਨੇ ਸੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਕਿਰਪਾ ਰੱਖਣ ਜਿੱਥੋਂ ਕਿਤੋਂ ਵੀ ਸੰਗਤ ਆਈ ਹੈ ਰਾਮਪੁਰ ਛੰਨਾ ਬੱਚਿਆਂ ਦਾ ਸਨਮਾਨ ਅੱਜ ਪੰਜ ਪਿਆਰਿਆਂ ਨੇ ਉੱਥੇ ਜਾ ਕੇ ਕੀਤਾ ਉੱਥੋਂ ਵੀ ਸੰਗਤ ਦੀ ਬੱਸ ਭਰ ਕੇ ਆਈ ਪੰਜ ਪਿਆਰੇ ਪਹਿਲਾਂ ਸਵੇਰੇ ਉੱਥੇ ਜਾ ਕੇ ਆਏ ਸਾਰੀਆਂ ਸੰਗਤਾਂ ਦਾ ਇਕੱਲੇ ਇਕੱਲੇ ਦਾ ਨਾਮ ਲਵਾਂ ਬੜਾ ਟਾਈਮ ਲੱਗਦਾ ਹੈ ਸਭ ਦਾ ਧੰਨਵਾਦ ਸਾਰਿਆਂ ਨੂੰ ਜੀ ਆਇਆਂ ਨੂੰ ਇਸੇ ਤਰ੍ਹਾਂ ਆਪਾਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਰਲ ਮਿਲ ਕੇ ਪਹੁੰਚ ਕੇ ਹਾਜ਼ਰੀਆਂ ਭਰਦੇ ਰਹੀਏ ਲਾਹਾ ਪ੍ਰਾਪਤ ਕਰਦੇ ਰਹੀਏ ਜਿੰਨਾ ਚਿਰ ਗੁਰੂ ਸਾਹਿਬ ਜੀ ਇੱਥੇ ਨੇ ਉਹਨਾਂ ਚਿਰ ਸਾਰਿਆਂ ਨੇ ਬੈਠੇ ਰਹਿਣਾ ਹੈ ਪਹਿਲਾਂ ਨਹੀਂ ਜਾਣਾ ਸੋ ਅੱਜ ਲੰਗਰ ਦੀ ਸੇਵਾ ਬਲਗੁਲਗਾ ਸ਼ਹਿਰ ਆਸਟ੍ਰੇਲੀਆ ਵੱਲੋਂ ਕੀਤੀ ਗਈ ਹੈ ਉੱਥੋਂ ਦੀ ਸਾਰੀ ਸੰਗਤ ਨੇ ਰਲ ਮਿਲ ਕੇ ਅੱਜ ਵਿਸਾਖੀ ਦੇ ਜੋ ਲੰਗਰ ਆਪ ਸਾਰੀਆਂ ਸੰਗਤਾਂ ਲਈ ਬਲਗੁਲਗੇ ਦੀ ਸੰਗਤ ਨੇ ਸੇਵਾ ਸਾਰਿਆਂ ਨੇ ਰਲ ਕੇ ਕੀਤੀ ਹੈ ਉਹਨਾਂ ਦਾ ਵੀ ਧੰਨਵਾਦ ਹੈ ਕਿਉਂਕਿ ਰਲ ਮਿਲ ਕੇ ਸਾਰਾ ਅਸਥਾਨ ਚੱਲਦਾ ਹੈ ਸੱਚੀ ਮੈਂ ਇਹ ਕਹਿਣਾ ਵੀ ਪਖੰਡ ਦੇ ਸਿਰ ਤੇ ਜ਼ਿਆਦਾ ਚੱਲਦਾ ਹੈ ਸੱਚ ਦੇ ਸਿਰ ਤੇ ਬੜਾ ਔਖਾ ਹੈ ਮੇਰਾ ਇਹ ਤਜਰਬਾ ਹੈ ਇਹ ਐਕਸਪੀਰੀਅੰਸ ਹੈ ਆਪਣਾ ਵੀ ਜਦੋਂ ਤੁਸੀਂ ਸੱਚ ਦਾ ਪ੍ਰਚਾਰ ਕਰਨਾ ਨਾ ਡਟ ਕੇ ਫਿਰ ਤੇ ਆ ਬਿੱਲ ਭਰਨੇ ਵੀ ਔਖੇ ਹੋ ਜਾਂਦੇ ਨੇ ਆਖੋ ਸਤਨਾਮ ਇਹ ਸਚਾਈ ਹੈ ਤੇ ਜੇ 50-50 ਅਖੰਡ ਪਾਠ ਸਾਹਿਬ ਚੱਲਦੇ ਰਹਿਣ ਤੇ 50-50 2.5 ਲੱਖ ਬਣ ਜਾਂਦਾ ਹੈ 50-50 2.5 ਲੱਖ ਬਣ ਜਾਂਦਾ 5000 ਦੇ ਹਿਸਾਬ ਨਾਲ ਫਿਰ ਆਪੇ ਸਾਰਾ ਕੁਝ ਸੌਖਾ ਹੈ ਪਰ ਤੁਹਾਨੂੰ ਪਤਾ ਹੈ ਮੈਨੂੰ ਇਹ ਮੇਰਾ ਮਾਨੇ ਕਹਿੰਦਾ ਵੀ ਗੁਰਮਤ ਮਰਿਆਦਾ ਤੇ ਪਹਿਰਾ ਦੇਣਾ ਚਾਹੀਦਾ ਹੈ ਜੋ ਅਸੂਲ ਨੇ ਮਰਿਆਦਾ ਹੈ ਉਹੀ ਰਹਿਣੀ ਚਾਹੀਦੀ ਹੈ ਸੋ ਸੱਚ ਤੇ ਖੜਨਾ ਹੈ ਸੱਚ ਬੋਲਣਾ ਹੈ ਅਸਥਾਨ ਹੈ ਮਾਲਕ ਉਹ ਚਲਾਉਣ ਵਾਲਾ ਆਪ ਹੈ ਉਹਨੇ ਆਪੇ ਕਿਰਪਾ ਕਰਨੀ ਹੈ ਤਾਂ ਕਰਕੇ ਮੇਰੀ ਸੰਗਤ ਨੂੰ ਬੇਨਤੀ ਹੈ ਵੀ ਜਿੰਨੇ ਸੱਚ ਦੇ ਆਸ਼ਿਕ ਨੇ ਸੱਚ ਨਾਲ ਪਿਆਰ ਕਰਨ ਵਾਲੇ ਨੇ ਉਹ ਸਾਰੇ ਆਪਾਂ ਰਲ ਮਿਲ ਕੇ ਸਾਥ ਦਿਆ ਕਰੋ ਤਾਂ ਜੋ ਇਹ ਸਾਰਾ ਸਥਾਨ ਤੁਸੀਂ ਰਲ ਮਿਲ ਕੇ ਚਲਾਉਂਦੇ ਰਹੋ ਤਾਂ ਜੋ ਮੈਂ ਸੱਚ ਤੇ ਡਟ ਕੇ ਪਹਿਰਾ ਦਿਆਂ ਮੈਨੂੰ ਫਿਕਰ ਨਾ ਹੋਵੇ ਅਸੀਂ ਸੱਚ ਦਾ ਪ੍ਰਚਾਰ ਚੜ੍ਹਦੀ ਕਲਾ ਨਾਲ ਤੇ ਦ੍ਰਿੜਤਾ ਨਾਲ ਕਰੀਏ ਸਾਨੂੰ ਇਹ ਫਿਕਰ ਨਾ ਹੋਵੇ ਸਾਰੀ ਸੰਗਤ ਰਲ ਮਿਲ ਕੇ ਸਾਰੇ ਜਿੰਨਾ ਸਹਿਯੋਗ ਹੋ ਸਕਦਾ ਹੈ ਸਾਰੇ ਰਲ ਮਿਲ ਕੇ ਕਰਿਆ ਕਰੋ ਇਹ ਤੁਹਾਡਾ ਆਪਣਾ ਸਥਾਨ ਹੈ ਸੋ ਸਾਰੀਆਂ ਸੰਗਤਾਂ ਨੇ ਵੱਧ ਚੜ ਕੇ ਪਹੁੰਚ ਕੇ ਹਾਜ਼ਰੀ ਭਰਨੀ ਹੈ ਆ ਮੇਰੇ ਕੋਲ 5-6 ਵਾਰੀ ਪਰਚੀ ਆ ਗਈ ਹੈ ਕਹਿੰਦੇ ਜੀ ਤੂੜੀ ਵਾਸਤੇ ਬੇਨਤੀ ਕਰ ਦਿਓ ਸੋ ਦੁੱਧ ਸੰਗਤਾਂ ਨੇ ਪੀਣਾ ਹੈ ਚਾਹ ਸੰਗਤਾਂ ਨੇ ਛਕਣੀ ਹੈ 24 ਘੰਟੇ ਗੁਰੂ ਕੇ ਲੰਗਰ ਚੱਲਦੇ ਆ ਸੋ ਇੱਥੇ ਮੱਝਾਂ ਵੀ ਕਾਫੀ ਰੱਖੀਆਂ ਹੋਈਆਂ ਨੇ ਜ਼ਿਮੀਂਦਾਰ ਬਹੁਤ ਆਏ ਅੱਜ ਕੱਲ ਤੁਸੀਂ ਤੂੜੀ ਬਣਾਉਣੀ ਹੈ ਤੇ 15 20 20 50 50 ਟਰਾਲੀਆਂ ਵੀ ਆਪਾਂ ਰੱਖਦੇ ਆ ਘਰਾਂ ਵਿੱਚ ਧੜਾਂ ਲਾਉਂਦੇ ਆ ਸੋ ਇੱਕ ਅੱਧੀ ਟਰਾਲੀ ਇੱਥੇ ਵੀ ਛੱਡ ਜਿਓ ਜਿਹੜੇ ਜਿਹੜੇ ਵੀਰ ਭਰਾ ਸੇਵਾ ਕਰ ਸਕਦੇ ਆ ਉਹ ਤੂੜੀ ਦੀ ਸੇਵਾ ਜ਼ਰੂਰ ਕਰਿਓ ਪਹਿਲਾਂ ਆਪਾਂ ਲੰਗਰ ਦੀ ਕਹਿ ਹਟਿਆ ਨਾ ਉਹ ਆਪਣਾ ਖਾਜਾ ਹੈ ਤੇਰੀ ਵੀ ਲੋੜ ਹੈ ਚਲੋ ਤੂੜੀ ਦੀ ਵੀ ਲੋੜ ਹੈ ਸੋ ਇੱਥੇ ਜਿੰਨੇ ਕ ਡੰਗਰ ਪਸ਼ੂ ਰੱਖੇ ਹੋਏ ਆ ਉਹਨਾਂ ਲਈ ਤੂੜੀ ਦੀ ਵੀ ਲੋੜ ਹੈ ਸੋ ਉਹਦੇ ਲਈ ਸੰਗਤਾਂ ਨੇ ਯੋਗਦਾਨ ਆਪਣਾ ਜਿਹੜੇ ਵੀਰ ਭਰਾ ਪਾ ਸਕਦੇ ਆ ਹਿੱਸਾ ਪਾਉਣ ਸੋ ਵੱਧ ਚੜ ਕੇ ਗੁਰੂ ਵਾਲੇ ਬਣੀਏ 2 ਮਈ ਨੂੰ ਅੰਮ੍ਰਿਤ ਸੰਚਾਰ ਇਦਾਂ ਹੀ ਹੋਣਾ ਹੈ ਆਪਾਂ ਸਾਰਿਆਂ ਨੇ ਮਰ ਦੇ ਚਰਨਾਂ ਵਿੱਚ ਵੱਧ ਚੜ ਕੇ ਪਹੁੰਚ ਕੇ ਲਾਹਾ ਪ੍ਰਾਪਤ ਕਰਨਾ ਹੈ ਨੌਜਵਾਨ ਵੀਰ ਭਰਾ ਜੋ ਸੁਣਦੇ ਹੋ ਅੱਗੇ ਸੁਣਾਓ ਅੱਗੇ ਦੱਸੋ ਅੱਜ ਵਿਸਾਖੀ ਵਾਲਾ ਦਿਨ ਹੈ ਜਿੰਨੇ ਪੜ੍ਹੇ ਲਿਖੇ ਨੇ ਸਹਿਜ ਪਾਠ ਜਿਹੜੇ ਘਰਾਂ ਵਿੱਚ ਕਰਦੇ ਨੇ ਮੈਨੂੰ ਜਰਾ ਪਤਾ ਲੱਗੇ ਸਹਿਜ ਪਾਠ ਜਿਨ੍ਹਾਂ ਦਾ ਚੱਲਦਾ ਰਹਿੰਦਾ ਜਾਂ ਜਿਹੜੇ ਕਰਦੇ ਨੇ ਮਰ ਮੜਾ ਜਾ ਮੈਨੂੰ ਦੱਸੋ ਬੀਬੀਆਂ ਵੀ ਤੇ ਵੀਰ ਵੀ ਉਹ ਬਾਹਾਂ ਖੜੀਆਂ ਕਰੋ ਜਿਹੜੇ ਸਹਿਜ ਪਾਠ ਕਰਦੇ ਹੋ ਘਰਾਂ 'ਚ ਮੈਂ ਵੇਖਣਾ ਹੈ ਵੀ ਕਿੰਨੇ ਕ ਸਹਿਜ ਪਾਠ ਕਰਦੇ ਨੇ ਪੱਕੇ ਕਰਦੇ ਨੇ ਉਹੀ ਕਰਿਓ ਦੂਜੇ ਨਾ ਕਰਿਓ ਜਿਨ੍ਹਾਂ ਦਾ ਸਹਿਜ ਪਾਠ ਚੱਲਦਾ ਹੈ ਜਿਹੜੇ ਕਰਦੇ ਆ ਬਹੁਤ ਸਿੰਘ ਸਿੰਘਣੀਆਂ ਨੇ ਸਹਿਜ ਪਾਠ ਕਰਦੇ ਨੇ ਪਰ ਅੱਜ ਮੈਂ ਵਿਸਾਖੀ ਤੇ ਤੁਹਾਡੇ ਤੋਂ ਇੰਨਾ ਕੁ ਬਚਨ ਇਹਨਾਂ ਵਾਦਾ ਜਿਹੜੇ ਪੰਜਾਬੀ ਜਾਣਦੇ ਨੇ ਬਾਣੀ ਪੜ ਸਕਦੇ ਨੇ ਢਿੱਲ ਕਰਦੇ ਨੇ ਜਿਹੜੇ ਉਹਨਾਂ ਸਭ ਨੂੰ ਬੇਨਤੀ ਹੈ ਵੀ ਜਾ ਕੇ ਕੱਲ ਨੂੰ ਜਾਂ ਪਰਸੋਂ ਨੂੰ 5-4 ਦਿਨਾਂ 'ਚ ਆਰੰਭ ਕਰੋ ਸਾਲ ਬਾਅਦ ਭਾਵੇਂ ਭੋਗ ਪਾ ਦਿਓ ਤੇ ਹੁਣ ਇੱਥੇ ਜਦੋਂ ਜਕਾਰਾ ਲੱਗਣਾ ਸੋਚ ਕੇ ਪੜੇ ਲਿਖੇ ਨੇ ਜਿਹੜੇ ਤੇ ਜਿਹੜੇ ਅਨਪੜ੍ਹ ਨੇ ਉਹ ਇਦਾਂ ਕਰੋ ਉਹ ਕਿਸੇ ਨੂੰ 2000 ਰੁਪਇਆ ਭੇਟਾ ਦੇ ਕੇ ਕਿਸੇ ਪਾਠੀ ਸਿੰਘ ਤੋਂ ਪੂਰਾ ਪਾਠ 2-2 ਘੰਟੇ ਬਹਿ ਕੇ ਸੁਣ ਲਓ ਜਾਂ ਘਰ 'ਚ ਕੋਈ ਦੂਜਾ ਕਰੇ ਬਹਿ ਕੇ ਸੁਣ ਲਓ ਇੰਨੇ ਕ ਮੇਰੇ ਵੀਰ ਨੌਜਵਾਨ ਭਰਾ ਜਿਹੜੇ ਆ ਭੈਣਾ ਇੰਨੀ ਕ ਕਿਰਪਾ ਕਰੋ ਵੀ ਆਪਾਂ ਨਾ ਰਮਾਲਾ ਇਦਾਂ ਚੁੱਕ ਕੇ ਵੇਖਣਾ ਪਿਉ ਦਾਦੇ ਕਾ ਖੋਲ ਡਿਠਾ ਅੱਜ ਇਹ ਸ਼ਬਦ ਪੜਿਆ ਨਾ ਤੇ ਹੁਣ ਵਾਦਾ ਇੰਨਾ ਕ ਕਰੋ 2 ਸਾਲ ਬਾਅਦ ਭਾਵੇਂ ਭੋਗ ਪਾ ਲਿਓ ਪਾਬੰਦੀ ਕੋਈ ਨਹੀਂ ਵੈਸੇ ਤੇ ਆਰਾਮ ਨਾਲ ਪੜੀਏ ਨਾ ਜੇ 3 ਕੁ ਮਹੀਨਿਆਂ ਬਾਅਦ ਚੰਗਾ ਹੈ ਚਲੋ ਜੇ 3 ਮਹੀਨਿਆਂ ਬਾਅਦ ਨਹੀਂ 6 ਮਹੀਨਿਆਂ ਬਾਅਦ ਤੇ ਸਾਲ ਬਾਅਦ ਤੇ ਕੋਈ ਔਖਾ ਨਹੀਂ ਸਾਲ ਬਾਅਦ 365 ਦਿਨ ਹੁੰਦੇ ਨੇ ਤੇ 1430 ਅੰਗ ਨੇ 365 ਦਿਨ ਹੁੰਦੇ ਨੇ 1400 ਇਸ ਹਿਸਾਬ ਨਾਲ ਫਿਰ ਵੇਖੋ ਅੰਦਾਜ਼ਾ ਲਾ ਕੇ ਵੀ ਕਿੰਨੇ ਕ ਬਣੇ ਚਾਰ ਕੰਗ ਵੀ ਪੰਜ ਰੋਜ਼ ਕਰੋਗੇ ਨਾ ਚਾਰ ਪੰਜ ਅੰਗ ਤੇ ਪੂਰਾ ਸਹਿਜ ਪਾਠ ਆਰਾਮ ਨਾਲ ਹੋਏਗਾ ਤੇ ਜਿਹੜੇ ਮੇਰੇ ਵੀਰ ਜਿਹੜੇ 4-5 ਅੰਗ ਪੜਨ ਉਹਦੇ ਨਾਲ ਅਰਥ ਵੀ ਪੜ ਲੈਣ ਉਹ ਤੇ ਫਿਰ ਉਹਦੇ ਵਰਗੀ ਤੇ ਰੀਸ ਹੀ ਕੋਈ ਨਹੀਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਜਿਹੜੇ ਨਾਲ ਅਰਥ ਵੀ ਪੜ ਲੈਣ ਤੁਹਾਡੇ ਚ ਵੀਰ ਭਰਾ ਤੇ ਜੇ ਇੰਨਾ ਨਹੀਂ ਕਰਨਾ ਤੇ ਪੜ ਲਿਓ ਬਸ ਤੇ ਹੁਣ ਜਦੋਂ ਜਕਾਰਾ ਲੱਗੇ ਵੀ ਉਦੋਂ ਵੀ ਚਾਰ ਹੁਣ ਵੇਖੋ ਪੰਜ ਅੰਗ ਜੇ ਪੜੋਗੇ ਅੱਧਾ ਕ ਘੰਟਾ ਲੱਗਣਾ ਅੱਧਾ ਕ ਘੰਟਾ ਕੱਢ ਲਓ ਬਸ ਅੱਧਾ ਘੰਟਾ ਕਿਰਪਾ ਕਰੋ ਚਲੋ ਜੇ ਸਾਲ ਬਾਅਦ ਨਹੀਂ 2 ਸਾਲ ਬਾਅਦ ਭੋਗ ਪਾ ਲਿਓ ਹੁਣ ਜਦੋਂ ਜਕਾਰਾ ਲੱਗੇ ਜਿਹੜੇ ਸਹਿਜ ਪਾਠ ਰੱਖਣਗੇ ਖਜ਼ਾਨਾ ਖੋਲ ਕੇ ਵੇਖਣਗੇ ਉਹ ਕਿਰਪਾ ਕਰਕੇ ਜਦੋਂ ਜਕਾਰਾ ਲੱਗੇ ਉਹ ਬਾਵਾ ਖੜੀਆਂ ਕਰੇ ਬੋਲੇ ਸੱਚੇ ਪਾਤਸ਼ਾਹ ਜਿਹੜਾ ਖਜ਼ਾਨਾ ਤੁਸੀਂ ਬਖਸ਼ਿਆ ਅਸੀਂ ਵੇਖਾਂਗੇ ਇਹਦੇ ਤੋਂ ਗੁਣ ਲੈਣੇ ਨੇ ਆ ਸ਼ੁਭ ਵਿਚਾਰ ਆਉਣ ਸਾਡੇ ਅਕਲ ਆਵੇ ਸਾਨੂੰ ਗੰਦਮੰਦ ਸੁੰਨਾ ਛੱਡੀਏ ਵੇਖਣਾ ਛੱਡੀਏ ਕਿਰਪਾ ਕਰ ਦਿਓ ਸਵਾਓ ਜੀ ਇਹ ਹੈ ਗਿਆਨ ਖੜਗ ਇਹ ਕਲਗੀਧਰ ਜੀ ਨੇ ਜਦੋਂ ਤਲਵਾਰ ਕੱਢੀ ਸੀ ਨਾ ਤੇ ਭੱਜ ਗਏ ਸੀ ਸਿੱਖ ਨਹੀਂ ਭੱਜੇ ਉਹ ਭੱਜੇ ਜਿਹੜੇ ਛਕਉਏ ਸੀ ਖਾਣ ਵਾਲੇ ਸੀ ਸਾਰੇ ਜਿਹੜੇ ਇਦਾਂ ਦੀਆਂ ਗੱਲਾਂ ਕਰਦੇ ਹੁੰਦੇ ਨੇ ਓਏ ਜਲੇਬੀਆਂ ਬਣਨਗੀਆਂ ਓਏ ਪਕੌੜੇ ਬਣਨਗੇ ਓਏ ਉੱਥੇ ਆ ਚੀਜ਼ ਇਦਾਂ ਦੀਆਂ ਗੱਲਾਂ ਕਰਦੇ ਨੇ ਜਿਹੜੇ ਉਹ ਭੱਜਦੇ ਆ ਉਹਨਾਂ ਨੂੰ ਔਖਾ ਹੋ ਜਾਂਦਾ ਹੈ ਇਹ ਗਿਆਨ ਖੜਗ ਦੇ ਸਾਹਮਣੇ ਕੋਈ ਕੋਈ ਟਿਕਦਾ ਹੈ ਇਸ ਕਰਕੇ ਮਨ ਖਲਾਰੋ ਆਪਣਾ ਜਿਵੇਂ ਹੁਣ ਮੰਨ ਲਓ ਅੱਜ ਕੱਲ ਵੀ ਕਈ ਇਦਾਂ ਦੇ ਹੈ ਹੀ ਨੇ ਸ਼ਾਮ ਵੇਲੇ ਚੱਲੀਏ ਪ੍ਰੋਗਰਾਮ ਤੇ ਚੱਲੀਏ ਸੁਣਿਓ ਹਾਂਜੀ ਹਾਂਜੀ ਕੋਈ ਨਹੀਂ ਬਹਿ ਹਾਂਜੀ ਇਹ ਗੱਲ ਵੀ ਬਾਬਾ ਜੀ ਕਹਿ ਰਹੇ ਆ ਵੀ ਜੇ ਕੋਈ ਮੋਬਾਈਲ ਵਿੱਚ ਫੋਨ ਦੇ ਉੱਤੇ ਨਾਲ ਸਹਿਜ ਪਾਠ ਲਾ ਲਵੇ ਉਧਰੋਂ ਪੋਥੀ ਖੋਲ ਕੇ ਬਹਿ ਜੇ ਇਹ ਵੀ ਤਰੀਕਾ ਚੰਗਾ ਹੈ ਬਈ ਇਹ ਵੀ ਚੰਗੀ ਗੱਲ ਹੈ ਵੀ ਤੁਸੀਂ ਫੋਨ ਦੇ ਉੱਤੇ ਨੈਟ ਤੋਂ ਸਹਿਜ ਪਾਠ ਡਾਊਨਲੋਡ ਕਰ ਲਓ ਸਹਿਜ ਪਾਠ ਡਾਊਨਲੋਡ ਕਰ ਲਓ ਫੀਡ ਕਰ ਲਓ ਸੀਡੀਆਂ ਵੀ ਮਿਲ ਜਾਂਦੀਆਂ ਨੇ ਸਹਿਜ ਪਾਠ ਦੀਆਂ ਸੀਡੀਆਂ ਵੀ ਮਿਲ ਸਕਦੀ ਸੀਡੀ ਲਓ ਲਾ ਲਓ ਉਧਰੋਂ ਚੱਲੇ ਉਧਰੋਂ ਪੋਥੀ ਖੋਲ ਕੇ ਬਹਿ ਜਾਓ ਉਹਨਾਂ ਨਾਲੇ ਪਾਠ ਸ਼ੁੱਧ ਹੋ ਜਾਂਦਾ ਹੈ ਨਾਲ ਨਾਲ ਸਮਝ ਆਉਂਦੀ ਵੀ ਇਹਨੂੰ ਐਦਾਂ ਪੜ੍ਹਨਾ ਇਹਨੂੰ ਐਦਾਂ ਪੜ੍ਹਨਾ ਹੌਲੀ ਹੌਲੀ ਪਤਾ ਲੱਗੇਗਾ ਇਸ ਕਰਕੇ ਕਿਰਪਾ ਕਰੋ ਜਰੂਰ ਇਹ ਵੀ ਬੇਨਤੀ ਨਾਲ ਹੈ ਹੁਣ ਕਈ ਖਾਣ ਵਾਲੇ ਹੀ ਹੁੰਦੇ ਨੇ ਨਾ ਫਲਾਣਾ ਸਿਆਂ ਚੱਲੀਏ ਗੁਰਦੁਆਰੇ ਨਹੀਂ ਯਾਰ ਛੱਡ ਪਰੇ ਕਿਉਂ ਹੁਣ ਤੇ ਰੋਟੀ ਖਾ ਲਈ ਐ ਪ੍ਰਸ਼ਾਦਾ ਛਕ ਲਿਆ ਮੈਂ ਹੁਣ ਨਹੀਂ ਲੋੜ ਵੀ ਮੈਂ ਰੋਟੀ ਖਾਣ ਹੀ ਜਾਣਾ ਗੁਰਦੁਆਰੇ ਕੰਮ ਹੀ ਸਾਡਾ ਇਹ ਐ ਜਲੇਬੀਆਂ ਬਣ ਗਈਆਂ ਜੀ ਪਕੌੜੇ ਬਣ ਗਏ ਆ ਸਾਡੇ ਕਦੇ ਇਸ਼ਤਿਹਾਰਾਂ ਤੇ ਨਹੀਂ ਛਪਿਆ ਮੈਂ ਤੇ ਇੰਨਾ ਖੁਸ਼ ਹੁੰਨਾ ਵੀ ਸ਼ੁਕਰ ਹੈ ਇਹ ਜਲੇਬੀਆਂ ਪਕੌੜਿਆਂ ਕਰਕੇ ਨਹੀਂ ਆਉਂਦੇ ਸਿੰਪਲ ਜਿਹਾ ਦਾਲ ਪ੍ਰਸ਼ਾਦਾ ਹੀ ਚੱਲਦਾ ਹੁੰਦਾ ਹੈ ਕੋਈ ਫਰਕ ਨਹੀਂ ਆਰਾਮ ਨਾਲ ਬਹਿ ਕੇ ਕਈ ਤੇ ਇੰਨੇ ਰਸ਼ ਕਰਕੇ ਮਜਬੂਰੀ ਬਣ ਜਾਂਦੀ ਹੈ ਆਉਂਦਿਆਂ ਉਦੋਂ ਵੀ ਇੰਨਾ ਇਕੱਠ ਹੁੰਦਾ ਹੈ ਹੁਣ ਇੱਥੋਂ ਜਾਣਗੇ ਕਈਆਂ ਨੂੰ ਭੁੱਖ ਲੱਗ ਜਾਂਦੀ ਹੈ 12 ਵਜੇ ਤੱਕ ਬਹਿ ਕੇ ਕਈਆਂ ਨੂੰ ਭੁੱਖ ਲੱਗ ਜਾਂਦੀ ਹੈ ਪਰ ਹੁਣ ਦਿਲ ਕਰਦਾ ਲੰਗਰ ਵੱਲ ਚੱਲੀਏ ਫਿਰ ਵੇਖਦੇ ਨੇ ਵੀ ਇਕੱਠ ਬੜਾ ਹੈ ਫਿਰ ਇਦਾਂ ਹੀ ਘਰ ਚਲੇ ਜਾਂਦੇ ਨੇ ਭੁੱਖੇ ਹੀ ਦਿਲ ਕਰਦਾ ਲੰਗਰ 'ਚ ਚੱਲੀਏ ਤੇ ਕਈ ਤੇ ਹੁਣ ਵੇਖੋ ਆ ਤੁਸੀਂ ਆਏ ਹੋ ਰਾਤ ਅੱਜ ਕਈਆਂ ਨੇ 2-2 ਦਿਨ ਸੌਂ ਕੇ ਫੇਰ ਕਹਿੰਦੇ ਜੀ ਸਾਡਾ ਹਿਸਾਬ ਕਿਤਾਬ ਠੀਕ ਹੁੰਦਾ ਹੈ ਨੀਂਦਰ ਨੀਂਦਰ ਲੈਂਦੀ ਹੈ ਪੂਰੀ ਰਾਤ ਦੇ ਤੁਸੀਂ ਜਾਗਦੇ ਰਹੋ ਕਈ ਫਿਰ 2-2 ਦਿਨ ਸੁੱਤੇ ਰਹਿੰਦੇ ਆ ਕਹਿਣਗੇ ਥੱਕ ਗਏ ਸਰੀਰ ਥੱਕ ਗਿਆ ਤੇ ਤੁਹਾਡੀ ਕਿਰਪਾ ਨਾਲ 16 ਸਾਲ ਸਾਨੂੰ ਹੋ ਗਏ ਆ ਸਾਡੀ ਸਾਰੀ ਰਾਤ ਉੱਪਰ ਦੀ ਲੰਘ ਜਾਂਦੀ ਹੈ ਆ ਹੁਣ ਤੇ ਤੁਸੀਂ ਇਹ ਅਰਦਾਸ ਕਰੋ ਵੀ ਇਦਾਂ ਹੀ ਰੋਜ਼ ਹੀ 12 ਇੱਕ ਦੀਵਾਨ 'ਚ ਵੱਜ ਜਾਂਦਾ ਹੈ ਵਾਪਸ ਆਉਂਦਿਆਂ ਨੂੰ 3-4 ਵੱਜ ਜਾਂਦੇ ਨੇ 4 ਵੱਜ ਗਏ 5 ਵੱਜ ਗਏ ਅਸੀਂ ਰਹਿੰਦੇ ਗੁਰਦੁਆਰਿਆਂ ਵਿੱਚ ਆ ਸਪੀਕਰ ਲੱਗਿਆ ਹੁੰਦਾ ਹੈ ਇੱਥੇ ਨਿਤਨੇਮ ਹੁੰਦਾ ਹੈ ਆਸਾ ਜੀ ਦੀ ਵਾਰ ਹੁੰਦੀ ਹੈ ਕਥਾ ਹੁੰਦੀ ਹੈ ਕੀਰਤਨ ਹੁੰਦਾ ਹੈ ਸੋ ਇਸ ਕਰਕੇ ਤੁਹਾਡੀ ਕਿਰਪਾ ਨਾਲ ਇੰਨੇ ਸਾਲ ਕੁਦਰਤ ਦਾ ਨਿਯਮ ਹੈ ਕੁਦਰਤ ਤੋਂ ਉਲਟ ਚੱਲੋ ਤਨ ਰੋਗੀ ਕਾਦਰ ਤੋਂ ਉਲਟ ਚੱਲੋ ਮਨ ਰੋਗੀ ਸੌਣ ਟਾਈਮ ਜਾਗਣਾ ਜਾਗਣ ਟਾਈਮ ਸੌਣਾ ਇਹ ਕੁਦਰਤ ਕਿਸੇ ਨੂੰ ਮਾਫ ਨਹੀਂ ਕਰਦੀ ਫਿਰ ਸਰੀਰ ਠੀਕ ਨਹੀਂ ਰਹਿੰਦਾ ਇਹ ਢਿੱਲਾ ਹੋਣਾ ਲਾਜ਼ਮੀ ਹੈ ਇਹ ਕਿਸੇ ਨੂੰ ਨਹੀਂ ਬਖਸ਼ਦੀ ਨਿਯਮ ਹੈ ਰਾਤ ਸੌਣ ਵਾਸਤੇ ਬਣਾਈ ਹੈ ਦਿਨ ਜਾਗਣ ਵਾਸਤੇ ਬਣਾਇਆ ਪਰ ਇਹ ਸਿਸਟਮ ਹੈ ਪਰਮਾਤਮਾ ਦਾ ਉਹਦੀ ਕਿਰਪਾ ਨਾਲ ਹੀ ਆਪਾਂ ਸਾਰੇ ਤੁਰੇ ਫਿਰਦੇ ਆ ਸੋ ਇਸ ਕਰਕੇ ਮਿਹਨਤ ਕਰੋ ਡਟ ਕੇ ਹਾਰਡ ਵਰਕ ਕਰੋ ਆਪਣੇ ਸਰੀਰ ਵੱਲ ਨਹੀਂ ਵੇਖਣਾ ਮਿਹਨਤ ਕਰੋ ਸੇਵਾ ਵਿੱਚ ਭਾਗ ਲਓ ਤਕੜੇ ਹੋ ਕੇ ਕਿਸੇ ਦੀ ਗਰੀਬ ਦੀ ਹੈਲਪ ਕਰੋ ਸਾਦੇ ਨੌਜਵਾਨਾਂ ਨੇ ਵਿਆਹ ਕਰਨੇ ਨੇ ਬਾਣੀ ਪੜ੍ਹਨੀ ਸ਼ੁਰੂ ਕਰੋ ਜੋ ਗੁਰੂ ਸਾਹਿਬ ਕਹਿੰਦੇ ਨੇ ਉਹਨੂੰ ਆਪਣੀ ਜ਼ਿੰਦਗੀ 'ਚ ਲਾਗੂ ਕਰੋ ਅੰਮ੍ਰਿਤ ਆਪ ਛਕਣਾ ਹੈ ਹੋਰਾਂ ਨੂੰ ਪ੍ਰੇਰਿਤ ਕਰਨਾ ਹੈ ਵੱਧ ਤੋਂ ਵੱਧ ਗੁਰੂ ਵਾਲੇ ਬਣੀਏ ਤੇ ਨਾਲੇ ਹੋਰਾਂ ਨੂੰ ਬਣਾਈਏ ਸੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰਨ ਤੇਗ ਵਿੱਚੋਂ ਪੈਦਾ ਹੋਇਆ ਗਾਤਰੇ 'ਚ ਤੇਗ ਰੱਖੇ ਤੇਗ ਵਿੱਚੋਂ ਪੈਦਾ ਹੋਇਆ ਗਾਤਰੇ ਚ ਤੇਗ ਰੱਖੇ ਤੇਗ ਵਿੱਚੋਂ ਪੈਦਾ ਹੋਇਆ ਗਾਤਰੇ ਚ ਤੇਗ ਰੱਖੇ ਵਿੱਚ ਰਗੜ ਪੀਤਾ ਠੰਡਾ ਤੇਰੇ ਖਾਲਸੇ ਸੇਵਾ ਇਹਦੇ ਮੇਰਾ ਤੁਨ ਵਾਪੀ ਕੇਸਰੀ ਚੁਲਾਇਆ ਉੱਚਾ ਝੰਡਾ ਤੇਰੇ ਖਾਲਸੇ ਰੱਖੇ ਵਿੱਚੋਂ ਪੈਦਾ ਹੋਇਆ ਗਾਤਰੇ ਚ ਤੇਗ ਰੱਖੇ ਬਾਟੇ ਚ ਰਗੜ ਪੀਤਾ ਖੰਡਾ ਤੇਰੇ ਖਾ ਹੱਥਾਂ ਵਿੱਚ ਸੇਵਾ ਇਹਦੇ ਪੈਰਾਂ 'ਚ ਨਵਾਬੀਆਂ ਨੇ ਕੇਸਰੀ ਝੁਲਾਇਆ ਉੱਚਾ ਝੰਡਾ ਤੇਰੇ ਖਾਲਸੇ ਦਿਲ ਵਿੱਚ ਗੁਰੂ ਇਹਦੇ ਨੈਣਾ 'ਚ ਅਕਾਲ ਵਸੇ ਜਾਲਮਾਂ ਦਾ ਕੱਢ ਦਿੱਤਾ ਕੰਡਾ ਤੇਰੇ ਖਾਲਸੇ ਸੋ ਐਸਾ ਗੁਰੂ ਦਾ ਖਾਲਸਾ ਕਲਗੀਧਰ ਸੱਚੇ ਪਾਤਸ਼ਾਹ ਨੇ ਇਹ ਸਜਾਇਆ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਰੱਖਣ ਕਲਗੀ ਧਰ ਦੇ ਪੁੱਤਰੋ ਧੀਓ ਅੰਮ੍ਰਿਤ ਧਾਰੀ ਹੋ ਕੇ ਜੀਓ ਅੰਮ੍ਰਿਤ ਧਾਰੀ ਬਣੋ ਸਿੰਘ ਸਜੋ ਆਓ ਜੀ ਹੁਣ ਸਾਰੇ ਆਨੰਦ ਸਾਹਿਬ ਚ ਬੋਲੋ ਅਰਦਾਸ ਚ ਜੁੜੋ ਹੁਕਮਨਾਮੇ ਸੁਣ ਕੇ ਫੇਰ ਆਪਾਂ ਚੱਲਾ ਪਾਣਾ ਜਿੰਨਾ ਚਿਰ ਗੁਰੂ ਸਾਹਿਬ ਜੀ ਇੱਥੇ ਨੇ ਉਹਨਾਂ ਚਿਰ ਨਹੀਂ ਕਿਸੇ ਨੇ ਉੱਠਣਾ ਜਲ ਪਾਣੀ ਛੱਕ ਕੇ ਆਰਾਮ ਨਾਲ ਆਪੋ ਆਪਣੇ ਘਰਾਂ ਨੂੰ ਚਾਲਾ ਪਾਇਓ ਭਾਈ ਹੁਣ 2 ਮਈ ਨੂੰ 16 17 ਦਿਨਾਂ ਬਾਅਦ ਦੁਬਾਰਾ ਇਸੇ ਤਰ੍ਹਾਂ ਮਰ ਦੇ ਚਰਨਾਂ 'ਚ ਆਪਾਂ ਹਾਜ਼ਰੀ ਕਰਨੀ ਗੱਜ ਕੇ ਸਾਰੀ ਸੰਗਤ ਬੋਲੋ ਕੋਈ ਰਸਨਾ ਵਾਂਝੀ ਨਾ ਰਵੇ ਅੰਮ੍ਰਿਤ ਛਕਣ ਵਾਲੇ 1500 17 ਪ੍ਰਾਨੀ ਬਹੁਤ ਬਹੁਤ ਵਧਾਈਆਂ ਫਤਿਹ ਚੈਨਲ ਦਾ ਧੰਨਵਾਦ ਹੈ ਬਾਣੀ ਨੈਟ ਦਾ ਸਾਹਿਬ ਟੀਵੀ ਤੇ ਲਾਈਵ ਚੱਲਦਾ ਹੈ ਸਾਰੇ ਵੀਰਾਂ ਦਾ ਸਭ ਦਾ ਧੰਨਵਾਦ ਹੈ ਜਿਨ੍ਹਾਂ ਨੇ ਪ੍ਰੋਗਰਾਮ ਲਾਈਵ ਟੈਲੀਕਾਸਟ ਕੀਤਾ ਹੈ ਘਰਾਂ ਵਿੱਚ ਵੀ ਸੰਗਤਾਂ ਬਹਿ ਕੇ ਸੁਣ ਰਹੀਆਂ ਹਨ ਸੋ ਸਭ ਦਾ ਧੰਨਵਾਦ ਸੈਵ ਟੀਵੀ ਤੇ ਸਾਰੇ ਦੀਵਾਨ ਲਾਈਵ ਚੱਲਦੇ ਨੇ ਜਿੱਥੇ ਪ੍ਰੋਗਰਾਮ ਹੁੰਦਾ ਹੈ ਰੇਡੀਓ ਤੇ ਸੁਣ ਲਓ ਜਿੱਥੇ ਨੈਟ ਥੋੜਾ ਚੱਲਦਾ ਹੈ ਤੇ ਜਿੱਥੇ ਵੀਡੀਓ ਵੇਖ ਦਿਸਦੀ ਹੈ ਉਹ ਵੀਡੀਓ ਵੇਖ ਲਿਆ ਕਰੋ ਸਾਹਿਬ ਟੀਵੀ ਸਾਹਿਬ.tv ਨੈਟ ਤੇ ਜਾਂ ਸਾਹਿਬ ਰੇਡੀਓ ਤੇ ਘਰਾਂ ਵਿੱਚ ਵੀ ਜਿੱਥੇ ਜਿੱਥੇ ਦੀਵਾਨ ਲੱਗਦੇ ਆ ਸਾਰੇ ਉਹ ਘਰਾਂ ਵਿੱਚ ਵੀ ਵੇਖ ਸਕਦੇ ਹੋ ਇਹ ਬੜਾ ਹੀ ਸੁੱਖ ਸਹੂਲਤ ਹੈ ਇਹਦਾ ਲਾਭ ਲੈਣਾ ਚਾਹੀਦਾ ਰਾਮਕਲੀ ਮਹੱਲਾ ਤੀਜਾ ਆਨੰਦ ਕੋ ਅੰਕਾਰ ਸਤਿਗੁਰ ਪ੍ਰਸਾਦ ਮੇਰੀ ਮਾਏ ਆਨੰਦ ਪਿਆ ਅਨੰਤ ਪਿਆ ਮੇਰੀ ਮਾਂ ਪੜੋ ਜੀ ਮੇਰੀ ਮਾਂ ਸਤਿਗੁਰੂ ਮੈਂ ਪਾਇਆ ਸਤਿਗੁਰੂ ਮੈਂ ਪਾਇਆ ਸਤਿਗੁਰੂ ਰੱਬ ਸਾਥਾ ਹਰੇ ਤੇਰਾ ਫਲ ਸਭ ਦਵਾਰਾ ਹੋਣਾ ਗਲਾ ਸਮਰਤ ਸੁਆਮੀ ਤੋ ਕਿਉ ਮਨ ਹੋਮ ਸਾਰੇ ਤੇਰੇ ਨਾਮ ਵਰਤਾਵੇ ਸਾਹਿਬਾ ਸੱਚੇ ਸਾਹਿਬ ਪਿਆਰਾ ਹੀ ਘਰ ਤੇਰਾ ਸਾਚਾ ਆਧਾਰੋ ਨਾਮ ਆਧਾਰ ਮੇਰਾ ਜਨ ਭੁੱਖਾ ਸਭ ਦੁਆਰਾ ਹਰ ਸਾਥ ਸੁਖ ਮਨ ਆਇ ਵਸਿਆ ਜਿਨੀ ਇੱਛਾ ਸਭ ਕੁਝਾਇਆ ਹਰ ਨਾਮ ਪਿਤਾ ਕੋ ਵਡਿਆ ਸ਼ਬਦ ਵਾਜੇ ਕਲਾ ਚਿਤ ਕਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੈ ਲਾਗੇ ਅਨੰਦ ਸੁਣ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਆਤਮ ਕਰਮ ਪਾਇਆ ਸਗਲ ਸੂਰੇ ਦੁਖ ਰੋਗ ਕੈ ਪਵਿੱਤ ਸਤਿਗੁਰ ਰਹਿਆ ਭਰਪੂਰ ਨਾਨਕ ਨਾਮ ਮੁਖ ਧਨ ਹੈ ਪੜੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਪੜੋ ਬਈ ਕਬੀਰ ਸੋਈ ਮੁਖ ਤਨ ਹੈ ਹੋਏ ਸੀ ਨਾ ਸਨ 78 ਚ ਇਹ ਅਭਿਆਸ ਉਹਨਾਂ ਕੋਲ ਬਹੁਤ ਜ਼ਿਆਦਾ ਸੀ ਮੇਰੇ ਵੀਰੋ ਭਰਾਵੋ ਬਹੁਤ ਗਿਆਨ ਅੱਜ ਕੱਲ ਮਿਲ ਰਿਹਾ ਹੈ ਨੈਟ ਦੇ ਜ਼ਰੀਏ ਜਗਾ ਜਗਾ ਤੇ ਬਹੁਤ ਗਿਆਨ ਖਿਲਰ ਰਿਹਾ ਹੈ ਇਹਨੂੰ ਪ੍ਰੈਕਟੀਕਲ ਜ਼ਰੂਰ ਕਰੋ ਕਮਾਈਏ ਜ਼ਰੂਰ ਨਹੀਂ ਤੇ ਹੰਕਾਰ ਵੱਧ ਜਾਂਦਾ ਸਾਡੇ ਵਰਗਾ ਗਿਆਨੀ ਕੋਈ ਨਹੀਂ ਸਾਨੂੰ ਨੌਲੇਜ ਹੋ ਗਈ ਸਾਨੂੰ ਪਤਾ ਲੱਗ ਗਿਆ ਇਹ ਅਭਿਆਸ ਹੈ ਨਾ ਜਿਹੜਾ ਸ਼ਬਦ ਦਾ ਕਮਾਈ ਕਰਨੀ ਜਿਹੜੀ ਹੈ ਇਹ ਬਹੁਤ ਜ਼ਰੂਰੀ ਹੈ ਗੁਰਬਾਣੀ ਦੇ ਗਿਆਨ ਨੂੰ ਸਮਝੋ ਗਿਆਨ ਤੋਂ ਬਾਅਦ ਪ੍ਰੈਕਟੀਕਲ ਕਰੀਏ ਉਹਦੇ ਵਿੱਚ ਆਪਣਾ ਧਿਆਨ ਲਾਈਏ ਅਭਿਆਸ ਜ਼ਰੂਰ ਕਰੋ ਜਿਹੜੇ ਭਾਈ ਸਭ ਭਾਈ ਫੌਜਾ ਸਿੰਘ ਜੀ ਵਰਗੇ ਗੁਰਮੁਖ ਸ਼ਹੀਦ ਹੋਏ ਆ ਉਹ ਸਾਰੇ ਹੀ ਨਾ ਇਹੀ ਜਾਪ ਕਰਦੇ ਆ ਅਭਿਆਸੀ ਸਨ ਕਈ ਕਈ ਘੰਟੇ ਬਹਿ ਕੇ ਉਹਨਾਂ ਨੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪਦੇ ਰਹਿਣਾ ਇਹ ਬੜੀ ਜ਼ਰੂਰੀ ਹੈ ਇਸ ਕਰਕੇ ਨਾਮ ਅਭਿਆਸ ਤੇ ਗੁਰਬਾਣੀ ਦਾ ਅਭਿਆਸ ਆਪਣੇ ਜੀਵਨ ਦਾ ਆਧਾਰ ਬਣਾ ਕੇ ਰੱਖੀਏ ਸ਼ਾਂਤ ਰਹੀਏ ਠੰਡੇ ਰਹੀਏ ਜੋ ਗੁਰੂ ਜੀ ਕਹਿੰਦੇ ਆ ਉਹਨੂੰ ਕਮਾ ਲਿਆ ਕਰੀਏ ਆਓ ਜੀ ਹੁਣ ਆਪਾਂ ਸਮਾਪਤੀ ਕਰੀਏ ਨਾਮ ਤੇ ਆਇਆ ਗਏ ਮਸਕਤ ਕਾ ਝੂਠੇ ਸਾਰੇ ਗੁਰਬਰ ਅਕਾਲ ਏ ਖਾਲਸੇ ਦੀ ਹਰ ਮੈਦਾਨ ਫਤਿਹ ਖਾਲਸੇ ਦੀ ਹਰ ਮੈਦਾਨ ਫਤਿਹ ਖਾਲਸੇ ਦੀ ਹਰ ਮੈਦਾਨ ਫਤਿਹ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ